ਇਉ ਜੀ ਬਹੁਤੇ ਗਰਭ ਵਾਸੇ ਮੋਹ ਮਗਨ ਮੀਟ ਜੋਨ ਫਾਸੇ ਇਉ ਜੀ ਬਹੁਤ ਗਰਭ ਵਾਸੇ ਇਹ ਜਿਹੜਾ ਜੀ ਆ ਨੇ ਬਹੁਤ ਸਾਰੇ ਗਰਭਾਂ ਦੇ ਵਿੱਚ ਦੀ ਸ਼ਰੀਰਾਂ ਦੇ ਨਾਲ ਜੁੜਿਆ ਬਹੁਤ ਸਾਰੇ ਦੇ ਹੰਤਾੜ ਕੀਤੀਆਂ ਨੇ ਗਰਭ ਦੇ ਵਿੱਚ ਵਸ ਕੇ ਹੀ ਇਹ ਕੋਈ ਸ਼ਰੀਰ ਧਾਰਨ ਕਰਦਾ ਗਰਭ ਕਈ ਕਿਸਮ ਦਾ ਹੋ ਸਕਦਾ ਜਿਹੜਾ ਅੰਨ ਦਾ ਦਾਣਾ ਉਹ ਵੀ ਗਰਭ ਹੈ ਫਿਰ ਵੈਸੇ ਧਰਤੀ ਦੇ ਗਰਭ ਵਿੱਚ ਜੰਮਦਾ ਹੈ ਜੰਮ ਉੱਤੇ ਵੀ ਆਉਂਦਾ ਹੈ ਜ਼ਮੀਨ ਦੇ ਉੱਤੇ ਵੀ ਜੰਮਦਾ ਅਸਲ ਜੋ ਦਾਣੇ ਦੇ ਵਿੱਚ ਜਿਹੜਾ ਜੀਵ ਉਹ ਹੀ ਗਰਭ ਹੈ ਬਸ ਗਰਭ ਵਿੱਚ ਤਾਂ ਵਸਿਆ ਸੀ ਰਸਤਾ ਹੈ ਇਹ ਰਸੀ ਦਾ ਰਸਤੇ ਜਾਣਾ ਪੈਂਦਾ ਜੇ ਮੰਜ਼ਲ ਤੇ ਪਹੁੰਚਣਾ ਹੈ ਜੇ ਰਸਤੇ ਦੇ ਵਿੱਚ ਆਲੇ ਦਾਲੇ ਝਾਕਣ ਲੱਗ ਗਈਏ ਤਾਂ ਆਲੇ ਦਾਲੇ ਬਹੁਤ ਕੁਝ ਹੁੰਦਾ ਜਿਹੜਾ ਰਸਤੇ ਤੇ ਜ਼ਿਆਦਾ ਆਲੇ ਦਾਲੇ ਦੇਖਦਾ ਉਹ ਰਸਤਾ ਘੱਟ ਤੋਰਦਾ ਰੁਕ ਵੀ ਸਕਦਾ ਕਿਤੇ ਖੜ ਵੀ ਸਕਦਾ ਕੋਈ ਜੀਵ ਵੀ ਲੱਗ ਸਕਦਾ ਉਹਦਾ ਕੁਝ ਖਾਣ ਪੀਣ ਨੂੰ ਵੀ ਦੇ ਵਿੱਚ ਵੀ ਰੁਚੀ ਹੋ ਸਕਦੀ ਹੈ ਇਸ ਤਰੀਕੇ ਨਾਲ ਆਪਣੀ ਮੰਜ਼ਿਲ ਤੋਂ ਬਹੁਤਾ ਟਾਈਮ ਥੋੜਾ ਮਤਲਬ ਹੈ ਸਪੀਡ ਨਾਲ ਚੱਲੋ ਉਹਦੀ ਸਪੀਡ ਘਟੂਗੀ ਉਹ ਵੀ ਜੇ ਚੱਲਦਾ ਰਹੇ ਤਾਂ ਵੀ ਸਪੀਡ ਘਟੂਗੀ ਕਹਿੰਦਾ ਇਹ ਹੈ ਵੀ ਜਿਹੜਾ ਜਿਵੇਂ ਤੀਰ ਆ ਪਕਮਾਨ ਤੇ ਛੱਡ ਦਿੰਦਾ ਉਹਦੇ ਵੀ ਆਲੇ ਆਲੇ ਬਹੁਤ ਕੁਝ ਹੁੰਦਾ ਉਹ ਇੱਕੋ ਸਪੀਡ ਨਾਲ ਕਿਉਂ ਤੁਰਦਾ ਉਹਦਾ ਧਿਆਨ ਟਾਰਗੇਟ 'ਚ ਹੁੰਦਾ ਇਹਨੂੰ ਤੀਰ ਵਾਂਗ ਛੱਡਣਾ ਚਾਹੀਦਾ ਸੁਰਤ ਤੀਰ ਵਾਂਗ ਚੱਲੇ ਨਾ ਸਿੱਧੀ ਇੱਕ ਤਾਂ ਤੀਰ ਸਿੱਧਾ ਚੱਲਦਾ ਬਿਲਕੁਲ ਜਦੋਂ ਨਿਗਾਹ ਇੱਧਰ ਉੱਧਰ ਜਾਂਦੀ ਹੈ ਟੇਡਾ ਚਲੇ ਜਾਂਦਾ ਫਿਰ ਟੇਡਾ ਚੱਲਿਆ ਫਿਰ ਤੀਰ ਤੀਰ ਨਹੀਂ ਰਹਿੰਦਾ ਖਬਰ ਇੱਧਰ ਨੂੰ ਚਲਾ ਇੱਧਰ ਫਸ ਜਾ ਕੇ ਕਿੱਥੇ ਖੜ ਜਵੇ ਕਿੱਥੇ ਦਾ ਜੀ ਲੱਗ ਜਵੇ ਮਾਇਆ ਦੇ ਵਿੱਚ ਹੀ ਮਾਇਆ ਦੇ ਸਰੀਰ ਦੇ ਬੋਝ ਫਸ ਕੇ ਰਹਿ ਜਾਂਦਾ ਐ ਨਹੀਂ ਦੇਖਿਆ ਵੀ ਇਹ ਤਾਂ ਸਰੀਰ ਮੈਨੂੰ ਜਿਹੜਾ ਮਿਲਿਆ ਸਰੀਰਕ ਬਲ ਮਿਲਿਆ ਤੀਰ ਨੂੰ ਚੱਲਣ ਨੂੰ ਵੀ ਸ਼ਕਤੀ ਮਿਲਦੀ ਹੈ ਉਹਦੇ ਵਿੱਚ ਉਹਨੇ ਸਫਲਤਾ ਕਰਨਾ ਸਫਲਤਾ ਉਹਨਾਂ ਜ਼ਿਆਦਾ ਕਰੂਗਾ ਜਿੰਨਾ ਸਿੱਧਾ ਜਾਊਗਾ ਜੇ ਆਪਾਂ ਉਸੇ ਧਾਗੇ ਨੂੰ ਐ ਮੋੜਦੀ ਹੈ ਸਰੀਰ ਨੂੰ ਮੋੜਦੀ ਹੈ ਉਹਦੀ ਲੰਬਾਈ ਘਟ ਜਾਣੀ ਹੁੰਦੀ ਇਸ ਕਰਕੇ ਟੇਢਾ ਨਹੀਂ ਜਾਣਾ ਸਿੱਧਾ ਜਾਣਾ ਸੁੱਧੇ ਸੁੱਧੇ ਰੇਗ ਚਲੋ ਤੋਂ ਨਾ ਤਰ ਕੋ ਤੱਕਾ ਦਵਈ ਹੀ ਰਹੇ ਨਹੀਂ ਤਾਂ ਇਹ ਜਾਂ ਉਲਟਾ ਧੱਕਾ ਵੱਜੂਗਾ ਰਾਤ ਹੋਈ ਕਿਤੇ ਪਾਸੇ ਜਾ ਡਿਗੂ ਰਸਤੇ ਤੋਂ ਕਿਤੇ ਹੋਰੇ ਪਾਸੇ ਚਲੇ ਜਾ ਤੀਰ ਰਸਤਾ ਭਟਕਿਆ ਹੋਇਆ ਬਸ ਹੋਰ ਪਾਸੇ ਚਲੇ ਜਾ ਧਿਆਨ ਰਸਤੇ ਤੋਂ ਭਟਕਿਆ ਹੋਇਆ ਹੋਰ ਪਾਸੇ ਚਲੇ ਜਾ ਦੋ ਪਾਸੇ ਨੇ ਕੁਝ ਕਿਰਤ ਸਾਡੇ ਵਾਸਤੇ ਸ਼ੁਭ ਅੱਗੇ ਆਊਗਾ ਕੁਝ ਅਸ਼ੁਭ ਇੱਥੇ ਇੱਕ ਤਾਂ ਸ਼ੁਭ ਅਸ਼ੁਭ ਪਰਮੇਸ਼ਰ ਦੇ ਦਰਬਾਰ 'ਚ ਮੰਨੀ ਹੋਈ ਹੈ ਇਹ ਕਹਤੇ ਅਸੀਂ ਸ਼ੁਭ ਸ਼ੁਭ ਮੰਨ ਲਈ ਜਿਹੜੀ ਆਦਮੀ ਨੇ ਸ਼ੁਭ ਸ਼ੁਭ ਮੰਨ ਲਿਆ ਕੰਮ ਉਹ ਪੁੰਨ ਪਾਪ ਹੈ ਉਹਦੇ ਵੇਸ ਤੇ ਧਰਮ ਬਣਾ ਲੇ ਉਹ ਸ਼ੁਭ ਕੰਮਾਂ ਕਰਕੇ ਫਸ ਰਾਜ ਪੜਦੇ ਸਾਡੇ ਬੰਨੇ ਸ਼ੁਭ ਸ਼ੁਭ ਨੇ ਨਾ ਆਪਣੀ ਅਕਲ ਨੂੰ ਬੜੀ ਮੰਨ ਲੈ ਹੂੰ ਇਹੋ ਜੀ ਬਹੁਤੇ ਗਰਭ ਵਾਸੇ ਬਹੁਤੇ ਗਰਭਾਂ ਦੇ ਵਿੱਚ ਵਾਸ ਕੀਤੇ ਨੇ ਮੋਹ ਮਗਨ ਮੀਠ ਜੋਨ ਫਸੇ ਮਿੱਠੀਆਂ ਜੋਨਾਂ ਦੇ ਵਿੱਚ ਫਸ ਗਿਆ ਲੋ ਕਰਕੇ ਉਹ ਮਿੱਠਾ ਹੋ ਗਿਆ ਨਾ ਜਿਵੇਂ ਮਿੱਠੇ ਨੂੰ ਉਹ ਲੱਗੇ ਜਾਂਦਾ ਹੈ ਉਹ ਇਹਦਾ ਮਿੱਠਾ ਮੋਹ ਮਿੱਠਾ ਲਾ ਹਾਲਾਂਕਿ ਬਹੁਤ ਜ਼ਹਿਰ ਹੈ ਇੱਕ ਜ਼ਹਿਰੀਲੀ ਚੀਜ਼ ਨਾਲ ਜ਼ਹਿਰ ਦੇ ਨਾਲ ਉਹ ਕਰਦਾ ਹੈ ਇਹ ਮਾਇਆ ਇਹਦਾ ਰਾਹ ਰੋਕਣ ਵਾਲੀ ਚੀਜ਼ ਹੈ ਅਸਲ ਚ ਆਡੀ ਪਰਵਲ ਮਾਇਆ ਹੈ ਅਸਲ ਤਾਂ ਮਾਇਆ ਰਾਹ ਰੋਕਦੀ ਹੈ ਸਰੀਰ ਰਾਹ ਰੋਕਦਾ ਹੁਣ ਆਦਮੀ ਕੀ ਕਰਦਾ ਧਰਮ ਤੇ ਕਿਉਂ ਨਹੀਂ ਚੱਲ ਰਹੇ ਲੋੜਾਂ ਸਰੀਰ ਦੇ ਨਹੀਂ ਚੱਲਦਾ ਸਰੀਰ ਦੀਆਂ ਲੋੜਾਂ ਹੀ ਨਹੀਂ ਚੱਲਣ ਦਿੰਦੀ ਸਰੀਰ ਦਾ ਹੋਈ ਨਹੀਂ ਤੁਰਨ ਦਾ ਨੂੰ ਆ ਇਹ ਫਸ ਕੇ ਰਹਿ ਗਿਆ ਇਹਦੇ ਵਿੱਚ ਸਰੀਰ ਦੇ ਮੋਹ 'ਚ ਫਸ ਕੇ ਰਹਿ ਗਿਆ ਕਮਾਨ ਦੇ ਨਾਲ ਜੇ ਰਹਿ ਗਿਆ ਤੀਰ ਕਾਂਗੇ ਕਮਾਨ ਨਾਲ ਜੁੜ ਕੇ ਰਹਿ ਜੇ ਤੀਰ ਜੇ ਕਮਾਨ ਨਾਲ ਜੁੜ ਕੇ ਰਹਿ ਜੇ ਫਿਰ ਕਾਹ ਲੱਗੇ ਹੀ ਨਹੀਂ ਸਰੀਰ ਤੇ ਨਹੀਂ ਨਿਵਾਰਨ ਹੈ ਸਫਰ ਤਾਂ ਤੈ ਕਰਦਾ ਕਮਾਨ ਨੂੰ ਛੱਡ ਜਾਂਦਾ ਹੈ ਤੀਰ ਜਦੋਂ ਕਮਾਨ ਨੂੰ ਛੱਡ ਜਾਂਦਾ ਫਿਰ ਸਫਲਤਾ ਹੁੰਦਾ ਅਸਲ ਜੇ ਸਫਰ ਹੈ ਇਹਦਾ ਜਦੋਂ ਸ਼ੁਰੂ ਹੋਣਾ ਜਦੋਂ ਇਹ ਤਿਰਕੁਟੀ ਛੱਡ ਦੇਣੀ ਹੈ ਉਹ ਤੋਂ ਪਹਿਲਾਂ ਪਹਿਲਾਂ ਤਾਂ ਕਮਾਨ ਖਿੱਚੇ ਹੁੰਦੀ ਹੈ ਜਦ ਕਮਾਨ ਖਿੱਚ ਹੁੰਦੀ ਹੈ ਤੀਰ ਸਮਾਂ ਪਿੱਛੇ ਨੂੰ ਜਾਂਦਾ ਜਿਹੜੀ ਅਸੀਂ ਆ ਸੁਣਦੇ ਸੁਣਦੇ ਆ ਇਹ ਕੁਝ ਨਹੀਂ ਹੈਗਾ ਇਹ ਛੱਡ ਕੁਝ ਨਹੀਂ ਹੁੰਦਾ ਇਹ ਤਾਂ ਛੱਡਣ ਨੂੰ ਮਨ ਨੂੰ ਜੋ ਮਨਾਉਨੇ ਆ ਅਸੀਂ ਗੁਰਬਾਣੀ ਪੜ੍ਹਨੀ ਦਾ ਮਨ ਨੂੰ ਜੋ ਮਨਾ ਰਹੇ ਆ ਵੀ ਤੂੰ ਮਰ ਜਾ ਕਮਾਨ ਛੱਡਣ ਨੂੰ ਜੇ ਤਾਂ ਨੇ ਛੱਡਤੀ ਫਿਰ ਤਾਂ ਪੜਨ ਦਾ ਫਾਇਦਾ ਹੋਇਆ ਨਹੀਂ ਇਹਦਾ ਪੜਨ ਦਾ ਕੋਈ ਫਾਇਦਾ ਵਿਸ਼ੇ ਨੂੰ ਖਿੱਚ ਲਿਆ ਤੀਰ ਛੱਡਿਆ ਨਹੀਂ ਕਮਾਉਣ ਫਿੱਟ ਲਈ ਉੱਥੇ ਫੇਰ ਆ ਗਈ ਫਿਰ ਤੇ ਤੀਰ ਥੱਲੇ ਡੇ ਫਿਰ ਪਿੱਛੇ ਖਿੱਚ ਕੇ ਜਿੰਨਾ ਖਿੱਚਿਆ ਫਿਰ ਉੱਥੇ ਹੀ ਛੱਡ ਦੀਦਾ ਹੁੰਦਾ ਤਾਂ ਦੂਰ ਜਾਂਦਾ ਜਿੱਥੇ ਬਾਣੀ ਖਿੱਚ ਕੇ ਲਿਆਉਂਦੀ ਹੈ ਉੱਥੋਂ ਹੀ ਛੱਡ ਦਵੇ ਉਹ ਫੇਰ ਜਾਂਦਾ ਉਹ ਦੂਰ ਹੈ ਜੇ ਉਹਦੇ ਫੜਿਆ ਹੋਇਆ ਇੱਕ ਕਰ ਦਵੇ ਫਿਰ ਉਹਨੂੰ ਕਾਂਗ ਤੇ ਦੇਖਣ ਉੱਥੇ ਡਿੱਪੂ ਇਹ ਤਾਂ ਖਿੱਚਦੀ ਹੈ ਕਮਾਨ ਨੂੰ ਦੂਰ ਜਾਣ ਵਾਸਤੇ ਤਾਂ ਬੰਦੀ ਫਿਰ ਗੱਤ ਬੰਦੀ ਹੈ ਜਦ ਖਿੱਚਿਆ ਹੋਇਆ ਉੱਥੋਂ ਹੀ ਛੱਡ ਦੇ ਪਿੱਛੋਂ ਜਿੱਥੇ ਖਿੱਚਿਆ ਫਿਰ ਜਾਂਦਾ ਤੇ ਗੁੱਟੀ ਤੋਂ ਪਰੇ ਜੇ ਧਾਗੇ ਨਾਲ ਉਹਨੇ ਕਨੈਕਸ਼ਨ ਤੋੜਨਾ ਨਹੀਂ ਛੱਡਣਾ ਹੀ ਨਹੀਂ ਫਿਰ ਜਾਣਾ ਕਿੱਥੇ ਉਹ ਖਿੱਚਦੀ ਹੈ ਕਮਾਂਡ ਫੇਟ ਲਾ ਕਰ ਦਿੰਦੀ ਖਿੱਚਦੀ ਹੈ ਫੇਟ ਲਾ ਕਰ ਦਿੰਦੀ ਫਿਰ ਉਹ ਜਾਣਾ ਕਿੱਥੇ ਛੱਡੂਗਾ ਥੱਲੇ ਡਿੱਗੂਗਾ ਉੱਥੇ ਗੁਰਬਾਣੀ ਇਹਨੂੰ ਖਿੱਚਦੀ ਹੈ ਦੂਰ ਪਹੁੰਚਾਉਣ ਵਾਸਤੇ ਛੁੱਟਿਆ ਹੋਇਆ ਤ੍ਰਿਕੁਟੀ ਛੁੱਟੀ ਕੋਈ ਦੂਰ ਜਾਊਗਾ ਹਾਂ ਇਹਨੂੰ ਮਾਇਆ ਤ੍ਰੈ ਗੁਣ ਬਸ ਕੀਨੇ ਇਹ ਮਾਇਆ ਨੇ ਜਿਹੜੇ ਜੀਵ ਬਸ ਕੀਤੇ ਨੇ ਤਿੰਨੇ ਗੁਣਾਂ ਜਿ ਫਸਾ ਕੇ ਬਸ ਕੀਤੇ ਤਿੰਨਾਂ ਗੁਣਾਂ ਦੇ ਕਰਕੇ ਬਸ ਕਰ ਤਿੰਨ ਗੁਣ ਰਜੋ ਗੁਣ ਤਮੋ ਗੁਣ ਸਤਗੁਣ ਕੁਝ ਲੋਕ ਤਮੋਗੁਣ ਚ ਫਸੇ ਹੋਏ ਨੇ ਉਹਨਾਂ ਦੀ ਗੁੱਸਾ ਕ੍ਰੋਧ ਪ੍ਰਧਾਨ ਹੈ ਹਉਮੈ ਪ੍ਰਧਾਨ ਹੈ ਜਿੱਤੇ ਹਉਮੈ ਗੁੱਸਾ ਔਰ ਕ੍ਰੋਧ ਇਕੱਠੇ ਪ੍ਰਧਾਨ ਹੋਣ ਹਉਮੈ ਦਾ ਕ੍ਰੋਧ ਪ੍ਰਧਾਨ ਵਾਲਾ ਹੋਵੇ ਉਹ ਇਹ ਜਿਹੇ ਫੈਸਲੇ ਲੈਂਦਾ ਹੁੰਦਾ ਜਿਹੜਾ ਮੇਰੇ ਤੋਂ ਥੋੜਾ ਖਰਾਬ ਕਤਲ ਕਰਦਾ ਜਿਵੇਂ ਆਤਵਾਦੀ ਕਰਦੇ ਨੇ ਤੇ ਆਪਣੇ ਫੈਸਲੇ ਹੁੰਦੇ ਆਪੇ ਰੱਬ ਹੁੰਦੇ ਬਹੁਤ ਅਗਰ ਆਪੇ ਕਰਦਾ ਕਰੂਰ ਅਤ ਕਰੂਰ ਤੇ ਕਰੋਧ ਦੇ ਨਾਲ ਦਾ ਜੋੜਾ ਗਿਆ ਨਾ ਉੱਥੇ ਸਮਝੋ ਪੈਟਰੋਲ ਨੂੰ ਤੇਲੀ ਪਾ ਲਾਤੀ ਬੋਲੇ ਸਭ ਨੂੰ ਭਸਣ ਕਰਨਾ ਫਿਰ ਜਿਹੜੀ ਚੀਜ਼ ਵਿਸਟ ਹੋਵੇ ਬਸ ਖਤਮ ਦੁਆ ਨੂੰ ਰੂਪ ਰਜੋਗਣ ਕ੍ਰੋਧ ਨਹੀਂ ਕ੍ਰੋਧ ਸ਼ਾਂਤ ਹੈ ਅਜੋ ਗੁਣ ਵਾਲੇ ਨੂੰ ਕ੍ਰੋਧ ਨਹੀਂ ਹੁੰਦਾ ਦੂਜੇ ਦਾ ਗੁੱਸਾ ਬਰਦਾਸ਼ਤ ਕਰ ਲੈਂਦਾ ਦੂਜੇ ਦਾ ਗੁੱਸਾ ਬਰਦਾਸ਼ਤ ਕਰ ਲੈਂਦਾ ਲੜਨਾ ਨਹੀਂ ਉਹ ਹੁੰਦਾ ਲਸ਼ਮ ਦੀ ਲੜਾਈ ਲੜਾਈ ਦੀ ਸਮਾਈ ਜਿਹੜੀ ਹੁੰਦੀ ਹੈ ਵੀ ਕਰਕੇ ਹੁੰਦੀ ਹੈ ਵੀ ਭਾਈ ਨਿਆਣੇ ਪਾਲਦੇ ਆ ਫਲਾਣੇ ਕੀ ਖੱਟ ਲੈ ਲੜਾਈ ਜੋ ਟੰਗ ਕਰੇਗੀ ਖੱਟ ਲੈ ਉਹ ਨਾ ਤਵਾਉਣ ਜਾਂਦਾ ਨਾ ਸਗਾਉਣ ਚ ਵੀ ਨਹੀਂ ਹੁੰਦਾ ਉਹ ਜੇ ਬਹੁਤਾ ਚੰਗਾ ਨਹੀਂ ਹੁੰਦਾ ਤਾਂ ਕਮ ਸੇ ਕਮ ਮਾੜਾ ਤਾਂ ਨਹੀਂ ਹੁੰਦਾ ਬਾੜੇ ਕੰਮ ਤੋਂ ਡਰਦਾ ਚਲੋ ਬਾੜੇ ਕੰਮ ਤੋਂ ਡਰਨਾ ਵੀ ਚੰਗੀ ਹੋ ਗੱਲ ਹੈ ਬੈਗਰ ਨੂੰ ਨਹੀਂ ਜਾਂਦਾ ਉਹ ਜਿਹੜਾ ਰਜੋਗਣ ਵਾਲਾ ਬੰਦਾ ਇਹ ਜੇ ਸਿੱਧਾ ਮਤਲਬ ਹੈ ਧਰਮ ਦਾ ਅਨੁਸਾਰ ਲੈਣਾ ਸਤੋਗੁਣ ਚ ਨਾ ਜਾਵੇ ਫਿਰ ਤਾਂ ਚੰਗਾ ਰਹਿਣਾ ਜੇ ਸਤੋਗੁਣ ਤੇ ਜਾ ਕੇ ਸਤੋਗੁਣ ਦੇ ਰਸਤੇ ਜਾ ਕੇ ਤਮ ਜਾਣਾ ਚਾਹੇ ਸਤੋਗੁਣ ਚ ਫਸਣ ਨੂੰ ਬਹੁਤ ਖੁਸ਼ ਸਤੋਗੁਣ ਚ ਭਰਮ ਪੈਦਾ ਹੋ ਜਾਂਦਾ ਸਤੋਗੁਣ ਚ ਫਸੇ ਨਹੀਂ ਜਨ ਧਰਮ ਵੱਲ ਚਾਲੇ ਤੇ ਹਰ ਮਿਲਣ ਕੋ ਵਿੱਚ ਅਟ ਗਿਆ ਚੀਜ਼ ਸਾਰੇ ਸਤੋਗੁਣ ਚਾਲੇ ਗਏ ਸਤੋਗੁਣ ਬਹੁਤ ਖਤਰਨਾਕ ਚੀਜ਼ ਹੈ ਸਤਿਗੁਰ ਨਾਲ ਮੰਨਦਾ ਹੁੰਦਾ ਮੈਂ ਪੁੰਨ ਕਰਦਾ ਮੈਂ ਪਾਪ ਕਰਦਾ ਇਹ ਸਭ ਤੋਂ ਬੜਾ ਕਰਮ ਹੈ ਮੈਂ ਪੁੰਨ ਕਰਦਾ ਮੈਂ ਪਾਪ ਕਰਦਾ ਰਜੋਗੁਣ ਨਾਲ ਮੰਨਦਾ ਹੁੰਦਾ ਮੈਂ ਪਾਪੀ ਹਾਂ ਚਾਹੇ ਪੁੰਨ ਕਰ ਵੀ ਲਵੇ ਉਹਨੂੰ ਪੁੰਨ ਨਹੀਂ ਦਿੰਦੇ ਪਾਪ ਦਿੰਦੇ ਹੁੰਦੇ ਡਰ ਸੁਪਨਾ ਸਾਡੀ ਜ਼ਿੰਦਗੀ ਹਾਲ ਰਹਿੰਦਾ ਡਰ ਵਾਲੇ ਛਣ ਇੱਕ ਵਾਰ ਡਰ ਵਾਲੇ ਛਣ ਹੋਣ ਚਾਹੇ ਕਿਸੇ ਐਕਸੀਡੈਂਟ ਦੇ ਹੋਣ ਚਾਹੇ ਕਿਤੇ ਲੜਾਈ ਦੇ ਹੋਣ ਚਾਹੇ ਕਿਤੇ ਡਾਕੂਆਂ ਨਾਲ ਪੰਜਾ ਪੈ ਗਿਆ ਹੋਵੇ ਰਾਜ ਉਹ ਸਾਰੀ ਜ਼ਿੰਦਗੀ ਆ ਸਕਦੀ ਐਨ ਮੌਤ ਦੇ ਮੂੰਹ ਚੋਂ ਹੀ ਬਚਿਆ ਹੋਵੇ ਕੋਈ ਬੰਦ ਹੋਰ ਬਹੁਤ ਕੁਝ ਭੁੱਲ ਜਾਂਦਾ ਉਹ ਨਹੀਂ ਬੋਲਦਾ ਇਵੇਂ ਇਹਨੂੰ ਪੁੰਨ ਨਹੀਂ ਆਦਰੰਦਾ ਹੋਤਾ ਹੁੰਦਾ ਪੁੰਨ ਦਾ ਨੂੰ ਉਪਦੇਸ਼ ਹੁੰਦਾ ਵੀ ਪੁੰਨ ਕਰਕੇ ਭੁੱਲ ਜਾਈਦਾ ਪੁੰਨ ਕਰਕੇ ਕੋਈ ਮੰਗੀਦਾ ਨਹੀਂ ਹੁੰਦਾ ਪੁੰਨ ਪਰ ਕਰਕੇ ਉਹ ਯਾਦ ਨਹੀਂ ਰੱਖੀ ਜਾਂਦੀ ਹੁੰਦਾ ਰਜੋਗੁਣ ਵਾਲਾ ਇਹ ਜੇ ਬੰਦੇ ਹੁੰਦੇ ਉਹ ਕਹਿੰਦੇ ਨਾ ਅਗਰ ਨਾ ਨਾ ਚੱਲੋ ਪਰੇ ਨਾ ਤੇ ਕੀ ਲੈਣਾ ਤੁਸੀਂ ਉਹ ਰਜੋਗੁਣ ਵਾਲੇ ਬੰਦੇ ਆਪਣੇ ਨਾਂ ਨੂੰ ਲਿਖੋਦਾ ਨਾਂ ਨੂੰ ਲਿਖੋਦਾ ਜਿਹੜਾ ਨਾਂ ਨੂੰ ਲਿਖੋਦਾ ਨਹੀਂ ਨਾ ਨਾਂ ਨੂੰ ਉਹ ਸਤਗੁਣ ਨਾਲ ਉਹ ਕਹਿੰਦਾ ਮੇਰਾ ਨਾਂ ਚਾਹੀਦਾ ਦਾਨ ਤਾਂ ਬੜਾ ਕਰਦਾ ਪਰ ਉਹ ਨੋ ਵੀ ਚਾਹੁੰਦਾ ਨਾਲ ਉਹ ਰਜੋ ਗੁਣ ਵਾਲਾ ਰਹਿੰਦਾ ਦਾਨ ਕਰਦਾ ਵੀ ਡਰਦਾ ਵੀ ਮੇਰਾ ਇਹ ਮਨ ਚਲਾ ਜਾਵੇ ਉਹ ਦਾਨ ਦੇ ਬਦਲੇ ਪਹਿਲਾਂ ਕੋ ਚਾਹੁੰਦਾ ਦੁਨੀਆ ਦੀ ਵਡਿਆਈ ਦੀ ਇੱਛਾ ਹੋ ਜਾਂਦੀ ਇਸ ਕਰਕੇ ਜੇ ਰਜੋਗੁਣ ਵਾਲੇ ਚੋਂ ਸਿੱਧਾ ਧਰਮ ਦੇ ਵਿੱਚ ਜਾਵੇ ਉਹ ਜ਼ਿਆਦਾ ਲੋਕ ਗਏ ਨੇ ਰਜੋ ਗੁਣ ਜੀ ਧਰਮ ਦਾ ਰਸਤਾ ਹੈ ਅਸਲ ਜਾਣ ਸਤੋ ਗੁਣ ਦਾ ਵਿਗੜ ਜਾਂਦਾ ਨੇ ਜਾ ਕੇ ਰਜੋ ਗੁਣ ਵਾਲਾ ਬਣਦਾ ਸਤੋ ਗੁਣ ਹੀ ਹੋਈ ਹੈ ਪਰ ਉਹ ਇਹੋ ਜਿਹਾ ਸਤੋ ਗੁਣ ਹੀ ਬਣਦਾ ਵੀ ਦਾਨ ਕਰਦਾ ਚੰਗਾ ਕੰਮ ਕਰਦਾ ਮੰਨਦਾ ਨਹੀਂ ਕਰਦਾ ਡਰਦਾ ਚੰਗਾ ਵੀ ਮਾੜੇ ਦਾ ਡਰਨਾ ਚੰਗੇ ਤੋਂ ਵੀ ਡਰਦਾ ਵੀ ਮੇਰਾ ਇਹ ਮਨੇ ਚਲੇ ਜਾਵੇ ਇਹਦਾ ਮਤਲਬ ਹੈ ਨਾ ਚੰਗਾ ਕਰਦਾ ਨਾ ਨਾ ਮਾੜਾ ਕਰਦਾ ਚੰਗਾ ਕਰਦਾ ਹੋਇਆ ਵੀ ਉਹ ਕਰਦਾ ਨਹੀਂ ਤਾਂ ਡਰਦਾ ਨਾ ਉਹ ਮਰਦਾ ਨਹੀਂ ਮੈਂ ਕਰਦਾ ਜਾਹਰ ਨਹੀਂ ਕਰਦਾ ਮੈਂ ਮਰਦਾ ਕਮਲ ਕਮ ਚੰਗਾ ਕੰਮ ਕਰਨ ਦੇ ਵਿੱਚ ਜਿਹੜਾ ਡਰਦਾ ਹੈ ਡਰ ਕੇ ਕਰਦਾ ਹੈ ਉਹਦਾ ਚੰਗਾ ਕੰਮ ਕੀਤਾ ਹੈ ਜਮਾ ਹੋ ਜਾਂਦਾ ਉਹਨੂੰ ਦਾ ਲਾਭ ਹੋ ਜਾਂਦਾ ਨਹੀਂ ਚੰਗਾ ਕੰਮ ਕੀਤਾ ਤਾਂ ਬੁੱਧੀ ਖਰਾਬ ਕਰ ਦਿੰਦਾ ਚੰਗਾ ਕੰਮ ਕੀਤਾ ਰਹੇ ਹੰਕਾਰ ਪੈਦਾ ਹੋਣਾ ਮਾੜਾ ਕੰਮ ਕੀਤੇ ਦਾ ਹੰਕਾਰ ਪੈਦਾ ਨਹੀਂ ਹੁੰਦਾ ਮਾੜਾ ਕੰਮ ਕਰਕੇ ਤਾਂ ਹੰਕਾਰ ਖਰਚ ਹੁੰਦਾ ਚੰਗਾ ਕੰਮ ਕਰਕੇ ਹੰਕਾਰ ਜਮਾ ਹੁੰਦਾ ਇਸ ਕਰਕੇ ਜਿਹੜਾ ਦਾਨ ਹੈ ਪੁੰਨ ਹੈ ਇਹ ਜ਼ਿਆਦਾ ਖਤਰਨਾਕ ਹੈ ਪਾਪ ਨੂੰ ਪਾਪ ਕਰਕੇ ਤਾਂ ਮੰਨਦਾ ਮੈਂ ਪਾਪ ਕੀਤਾ ਆਪਣੇ ਤੇ ਬੋਝ ਬਣਦਾ ਚਾਹੇ ਕਰੀ ਵੀ ਜਾਂਦਾ ਨਹੀਂ ਜਾਂਦਾ ਪਰ ਕਮ ਸੇ ਕਮ ਇਹ ਕਹਿੰਦਾ ਮੈਂ ਮਾੜਾ ਕੰਮ ਕੀਤਾ ਪਾਪ ਨੂੰ ਮਾੜਾ ਤਾਂ ਬਣਦਾ ਨਾ ਪਛਤਾਵਾ ਤਾਂ ਹੈ ਉਹਦਾ ਉਹ ਹੰਕਾਰ ਦਾ ਨਹੀਂ ਉਹਦਾ ਬਣਿਆ ਬਸ ਸਿੱਤੇ ਹੰਕਾਰ ਦਾ ਹੀ ਡਰ ਕਰਮ ਤੋਂ ਹੰਕਾਰ ਨਾ ਪੈਦਾ ਹੋ ਕਹਿੰਦਾ ਵੀ ਹੋ ਗਿਆ ਪਰ ਕਹਿੰਦਾ ਪੁੰਨ ਜ਼ਿਆਦਾ ਖਤਰਨਾਕ ਐਵੇਂ ਸੁਖ ਜ਼ਿਆਦਾ ਖਤਰਨਾਕ ਹੈ ਦੁੱਖ ਨਾਲ ਉਹਨੇ ਜ਼ਿਆਦਾ ਖਤਰਨਾਕ ਹੈ ਭਾਵ ਨਾਲ ਜਿਹੜੀ ਅਸੀਂ ਆਪਣੇ ਮਨ ਦੀ ਭਗਤੀ ਕਰਦੇ ਆ ਆਪਣੇ ਮਨ ਦੀ ਵਿਧੀ ਇਹ ਜ਼ਿਆਦਾ ਖਤਰਨਾਕ ਹੈ ਕਾਹੀ ਲੋਨ ਨੇ ਵੀ ਇੱਕ ਸਵਾਲੇ ਪੂਜਾ ਕਰਨ ਜਾਂਦਾ ਤਾਂ ਇੱਕ ਇੱਟ ਮਾਰਦਾ ਹੁੰਦਾ ਸੀ ਉਹ ਇੱਟ ਮਾਰਨ ਵਾਲੇ ਨੂੰ ਜੰਗਾ ਸਮਝ ਲਿਆ ਉਹਨਾਂ ਕਰਨ ਵਾਲਾ ਤਾਂ ਹੰਕਾਰੀ ਸੀ ਭਗਤੀ ਕਰਨ ਵਾਲਾ ਉਹਦੀ ਭਗਤੀ ਰੋਜ਼ ਹੰਕਾਰ ਕਰਦੀ ਸੀ ਉਹ ਕਹਿੰਦਾ ਇਹ ਪਖੰਡੀਆ ਹਿੱਟ ਮਾਰਦਾ ਸੀ ਅਸਲ ਤਾਂ ਉਹ ਪਰਮੇਸ਼ਰ ਦਾ ਪਹਿਰਾ ਦੇ ਰਿਹਾ ਤੇ ਸਭ ਵੀ ਪਖੰਡੀ ਉਹਨੂੰ ਕਹਿ ਰਿਹਾ ਮੈਂ ਪਖੰਡਵਾਦ ਦੇ ਇੱਟ ਮਾਰਦਾ ਤੇਰੇ ਨਹੀਂ ਮਾਰਦਾ ਅਸਲ ਤੇ ਪਖੰਡਵਾਦ ਦੇ ਆ ਵੀ ਇੱਟ ਪਖੰਡਵਾਦ ਦੇ ਮਾਰਦੀ ਉਹ ਉਹਨੇ ਕਿਹਦੇ ਮਾਰਦੀ ਹੈ ਗੁਰਬਾਣੀ ਹੀ ਦੇ ਮਾਰਦੀ ਹੈ ਪਖੰਡਵਾਦ ਦੇ ਹੀ ਮਾਰਦੀ ਹੈ ਜੋ ਮਾਰਦੀ ਹੈ ਉਹ ਤਾਂ ਆ ਸੀਗਾ ਪਖੰਡਵਾਦ ਦੇ ਮਾਰਨ ਨਾਲ ਕਬੀਰ ਸੀ ਉਹ ਤਾਂ ਉਸ ਭਗਤੀ ਤੋਂ ਇੱਕ ਆਦਮੀ ਪ੍ਰਭਾਵਿਤ ਨਹੀਂ ਸੀ ਇਹਦਾ ਮਤਲਬ ਭਗਤ ਨੂੰ ਗਾਂ ਖੜਾ ਸੀ ਜਿਹੜੀ ਭਗਤੀ ਤੋਂ ਮੈਂ ਪ੍ਰਭਾਵਿਤ ਨਹੀਂ ਹੈਗਾ ਉਹ ਤੋਂ ਮੈਂ ਕਹਾਂ ਖੜਾ ਤਰਕਸ਼ੀਲ ਇਹਨਾਂ ਸੰਤਾਂ ਤੋਂ ਕਹਾਂ ਖੜੇ ਨੇ ਜਿਹੜੇ ਇਹਨਾਂ ਨੂੰ ਪਖੰਡੀ ਮੰਨਦੇ ਨੇ ਜਿਹੜੇ ਲੋਕ ਸੰਤਾਂ ਨੂੰ ਪਖੰਡੀ ਮੰਨਦੇ ਨੇ ਸੰਤਾਂ ਨੂੰ ਵੱਡੇ ਭਗਤ ਨੇ ਉਹ ਜਿਹੜੇ ਇਹਨਾਂ ਦੇ ਜਾਲ ਫਸੇ ਨੇ ਮੂਰਖ ਨੇ ਇਹ ਉਹਨਾਂ ਨੂੰ ਭਗਤ ਮੰਨਦੇ ਨੇ ਜਿਹੜੇ ਜਾਲ 'ਚ ਫਸੇ ਨੇ ਜਿਹੜੀਆਂ ਇਹਨਾਂ ਦੇ ਜਾਲ ਦੀਆਂ ਮੱਛੀਆਂ ਨੇ ਉਹਨਾਂ ਨੇ ਤਾਂ ਉਹਨਾਂ ਦੇ ਪੈਸੇ ਵੱਟਣੇ ਨੇ ਜਿਹੜੀਆਂ ਮੱਛੀਆਂ ਮੇਰੇ ਜਾਲ 'ਚ ਫਸ ਗਈਆਂ ਮੇਰੇ ਬਾਅਦ ਤਾਂ ਉਹੀ ਕਮਾਈ ਹੈ ਜਿਹੜੇ ਲੋਕ ਐ ਸੰਸਾਰੀ ਭਗਤਾਂ ਨੂੰ ਭਗਤ ਨਹੀਂ ਮੰਨਦੇ ਉਹਨਾਂ ਦੇ ਇਹਨਾਂ ਦੀ ਭਗਤੀ ਦਾ ਅਸਰ ਨਹੀਂ ਉਹ ਵਧੀਆ ਭਗਤ ਬਣ ਸਕਦੇ ਨੇ ਜੇ ਉਹਨਾਂ ਨੂੰ ਗੁਰਬਾਣੀ ਦੀ ਸਮਝ ਆ ਜਾਵੇ ਇਹਨਾਂ ਦੀ ਉਹਨਾਂ ਨੂੰ ਸਮਝ ਆ ਵੀ ਇਹ ਸਾਰੇ ਪਖੰਡੀ ਇਸ ਕਰਕੇ ਜਦੋਂ ਵੀ ਗੁਰਮਤ ਪ੍ਰਗਟ ਹੁੰਦੀ ਹੈ ਚੰਡੀ ਪ੍ਰਗਟ ਹੁੰਦੀ ਹੈ ਰਾਖਸ਼ ਸਾਰੇ ਹੀ ਸ਼ਹੀਦ ਹੋ ਜਾਂਦੇ ਨੇ ਦੇਵਤੇ ਜੋ ਵੱਜਦੀ ਹੈ ਕੋਟ ਦੇਵਤੇ ਕੁਝ ਦੇਰ ਵਾਸਤੇ ਜਾਇਜਾਕਾਰ ਕਰਕੇ ਜਦ ਹੀ ਫੇਰ ਹੋ ਜਾਈ ਹੋ ਜਾਂਦੇ ਨੇ ਕੁਝ ਦੇਰ ਜਾਇਜਾਕਾਰ ਕਰਕੇ ਦਸਮ ਪਾਸ਼ਾ ਦੇ ਨਾਲ ਹੀ ਜਾਇਜਾਕਾਰ ਖਤਮ ਹੋ ਗਿਆ ਰਾਜ ਕਰੇਗਾ ਖਾਲਸਾ ਸ਼ੁਰੂ ਕਰ ਲਿਆ ਇਹ ਦੇਵਤੇ ਹੀ ਜਿਹੜੇ ਨਾਲ ਰਲੇ ਨੇ ਪਹਿਲਾਂ ਤਾਂ ਨਾਲ ਰਲ ਗਏ ਜਦ ਦੀ ਸੀ ਰਾਜ ਅਦੇ ਹੀ ਪਾੜ ਲਿਆ ਦਾ ਸੰਭਾਸ਼ਾ ਦੇ ਬਾਅਦ ਦੇਵਤੇ ਕੀ ਸੁਖ ਚਾਹੁੰਦੇ ਹੁੰਦੇ ਨੇ ਰਾਜ ਚਾਹੁੰਦੇ ਹੁੰਦੇ ਨੇ ਦੇਵਤੇ ਸੰਸਾਰੀ ਰਾਜ ਨੂੰ ਪੈਂਦੇ ਹੁੰਦੇ ਨੇ ਦੇਵਤੇ ਕੋਈ ਚੰਗੀ ਗੱਲ ਨਹੀਂ ਹਨ ਦੇਵਤਿਆਂ ਦੇ ਦੇਵ ਲੋਕ ਜੋ ਫਸੇ ਨੇ ਬਹੁਤ ਔਖੇ ਨਿਕਲਦੇ ਨੇ ਸਤੋਗੁਣ ਦੀ ਖਾਈ ਬਹੁਤ ਖਤਰਨਾਕ ਹੈ ਸਾਰੇ ਧਰਮ ਜਿੰਨੇ ਦੁਨੀਆ ਦੇ ਵਿੱਚ ਪੈਰਲਲ ਨੇ ਜਿਨ੍ਹਾਂ ਨੂੰ ਨਾਸ ਕਰਨਾ ਚਾਹੁੰਦੀ ਹੈ ਜਿਹੜੀਆਂ ਮਤਾਂ ਦਾ ਗੁਰਬਾਣੀ ਇਹ ਸਤੋਗੁਣ ਵਾਲਿਆਂ ਨੇ ਚਲਾਇਆ ਨੇ ਇਹ ਸਾਰੇ ਢਿੱਕੇ ਰਾਹ ਦੇ ਰੋੜੇ ਇਹਨਾਂ ਨੇ ਪੈਦਾ ਕੀਤੇ ਨੇ ਆਪਣੀ ਆਪਣੀ ਮਤ ਅਨੁਸਾਰ ਜਿਹੜੇ ਧਰਮ ਚਲਾਏ ਨੇ ਇਹ ਧਾਰਮਿਕ ਬੰਦਿਆਂ ਨੇ ਹੀ ਚਲਾਏ ਹੋਏ ਨੇ ਫਿਰ ਕਾਹਦਾ ਹੀ ਬਣੀ ਖੜੇ ਨੇ ਰਾਜਸਥਾਨ ਸਮਾਂ ਇਹਨਾਂ ਨੂੰ ਮੰਨਦੇ ਨਹੀਂ ਹਨ ਤੇ ਗੁਰਬਾਣੀ ਵੀ ਨਹੀਂ ਮੰਨਦੀ ਜਿਹੜਾ ਨੂੰ ਇਹ ਰਾਖਸ਼ ਕਹਿੰਦੇ ਨੇ ਉਹ ਤਾਂ ਫਿਰ ਗੁਰੂ ਸਾਹਿਬ ਨਾਲ ਖੜੇ ਨੇ ਗੁਰਬਾਣੀ ਨਾਲ ਖੜੇ ਨੇ ਪਰ ਉਹਨਾਂ ਨੂੰ ਕੌਣ ਸਮਝਾਵੇ ਉਹਨਾਂ ਨੂੰ ਸਮਝਾਵੇ ਕੌਣ ਵੀ ਧਾਰਮਿਕ ਤੁਸੀਂ ਹੋ ਆ ਮਤ ਹੋਵੇ ਤਾਂ ਸਮਝਾਵੇ ਉਹਨਾਂ ਨੇ ਤਾਂ ਉਹਨਾਂ ਨੂੰ ਰਾਖਸ਼ ਕਹਿਣਾ ਉਹਨਾਂ ਨੂੰ ਭਰਮ ਹੋ ਗਿਆ ਸਾਡੀ ਅਸੀਂ ਤੁਹਾਨੂੰ ਨਹੀਂ ਮੰਨਦੇ ਉਹਨਾਂ ਨੂੰ ਰਾਜਾਂ ਨੂੰ ਇਹ ਕਿਉਂਕਿ ਉਹਨਾਂ ਨੂੰ ਧਰਮ ਦਾ ਗਿਆਨ ਕੋਈ ਨਹੀਂ ਧਰਮ ਅਸਲੀ ਦਾ ਤਾਂ ਗਿਆਨ ਕੋਈ ਨਹੀਂ ਪਰ ਨਕਲੀ ਧਰਮ ਨੂੰ ਨਹੀਂ ਬੰਦੇ ਨਕਲੀ ਦਾ ਗਿਆਨ ਹੈ ਉਹਨੂੰ ਵੀ ਨਕਲੀ ਹੈ ਬੈ ਤਾਂ ਬਣਦਾ ਦਾਰੂ ਰੋਗ ਦੋਹਾਂ ਦਾ ਪਤਾ ਹੋਵੇ ਦਾਰੂ ਰੋਗ ਦੋਵੇਂ ਵਿੱਚ ਮੁਝੇ ਤਾਂ ਕੋ ਬੈਲ ਹੈ ਰਾਵਣ ਰਿਸ਼ੀ ਮੁਨੀ ਬੰਦ ਕੀਤੇ ਨੇ ਜੇਲ੍ਹ 'ਚ ਰਿਸ਼ੀਆਂ ਮੁਨੀਆਂ ਨੂੰ ਗੁਰਬਾਣੀ ਵੀ ਕਹਿੰਦੀ ਹੈ ਝੂਠੇ ਨੇ ਗੁਰਬਾਣੀ ਦਾ ਉਹਨੇ ਝੂਠੇ ਬੰਦੀ ਹੈ ਉਹ ਤਾਂ ਕਹਿੰਦਾ ਰਾਵਣ ਨਾਲ ਜੋੜ ਦਿੱਤਾ ਵਿਚਾਰ ਵੇਦ ਦਾ ਗਿਆ ਤਾਂ ਉਹ ਵੇਦ ਨੂੰ ਗੁਰਬਾਣੀ ਸਾਡੀ ਵਾਈ ਕਰਦੀ ਹੈ ਉਹ ਇਹਨਾਂ ਨੂੰ ਪਖੰਡੀ ਮੰਨਦਾ ਤਾਂ ਜਿਹੜੇ ਤੇ ਡੱਕੇ ਨੇ ਵੀ ਜੇ ਉਹ ਕਰਾਵਾਤੀ ਸੀ ਰਿਸ਼ੀ ਮੁਨੀ ਰਾਮਚੰਦਰ ਨੂੰ ਕਿਉਂ ਲੈ ਕੇ ਗਏ ਰਾਵਣ ਨਾਲ ਲੜਨ ਨੂੰ ਆਪਣੀ ਕਰਾਮਾਤਾਂ ਕਰਨ ਮਾਰ ਦਿੰਦੇ ਉਹ ਰਾਵਣ ਨੂੰ ਰਾਮਚੰਦਰ ਨੂੰ ਕਿਉਂ ਲੈ ਗਏ ਮੈਨੂੰ ਲੜ ਕੇ ਮਾਰ ਇਹਦਾ ਵਾਲਾ ਕਰਾਮਾਤ ਨਹੀਂ ਕੋਈ ਹੁੰਦੀ ਰਾਵਣ ਤੋਂ ਸਾਨੂੰ ਬਚਾ ਰਾਮਚੰਦਰ ਨੂੰ ਲੈ ਕੇ ਜਾਂਦੇ ਨੇ ਰਾਮਚੰਦਰ ਉਹਨਾਂ ਗੁਰੂ ਮੰਨਦਾ ਵੀ ਸ਼ਕਤੀ ਵਾਲੇ ਫਿਰ ਉਹ ਸ਼ਕਤੀ ਵਰਤ ਲੈਂਦੇ ਰਾਵਣ ਤੇ ਇਹ ਸਭ ਝੂਠ ਨੇ ਰਾਵਣ ਨੂੰ ਤਾਂ ਪਤਾ ਸੀ ਵੀ ਸ਼ਕਤੀ ਹੁੰਦੀ ਨਹੀਂ ਉਹਦਾ ਜਾਣਦਾ ਸੀ ਸ਼ਕਤੀ ਹੁੰਦੀ ਨਹੀਂ ਹੁਣ ਅਸੀਂ ਤਾਂ ਸੰਗਲ ਲਾ ਲੈਂਦੇ ਤੇ ਇਹਨਾਂ ਨੂੰ ਜਾ ਕੇ ਸਾਰੇ ਸੱਤਰ ਜਿਹੜੇ ਵੇਲੇ ਹੁੰਦੇ ਤੇ ਸੰਗਲ ਲਾ ਲੈਣਾ ਡਾਂਗ ਜੋ ਤੋਂ ਚੱਕਰ ਤੋਂ ਪਹਿਲਾਂ ਹੀ ਮੰਤਾ ਕਰਨ ਲੱਗ ਜਾਣਾ ਉਹਨਾਂ ਨੇ ਅਰਦਾ ਦੀ ਪਬਲਿਕ ਹੁੰਦੀ ਸੀ ਉਹਨਾਂ ਨੂੰ ਭਰਮ ਹੈ ਸਾਡੇ ਨਿਆਣੇ ਨਾ ਬਿਮਾਰ ਹੋ ਜਾਣ ਸਾਨੂੰ ਭਰਮ ਕੋਈ ਨਹੀਂ ਉਹਦੇ ਬੱਲੇ ਕੁਝ ਨਹੀਂ ਸਿਰਫ ਭਰਮ ਹੈ ਲੋਕਾਂ ਨੂੰ ਇਹਨਾਂ ਦੇ ਬੱਲੇ ਕੁਝ ਹੈ ਸਾਡਾ ਭਰਮ ਚੱਕਿਆ ਵੀ ਜੰਮਣ ਵਾਲਾ ਹੁਕਮ ਹੈ ਉਹ ਭਰਮ ਪਾ ਕੇ ਗੁਰੂ ਬਣਦੇ ਨੇ ਝੂਠੇ ਭਰਮ ਗਿਆਨੀ ਨੇ ਇਹ ਆਪਣੇ ਗਿਆਨ ਦਾ ਲੋਕਾਂ ਤੇ ਭਰਮ ਜਾਲ ਪਾਇਆ ਹੋਇਆ ਹੈ ਵੀ ਅਸੀਂ ਹੈਗੇ ਹਾਂ ਕੁਝ ਮਾਹੇ ਲਿਖੇ ਭਰਮ ਗਿਆਨੀ ਗਿਆਨ ਨਹੀਂ ਬਹੁਤੇ ਮੁਖ ਬਹੁਤ ਬੱਤੇ ਬਹੁਤ ਗੱਲਾਂ ਕਰਨ ਵਾਲਾ ਗਿਆਨੀ ਨਹੀਂ ਹੁੰਦਾ ਇਹਨਾਂ ਉਹ ਗੱਲਾਂ ਹੀ ਨੇ ਗੱਲੀ ਕਿਹਨਾਂ ਨੇ ਪਾਇਆ ਫਿਰ ਘਨੇਰੇ ਕਰੇ ਗੱਲਾਂ ਗੱਲੀ ਕਿਹਨਾਂ ਨੇ ਪਾਇਆ ਉਹ ਲੋਕ ਡਰਪੋਕ ਨੇ ਡਰਦੇ ਨੇ ਫਸਾਏ ਹੋਏ ਨੇ ਝੂਠੀਆਂ ਕਹਾਣੀਆਂ ਘੜ ਘੜ ਕੇ ਝੂਠੇ ਗ੍ਰੰਥ ਘੜ ਘੜ ਕੇ ਫਸਾਏ ਹੋਏ ਨੇ ਇਹਵੇਂ ਲੋਕ ਖੁਰਸ਼ੀਦ ਦਾ ਜੋ ਗੁਰਦਾਰ ਨੂੰ ਫੇਡਰੀ ਜਾਂਦੇ ਨੇ ਪਹਿਲਾਂ ਖਾਲਸਾ ਕਿਉਂ ਸੀ ਦਿੱਤਾ ਸ਼ੀਦਾ ਦਾ ਹੁਣ ਰਹੀ ਜਾਂਦੇ ਨੇ ਜਾਏ ਹੋਏ ਨੇ ਲੋਕ ਭਰਮ ਜਾਲ ਚ ਫਸਾ ਕੇ ਇਹ ਡਰਾ ਕੇ ਹੀ ਆਪਣੇ ਚੇਲੇ ਬਣਾਉਂਦੇ ਨੇ ਡਰ ਦਿੱਤਾ ਹੋਇਆ ਨਰਕ ਦਾ ਗੁਰਬਾਣੀ ਕਹਿੰਦੇ ਨਰਕ ਦੇ ਸੀ ਦੱਦੇ ਹੀ ਨਹੀਂ ਨਰਕ ਹੁੰਦਾ ਹੀ ਨਹੀਂ ਨਰਕ ਸੁਰਗ ਤੇ ਮਾਇ ਰਹੇ ਹੋ ਕਬੀਰ ਕਹਿੰਦੇ ਸਤਗੁਰ ਕੇ ਪ੍ਰਸਾਦ ਜਿਹੜਾ ਸੱਚ ਦਾ ਗਿਆਨ ਹੈ ਗੁਰਬਾਣੀ ਦਾ ਡਰੇ ਚੱਕਦਾ ਭੈ ਚੱਕਦਾ ਭੈ ਨਹੀਂ ਹੈ ਜੀ ਸਾਰੀ ਇਹ ਸਭ ਭੈ ਫਰਜ਼ੀ ਭੈ ਹੈ ਇਹ ਸਭ ਭੈ ਫਰਜ਼ੀ ਹੈ ਇਹਨਾਂ ਦੀ ਕ੍ਰੀਏਟ ਕੀਤੀ ਉਹ ਜੇ ਦੇ ਜੋਸ਼ੀ ਬਣੇ ਬੈਠੇ ਨੇ ਜੋ ਤੇ ਜੋ ਲਾਉਂਦੇ ਨੇ ਆਡਾ ਅੱਡ ਲਾਉਂਦੇ ਨੇ ਉਹ ਕਹਿੰਦਾ ਆਹ ਉਹ ਕਹਿੰਦਾ ਆਹ ਇੱਕ ਦੂਰੇ ਵਿਰੋਧੀ ਨੇ ਤੇ ਕੌਣ ਸੱਚਾ ਹੋਇਆ ਸੱਚਾ ਕੋਈ ਵੀ ਨਹੀਂ ਹੈ ਇਹਨਾਂ ਕੋਲ ਸੱਚੀ ਹੈ ਮਾਇਆ ਬਸ ਇਹਨਾਂ ਨੇ ਮਾਇਆ ਨੂੰ ਸੱਚ ਮੰਨਿਆ ਹੋਇਆ ਜਗ ਜੀਵਨ ਨੂੰ ਸੱਚ ਮੰਨਿਆ ਹੋਇਆ ਜੋ ਸੱਚ ਹੈ ਉਹ ਤੇ ਅੱਗੇ ਹੋਇਆ ਤੇ ਗੁਰਬਾਣੀ ਕਹਿੰਦੀ ਹੈ ਸੋਇਆ ਹੈ ਤੂੰ ਜਾਗ ਆਣਾ ਤੈ ਜੀਵਨ ਜਗ ਸੱਚ ਕਰ ਸੱਚ ਕਰ ਜਾਣਾ ਉਹ ਉਹਨੂੰ ਜਿਹੜਾ ਜੀਵਨ ਸੱਚ ਮੰਨਦਾ ਗੁਰਬਾਣੀ ਉਹਨੂੰ ਕਹਿੰਦੀ ਤੂੰ ਸੁੱਤਾ ਪਿਆ ਇਹ ਤਾਂ ਸਭ ਸੁੱਤੇ ਹੋਏ ਨੇ ਜਿੰਨੇ ਸੰਤ ਨੇ ਕਿਸੇ ਨੂੰ ਜਾਗਣ ਵੀ ਨਹੀਂ ਦਿੰਦੇ ਜੇ ਕੋਈ ਜਾਗ ਆਇਆ ਤਾਂ ਸਾਨੂੰ ਸੁੱਤੇ ਨੂੰ ਦੇਖ ਲੂਗਾ ਦੁਨੀਆ ਨੂੰ ਜਗਾ ਦੂਗਾ ਜਿੰਨੇ ਧਰਮ ਪੈਦਾ ਕੀਤੇ ਨੇ ਸਦੋਗਣ ਵਾਲਿਆਂ ਨੇ ਕੀਤੇ ਨੇ ਆਪਣੇ ਬੜੇ ਬਣਾ ਕੇ ਫਸਾ ਕੇ ਬਹਿ ਗਏ ਸੰਗਤ ਤਾਂ ਡਿਵਾਈਡ ਕਿਨੇ ਕੀਤੀ ਹੈ ਸੰਤਾਂ ਨੇ ਕੀਤੀ ਇਹ ਆ ਫਿਰ ਅੱਛਾ ਸਿਆਸਤਦਾਨਾਂ ਨੇ ਕੀ ਕਿ ਆਪਣਾ ਆਪਣਾ ਤੜਾ ਤੜੇ ਕਿਹਨੇ ਬਣਾਏ ਨੇ ਸੱਚ ਨਾਲ ਤੜਾ ਤੜੇ ਦਾ ਵੀ ਜ਼ਿਕਰ ਕੀਤਾ ਇੱਕ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਕਿਸੇ ਦਾ ਤੜਾ ਆਪਣੇ ਜਵਾਈ ਨਾਲ ਹਾਰੇ ਤੜੇ ਇਕੱਠੇ ਕਰੇ ਕਿਤੇ ਕੁੜੀ ਵਿਆਹ ਤੇ ਕਿਤੇ ਮੁੰਡਾ ਵਿਆਹ ਦਾ ਤੜਾ ਬਣਾ ਲਿਆ ਰਿਸ਼ਤੇਦਾਰੀਆਂ ਟਿਕਟਾਂ ਅੰਦਰ ਐਮਐਲਏ ਬਣਾਉਂਦੇ ਰਾਜ ਕਰਦੇ ਨੇ ਤੜੇ ਬਣਾ ਕੇ ਕਰਦੇ ਨੇ ਪਲਾਨਡ ਪ੍ਰੋਗਰਾਮ ਨਾਲ ਪਹਿਲਾਂ ਧੜੇ ਬਣਾਉਂਦੇ ਨੇ ਪਹਿਲਾਂ ਨੇ ਸਰਕਾਰੀਆਂ ਪਾਉਂਦੇ ਨੇ ਇਹ ਕੀ ਇਹ ਕਾਦੇ ਵਾਸਤੇ ਪਾਉਂਦੇ ਨੇ ਸਿਰਫ ਮਾਇਆ ਵਾਸਤੇ ਜੀਵਨ ਜਗ ਸੱਚ ਕਰਕੇ ਬਣਿਆ ਹੈ ਸੱਚ ਨਾਲ ਤੜਾ ਪਾਉਂਦੇ ਨੇ ਗੁਰਮੁਖ ਝੂਠ ਨਾਲ ਤੜਾ ਪਾਉਂਦੇ ਨੇ ਮਨਮੁਖ ਜਿਹੜਾ ਪਹਿਲਾਂ ਹੀ ਝੂਠ ਨਾਲ ਤੜਾ ਪਾਉਂਦਾ ਉਹ ਤਾਂ ਸਾਰੇ ਮਨਮੁਖ ਨੇ ਗੁਰਬਾਣੀ ਦਾ ਉਹਨਾਂ ਦੀ ਨਿੰਦਿਆ ਕਰਦੀ ਹੈ ਇਹ ਕਹਿੰਦੇ ਅਸੀਂ ਸਿੱਖਾਂ ਗੁਰਬਾਣੀ ਸਭ ਕਹ ਹੈ ਜੋ ਹੋ ਰਿਹਾ ਤੇ ਖਿਲਾਫ ਖੜੀ ਹੈ ਸੰਸਾਰ 'ਚ ਤੇ ਅਸੀਂ ਫਿਰ ਇਹ ਕੀ ਹੈ ਸੁਣ ਲੈਨੇ ਆ ਛੇ ਸੁਣ ਕੇ ਮੰਨੀਏ ਜੀਵਨ ਨਾ ਬਦਲ ਜਾ ਫਿਰ ਮਾਲਾ ਬਾਦ ਲੈਨੇ ਆ ਔਰ ਔਖੇ ਹੋ ਕੇ ਸੁਣਦੇ ਆ ਉਹਨਾਂ ਚਿਰ ਇਹਨੂੰ ਛੇਤੀ ਬੰਦ ਕਰੀਏ ਤੇ ਹੋਰ ਗੱਲ ਛੇੜੀਏ ਜਦੋਂ ਕੋਲ ਕੋਲ ਕੋਲ ਹੋਰੇ ਗੱਲਾਂ ਦੀ ਹੋਣ ਲੱਗ ਜਾਂਦੀਆਂ ਸੁਣਨ ਸੁਣਦੀ ਸਾਰੇ ਵਿਆਖਿਆ ਦਾ ਕੋਈ ਕਰਦਾ ਹੀ ਨਹੀਂ ਨਾ ਕਰਨ ਦਿੰਦਾ ਨਾ ਸੁਣ ਕਹ ਹੈ ਜੋ ਸਾਡੇ ਜੋ ਖਿਲਾਫ ਹੈ ਗੱਲ ਆਪਣੇ ਖਿਲਾਫ ਗੱਲ ਸੁਣਨੀ ਬੜੀ ਔਖੀ ਹੈ ਜੇ ਪ੍ਰਚਾਰਕ ਪ੍ਰਚਾਰ ਕਰ ਦਵੇ ਠੀਕ ਤਾਂ ਪ੍ਰਬੰਧਕ ਕਹਿੰਦੇ ਸਾਡੇ ਖਿਲਾਫ ਬੋਲਦਾ ਉਹਨਾਂ ਨੂੰ ਉਹਨਾਂ ਦੀ ਗਲਤੀ ਹੈ ਉਹ ਜਿਹੜੀ ਗੁਰਬਾਣੀ ਕਹਿ ਰਹੀ ਹੈ ਉਹ ਕਹਿੰਦੇ ਨੇ ਉਂਗਲ ਸਾਡੇ ਵੱਲ ਹੋ ਰਹੀ ਹੈ ਉਹਨਾਂ ਨੂੰ ਲੱਗ ਦੇਖੋ ਕਸੂਰਵਾਰ ਨੂੰ ਤਾਂ ਹੀ ਉਂਗਲ ਮੇਰੇ ਵੱਲ ਸਾਰਿਆਂ ਵੱਲੇ ਉਂਗਲ ਕਰ ਰਹੀ ਹੈ ਪਰ ਉਹਨਾਂ 'ਚ ਹੰਕਾਰ ਜ਼ਿਆਦਾ ਹੈ ਉਹ ਨਹੀਂ ਚਾਹੁੰਦੇ ਸੁਣਨਾ ਨਹੀਂ ਚਾਹੁੰਦੇ ਉਹਨਾਂ ਦਾ ਉੱਥੇ ਹੁਕਮ ਚੱਲਦਾ ਗੁਰਦੁਆਰੇ ਪਰ ਜਿਹੜੇ ਧਾਰਮਿਕ ਬੰਦੇ ਨੇ ਆਪਣੇ ਆਪ ਨੂੰ ਧਾਰਮਿਕ ਡਿਕਲੇਅਰ ਕਰਦੇ ਨੇ ਲੱਖਾਂ ਰੁਪਏ ਗੁਰਦਾਰਿਆਂ ਨੂੰ ਦਿੰਦੇ ਨੇ ਪਹਿਲਾਂ ਗੁਰਦਾਰਿਆਂ ਦੇ ਕਬਜ਼ਾ ਕਰਕੇ ਉਹੀ ਗੁਰਬਾਣੀ ਦੇ ਖਿਲਾਫ ਖੜੇ ਨੇ ਕਿ ਉਹਨਾਂ ਦਾ ਆਚਰਣ ਗੁਰਬਾਣੀ ਦੇ ਖਿਲਾਫ ਹੈ ਉਸ ਆਚਰਣ ਦੇ ਖਿਲਾਫ ਉਹ ਕਿਉਂ ਬੋਲਣ ਲੈਣ ਜਿਹੜਾ ਉਹ ਕਰ ਰਹੇ ਨੇ ਆਚਰਣ ਦੇ ਖਿਲਾਫ ਬੋਲਦੇ ਨੇ ਉਸ ਆਚਰਣ ਜਿਹੜਾ ਉਹਨਾਂ ਦੇ ਖਿਲਾਫ ਬੋਲਦੇ ਨੇ ਉਹ ਤਾਂ ਸਾਬਤ ਹੁੰਦਾ ਵੀ ਇਹ ਸਿੱਖ ਨਹੀਂ ਆਮ ਪਬਲਿਕ ਨੂੰ ਆਮ ਪਬਲਿਕ ਦੀ ਨਗਾਹ ਸਾਬਤ ਹੋ ਜਾਏ ਸਿੱਖ ਨਹੀਂ ਹਨ ਫਿਰ ਲੋਕ ਉਹਨਾਂ ਦੀ ਮੰਨਤਾ ਤੋਂ ਹਟ ਜਾਣਗੇ ਪਬਲਿਕ ਨੂੰ ਨਾ ਪਤਾ ਲੱਗ ਜਵੇ ਵੀ ਅਸੀਂ ਸਿੱਖ ਨਹੀਂ ਹੈਗੇ ਪਬਲਿਕ ਨੂੰ ਨਾ ਪਤਾ ਲੱਗ ਜਾ ਮੈਂ ਸੰਤ ਨਹੀਂ ਹੈਗਾ ਇਹ ਖਤਰੇ ਤੋਂ ਗੁਰਬਾਣੀ ਦੇ ਸਹੀ ਅਰਥ ਹੋਣ ਨਹੀਂ ਰਹੇ ਨਾ ਲੋਕਾਂ ਨੇ ਆਪਣਾ ਪਰਦਾ ਨੰਗਾ ਹੁੰਦਾ ਉਹਨਾਂ ਦਾ ਧਾਰਮਿਕ ਲੋਕ ਜਿਹੜੇ ਦੇਵਤੇ ਨੇ ਉਹਨਾਂ ਨੂੰ ਸਜ਼ਾ ਹੀ ਇਸ ਗੱਲ ਦੀ ਮਿਲਦੀ ਹੁੰਦੀ ਹੈ ਜੇ ਵੱਡੇ ਵੱਡੇ ਤਾਂ ਪੈਦਾ ਹੁੰਦੇ ਹੁੰਦੇ ਨੇ ਕਿ ਉਹ ਖੁਦ ਸੱਚ ਤੋਂ ਖਰਾਬ ਹੋ ਜਾਂਦੇ ਨੇ ਦੇਵਤੇ ਐਨੀਆਂ ਮੱਤਾਂ ਬਣਾ ਲੈਂਦੇ ਨੇ ਗੁਰਬਤ ਨੂੰ ਕਿਤੇ ਉੱਠਣੇ ਨਹੀਂ ਦਿੰਦੇ ਗੁਰਬਤ ਦੇ ਖਿਲਾਫ ਪ੍ਰਚਾਰ ਹੁੰਦਾ ਨਾ ਹੰਕਾਰੀ ਹੋ ਜਾਂਦੇ ਨੇ ਇਸ ਗੱਲ ਦਾ ਜਵਾਬ ਦੇ ਰਿਹਾ ਸੰਭਾਸ਼ਾ ਸਵਾਲ ਦਾ ਕੋਈ ਜੇ ਤੂੰ ਪਰਮੇਸ਼ਰ ਹੈਗਾ ਸਰਵ ਸ਼ਕਤੀਮਾਨ ਹੈ ਤੇਰੇ ਭਾਣੇ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤੇ ਇਹ ਆਖਿਰ ਵੱਡੇ ਵੱਡੇ ਕਿਉਂ ਪੈਦਾ ਕਰਦਾ ਫਿਰ ਤੈਨੂੰ ਆਉਣਾ ਪੈਂਦਾ ਇਹਨਾਂ ਨੂੰ ਮਾਰਨ ਵਾਸਤੇ ਉਹ ਕਹਿੰਦਾ ਦੇਵਤਿਆਂ ਦਾ ਹੰਕਾਰ ਤੋੜਨ ਵਾਸਤੇ ਮੈਂ ਪੈਦਾ ਕਰਦਾ ਪਹਿਲਾਂ ਲੋਕਾਂ ਨੂੰ ਸਮਝਾਓ ਤੁਸੀਂ ਆਪਣਾ ਧਰਮ ਮਨਾਓ ਜਦੋਂ ਧਰਮ ਨੂੰ ਮੰਨਣ ਵਾਲਿਆਂ ਦੀ ਤਾਦਾਦ ਵੱਧ ਜਾਂਦੀ ਹੈ ਬਹੁਤ ਜ਼ਿਆਦਾ ਇਹ ਲੁਕਣ ਲੱਗ ਜਾਂਦੇ ਨੇ ਭੋਰਿਆਂ 'ਚ ਦਰਦੇ ਵੀ ਸਾਨੂੰ ਸਵਾਲ ਲੋਕ ਕਰਨਗੇ ਸਾਡੇ ਕੋਲ ਜਵਾਬ ਨਹੀਂ ਉਦੋਂ ਅੰਦਰੋਂ ਇਹ ਕੰਬੇ ਹੋਏ ਹੁੰਦੇ ਨੇ ਸਾਰੇ ਧਾਰਮਿਕ ਲੋਕ ਵੀ ਇਹ ਧਰਮ ਨੂੰ ਖਤਰਾ ਹੈ ਉਹਨਾਂ ਵਾਲੇ ਧਰਮ ਨੂੰ ਖਤਰਾ ਹੁੰਦਾ ਉਹਨਾਂ ਵਾਲੇ ਧਰਮ ਦੇ ਲੋਕ ਬਾਗੀ ਹੁੰਦੇ ਨੇ ਫਿਰ ਉਹ ਵੀ ਚਾਹੁੰਦੇ ਹੁੰਦੇ ਨੇ ਵੀ ਇਹਨਾਂ ਤੋਂ ਖੜਾ ਛਡਾਉਣ ਵਾਸਤੇ ਕੋਈ ਪੈਦਾ ਹੋਵੇ ਜੀ ਫਿਰ ਸੱਚ ਨੂੰ ਆਉਣਾ ਹੀ ਪੈਂਦਾ ਬਾਹਰ ਤੁਹਾਡੇ ਦੋ ਬਲਕਿ ਰਾਖਸ਼ਾਂ ਦਾ ਤੁਹਾਡਾ ਹਾਵੀ ਹੋ ਜਾਂਦਾ ਜਦ ਜਦ ਚੰਡੀ ਪ੍ਰਗਟ ਹੁੰਦੀ ਜਾਂ ਇਹਨਾਂ ਨੂੰ ਕੋਈ ਹਾਲ ਲੈਂਦੇ ਨੇ ਮੂਰੇ ਮੂਰੇ ਇਹ ਦੇਵ ਨੂੰ ਮੂਰੇ ਮੂਰੇ ਭਜਾ ਲੈਂਦੇ ਨੇ ਜਿਵੇਂ ਕਮਲੇ ਸੁਭਜਾਈ ਫਿਰਦੇ ਨੇ ਭਜਾਈ ਫਿਰਦੇ ਨੇ ਅਨਸਲਵਾੜੀਏ ਨੇ ਜਿਹੜੇ ਜਦ ਇਹ ਭਜਾ ਲੈਂਦੇ ਨੇ ਧਰਮ ਆਦਮੀ ਨੂੰ ਫੇਰ ਡਰਦੇ ਉਹਨਾਂ ਤੋਂ ਡਰਦੇ ਧਰਮ ਨੂੰ ਫਿਰ ਆਰਾਧਨਾ ਕਰਦੇ ਨੇ ਧਰਮ ਦਾ ਨੂੰ ਪਤਾ ਨਹੀਂ ਹੁੰਦਾ ਫਿਰ ਪਰਮੇਸ਼ਰ ਨੂੰ ਆਰਾਧਨਾ ਕਰਦੇ ਨੂੰ ਤਾਂ ਇਹਨਾਂ ਤੋਂ ਬਚਾ ਫਿਰ ਗੁਰਮਤਿ ਪ੍ਰਗਟ ਹੁੰਦੀ ਹੈ ਵੀ ਜੇ ਇਹਨਾਂ ਤੋਂ ਤਾਂ ਬਚਾਓਗੇ ਇੱਧਰ ਹੋ ਇਹ ਧਰਮ ਨਾਲ ਚਰਚਾ ਤਾਂ ਚਰਚਾ ਕਰਦੇ ਨਹੀਂ ਡਰਦੇ ਨੇ ਉਹਨਾਂ ਦੇ ਝੂਠੇ ਨੇ ਤਾਂ ਗੁਰਮਤਿ ਦੀ ਚਰਚਾ ਸ਼ੁਰੂ ਹੁੰਦੀ ਹੈ ਗੁਰਮਤਿ ਜਿੱਤਿਆਂ ਦੀ ਹੈ ਇਹ ਵੀ ਹਾਰ ਜਾਂਦੇ ਨੇ ਉਹ ਵੀ ਹਾਰ ਜਾਂਦੇ ਨੇ ਰਾਖਸ਼ ਇਹਨਾਂ ਨੂੰ ਪਹਿਲਾਂ ਉਹ ਧਰਮ ਨੂੰ ਮੰਨ ਲੈਂਦੇ ਨੇ ਸੱਚ ਨੂੰ ਰਾਖਸ਼ ਪਹਿਲਾਂ ਮੰਨਦੇ ਨੇ ਜਿਹੜਾ ਮੰਨਦਾ ਉਸ ਨੂੰ ਮਰ ਗਿਆ ਕਿਹਾ ਹੋਇਆ ਲੜਾਈ ਮਰਦਾ ਕੋਈ ਨਹੀਂ ਹੈਗਾ ਰਾਖਸ਼ ਪਹਿਲਾਂ ਮੰਨਦੇ ਨੇ ਵੀ ਇਹ ਧਰਮ ਹੁੰਦਾ ਅਸੀਂ ਮੰਨਦੇ ਆ ਇਹਦਾ ਧਰਮ ਠੀਕ ਹੈ ਇਹਨਾਂ ਵਾਲੇ ਨੂੰ ਨਹੀਂ ਮੰਨਦੇ ਗੁਰਬਾਣੀ ਕਹਿੰਦੀ ਇਹਨਾਂ ਵਾਲਾ ਤਾਂ ਅਸੀਂ ਵੀ ਨਹੀਂ ਮੰਨਦੇ ਹੁਣ ਉਹਨਾਂ ਨੂੰ ਤਾਂ ਇੱਕ ਸਪੋਰਟ ਐਸੀ ਮਿਲ ਜਾਂਦੀ ਹੈ ਪਹਿਲਾਂ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਧਰਮ ਕੇ ਨਹੀਂ ਹੈਗੇ ਗੁਰਬਾਣੀ ਜੋ ਕਮੜਿਓ ਅਸਲੀ ਤਾਂ ਧਾਰਮਿਕ ਤੁਸੀਂ ਹੋ ਜਿਹੜੇ ਇਹਨਾਂ ਦੇ ਖਿਲਾਫ ਲੜਦੇ ਹੋ ਪਖੰਡਵਾਦ ਦੇ ਪਖੰਡਵਾਦ ਦੇ ਖਿਲਾਫ ਗੁਰਬਾਣੀ ਲੜਦੀ ਹੈ ਅਸਲ 'ਚ ਰਾਖਸ਼ ਜਿਹੜੇ ਨੇ ਗੁਰਮਤ ਦੀ ਫੌਜ ਹੈ ਉਹ ਗੁਰਮਤ ਨਾਲ ਛੇਤੀ ਖੜ ਜਾਂਦੇ ਉਹਨਾਂ ਤੋਂ ਡਰਦੇ ਦੇਵਤੇ ਮੰਨਦੇ ਨੇ ਗੁਰਮਤ ਨੂੰ ਵਰਨਾ ਗੁਰਮਤ ਨੂੰ ਨਹੀਂ ਦੇਵਤੇ ਮੰਨਦੇ ਆ ਕੌਣ ਸੀ ਅਨੰਦਪੁਰ ਸਾਹਿਬ ਕੌਣ ਸੀ ਦੇਵਤੇ ਹੀ ਸੀ ਦੇਵਤੇ ਨੂੰ ਮੰਨਣ ਵਾਲੇ ਸੀ ਪਾਸੇ ਭਾਈ ਧਾਰੀਏ ਵੀ ਉਹ ਦੂਏ ਵੀ ਦੇਵਤੇ ਹੀ ਨੇ ਦੋ ਧਰਮ ਨੂੰ ਮੰਨਣ ਵਾਲੇ ਨੇ ਇਸਲਾਮ ਧਰਮ ਇੱਕ ਹਿੰਦੂ ਧਰਮ ਦੋਏ ਦੇਵਤੇ ਖੜੇ ਨੇ ਖਰਾਬ ਹੋਏ ਰਾਖਸ਼ ਲਾਉਣਾ ਕੋਈ ਨਹੀਂ ਹੈ ਇੱਕ ਦੂਏ ਨੂੰ ਰਾਜ ਕਹੀ ਜਾਣੇ ਮੁਸਲਮਾਨ ਹਿੰਦੂ ਰਾਜ ਕਹੀ ਜਾਂਦੇ ਨੇ ਉਹਨਾਂ ਨੂੰ ਕਹੀ ਜਾਂਦੇ ਨੇ ਦੋਈ ਨੇ ਕੋਈ ਨਹੀਂ ਨੇ ਗੁਰਬਾਣੀ ਵੀ ਦੁਆ ਨੂੰ ਕਹਿੰਦੀ ਹਿੰਦੂ ਨਾ ਤੁਰਕੂ ਕਰ ਕਮੀ ਦੁਆ 'ਚ ਹੈ ਇਹ ਤਾਂ ਦੁਆ ਤੋਂ ਡਰਦੇ ਨਾ ਜਿਹੜੇ ਇਹਨਾਂ ਤੋਂ ਬਾਗੀ ਹੋ ਜਾਂਦੇ ਨੇ ਜਿਨ੍ਹਾਂ ਤੋਂ ਖਿਲਾਫ ਇਹ ਧਰਮ ਬੋਲਦੇ ਨੇ ਉਹਨਾਂ ਦੀ ਫੌਜ ਇੰਨੀ ਵੱਜ ਜਾਂਦੀ ਹੈ ਉਹਨਾਂ ਦੇ ਸਵਾਲ ਉਹਨਾਂ ਛਾਣੇ ਬੰਦੇ ਪੜ੍ਹੇ ਲਿਖੇ ਹੋ ਜਾਂਦੇ ਇਹਨਾਂ ਦੀਆਂ ਕਮਜ਼ੋਰੀਆਂ ਅੱਜ ਮੈਂ ਹੁਣ ਜ਼ਾਹਰ ਕਰੀ ਜਾਂਦੇ ਨੇ ਟੀਵੀ ਵਾਲੇ ਟੀਵੀ ਵਾਲਿਆਂ ਨੂੰ ਧਰਮ ਨਹੀਂ ਮੰਨਦੇ ਟੀਵੀ ਵਾਲੇ ਇਹਨਾਂ ਦੇ ਪਿੱਛੇ ਪੈ ਗਏ ਹੁਣ ਇਹ ਡਰਦੇ ਨੇ ਉਹਨਾਂ ਤੇ ਇਹ ਤਾਂ ਆਪੇ ਸਕੰਜੇ ਚਾਉਣੇ ਨੇ ਕੁਦਰਤ ਵਾਲਾ ਉੱਤੋਂ ਹੀ ਫੇਰਦਾ ਕੁਝ ਇਹਨਾਂ ਦੀ ਲੜਾਈ ਚ ਸੱਚ ਪ੍ਰਗਟ ਹੁੰਦਾ ਸੱਚ ਦੀ ਲੋੜ ਹੁੰਦੀ ਹੈ ਫਿਰ ਇਹ ਹੁੰਦੀ ਹੈ ਵੀ ਅਸਲ ਧਰਮ ਹੈ ਕੀ ਇਹ ਸਵਾਲ ਆਇਆ ਹੈ ਦੁਨੀਆ ਦੇ ਵਿੱਚ ਵੀ ਫਿਰ ਅਸਲ ਧਰਮ ਕੀ ਹੈ ਜੇ ਸਾਡੇ ਕੋਲੇ ਪਖੰਡ ਹੈ ਕਹਿੰਦਾ ਕਹੋ ਪਰਮੇਸ਼ਰ ਹੈ ਨਹੀਂ ਮੰਨੋ ਸਾਰੀ ਦੁਨੀਆ ਜਿਹੜੀ ਉਹਦੀ ਡੈਫੀਨੇਸ਼ਨ ਦਿੰਦੇ ਹੋ ਤੁਸੀਂ ਇਹ ਆਪਣੇ ਦਿਖਾਓ ਕੀ ਹੈ ਇਹਦਾ ਦਿਖਾਓ ਆ ਦੱਸੋ ਕੀ ਹੈ ਸਾਬਤ ਕਰੋ ਤੇ ਨਹੀਂ ਚੁੱਪ ਕਰਕੇ ਬਹਿ ਜਾਓ ਸਾਰੇ ਸਾਬਤ ਕੌਣ ਕਰੇ ਜੇ ਤੂੰ ਕਹਿਣਾ ਹੈਗਾ ਤਾਂ ਦਿਖਾ ਦੇ ਸਮਝਾ ਤੈਨੂੰ ਕਿਵੇਂ ਸਮਝਾਉਣ ਜੋਗਾ ਕੋਈ ਹੈ ਨਹੀਂ ਜਿਹੜਾ ਸਮਝਾਉਣ ਜੋਗਾ ਨਹੀਂ ਪਖੰਡੀ ਹੋ ਗਿਆ ਨਾ ਇਹ ਤਾਂ ਆਪ ਹੀ ਪਖੰਡ ਹੋ ਜਾਣਾ ਨਾ ਉੱਥੇ ਤਾਂ ਇਹ ਆ ਵੀ ਆ ਤਸਵੀਰ ਚਾ ਖਰਾਬੀ ਆ ਆ ਪਈਆ ਬਈ ਸਰਕਾਰ ਦੇ ਠੀਕ ਠੀਕ ਕਰਨ ਦਾ ਉਹ ਕਲਮ ਚੱਕੂ ਜਿਹੜਾ ਠੀਕ ਜਾਣਦਾ ਹੋ ਕੀ ਹੈ ਫੇਰ ਹੀ ਪੈਨਸਲ ਚੱਕਣੀ ਕਿਸੇ ਨੇ ਪੈਨਸਲ ਨਹੀਂ ਚੱਕਣੀ ਕਿਸੇ ਨੇ ਗੱਲ ਸੱਚ ਦੱਸੋ ਕੀ ਹੈ ਝੂਠ ਦੱਸਣਾ ਕੋਈ ਔਖਾ ਨਹੀਂ ਹੈ ਝੂਠ ਤਾਂ ਸਾਰੇ ਜਾਣਦੇ ਨੇ ਸ਼ੰਕਾ ਸਾਰੇ ਕਾਲਾ ਵਗਾਨਾ ਕੀ ਕਰਦਾ ਸ਼ੰਕਾ ਕਰਦਾ ਕਿਤੇ ਐ ਨਾ ਹੋਵੇ ਕਿਤੇ ਐ ਨਾ ਹੋਵੇ ਪਰ ਤੂੰ ਕੀ ਦੱਸਦਾ ਕਿਤੇ ਤੈਨੂੰ ਤਾਂ ਸ਼ੰਕਾ ਹੈ ਜੋ ਸ਼ੰਕਾ ਨਿਵਾਰਨ ਕਰਨੀ ਹੈ ਸ਼ੰਕਾ ਖੜੀ ਕਰਨ ਨੂੰ ਤੇ ਸ਼ੰਕਾ ਕੋਈ ਵੀ ਖੜੀ ਜਿੰਨੀ ਮਰਜ਼ੀ ਖੜੀ ਕਰ ਲੋ ਸਵਾਲ ਖੜੇ ਕਰਨੇ ਕੋਈ ਔਖੇ ਨਹੀਂ ਸਵਾਲਾਂ ਦੇ ਜਵਾਬ ਨਾਲ ਦੋ ਜਿਹਨੇ ਸਵਾਲ ਖੜੇ ਕਰਦੇ ਹੁੰਦੇ ਨੇ ਉਹਨਾਂ ਦੇ ਜਵਾਬ ਲੱਭ ਕੇ ਨਾਲ ਰੱਖੋ ਵੀ ਇਹ ਸਵਾਲ ਦਾ ਜਵਾਬ ਆ ਹੈ ਗੁਰਬਾਣੀ ਸਵਾਲ ਕ੍ਰੀਏਟ ਕਰਦੀ ਹੈ ਜਵਾਬ ਜਦੇ ਦਿੰਦੀ ਹੈ ਵਿਵੇਕ ਬੁੱਧੀ ਕਾਦੀ ਹੋਈ ਜਿਹੜਾ ਸਵਾਲ ਖੜਾ ਕਰਦੀ ਹੈ ਨਾਲੇ ਜਵਾਬ ਦੇ ਦਿੰਦੀ ਸਵਾਲ ਘਾ ਰਹਿਣਾ ਹੀ ਨਹੀਂ ਸਵਾਲ ਖੜੇ ਨੇ ਜਵਾਬ ਕੋਈ ਨਹੀਂ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਇਹ ਮਾਇਆ ਨੇ ਤਿੰਨ ਗੁਣ ਬਸ ਕੀਤੇ ਨੇ ਰਜੋ ਸੁ ਤਮੋ ਸਤੋ ਸਤੋ ਗੁਣ ਵਾਲੇ ਵੀ ਮਾਇਆ ਦੇ ਚੱਕਰ 'ਚ ਪਏ ਜਾਂਦੇ ਨੇ ਸੰਤ ਜਿੰਨੇ ਨੇ ਜਿੰਨੇ ਧਰਮ ਨੇ ਸਾਰੇ ਮਾਇਆ ਦੇ ਅਧੀਨ ਨੇ ਮਾਇਆ ਦੇ ਗੁਲਾਮ ਨੇ ਉਥੇ ਨਾ ਇੰਦਰਪੁਰੀ ਸ਼ਿਵਪੁਰੀ ਬ੍ਰਹਮਪੁਰੀ ਤਿੰਨੇ ਕਾਲਵਸ ਨੇ ਇੰਦਰਪੁਰੀ ਦਾ ਵਿਸ਼ਨੂੰ ਵਿਸ਼ਨੂੰ ਦਾ ਅਵਤਾਰ ਹੈ ਬ੍ਰਹਮਪੁਰੀ ਵਾਲੇ ਪੰਡਤ ਨੇ ਗਿਆਨਵਾਨ ਨੇ ਆਪਣੇ ਆਪ ਨੂੰ ਲਿਆ ਸ਼ਿਵਪੁਰੀ ਸਮਾਧੀ ਲਾਉਣ ਵਾਲੇ ਨੇ ਕਰਾਮਾਤਾ ਤਿੰਨੇ ਹੀ ਕਾਲ ਵਸ ਤ੍ਰੈ ਗੁਣ ਮਾਇਆ ਬਿਨਸ ਵਿਸਾਲਾ ਜਿਹੜਾ ਮਾਇਆ ਦੇ ਨਾਲ ਜੁੜਿਆ ਹੈ ਤਿੰਨਾਂ ਗੁਣਾਂ ਦੇ ਵਿੱਚ ਤਿੰਨਾਂ ਗੁਣਾਂ ਜੇ ਮਾਇਆ ਪ੍ਰਧਾਨ ਮਾਇਆ ਛੁੱਟਦੀ ਹੈ ਜਦ ਚੌਥੇ ਕੋਲ ਜਾ ਕੇ ਛੁੱਟ ਗਿਆ ਤੁਰਿਆ ਦੇ ਵਿੱਚ ਜਾ ਕੇ ਤੁਰਿਆ ਲੱਗਿਆ ਕਿਸੇ ਨੂੰ ਨਹੀਂ ਜਿੱਥੇ ਜਾ ਕੇ ਮਾਇਆ ਨੇ ਛੁੱਟਣਾ ਲੋੜ ਉਸ ਪੁਆਇੰਟ ਦੀ ਹੈ ਉਹ ਕਿੱਥੇ ਛੁੱਟਣਾ ਸਹਿਜ ਸੁਣਨ ਦਾ ਘਾਟ ਹੈ ਕਬੀਰ ਕਹਿੰਦਾ ਇੱਕ ਪਾਸੇ ਮਾਇਆ ਸੁਣ ਇੱਕ ਪਾਸੇ ਸਹਿਜ ਇੱਕ ਪਾਸੇ ਜਾਗਦੇ ਨੇ ਇੱਕ ਪਾਸੇ ਸੁਪਨਾ ਦੇਖਣ ਵਾਲੇ ਨੇ ਉਹ ਬਾਰਡਰ ਹੈ ਇੱਕ ਪਾਸੇ ਲੋਕ ਹੈ ਹਾਂ ਤਿੰਨੇ ਲੋਕ ਨੇ ਇੱਕ ਪਾਸੇ ਪਰਲੋਕ ਹੈ ਪਰਲੋਕ ਆ ਲੋਕ ਦੀ ਬਾਰਡਰ ਕੀ ਹੈ ਜਿਹੜਾ ਬਾਰਡਰ ਤੇ ਚਲਾ ਗਿਆ ਉਹਨੂੰ ਕਹਿੰਦੇ ਨੇ ਅੰਤ ਨਾ ਅੰਤ ਪਾ ਲਿਆ ਉਹਨੇ ਅੰਤ ਮਾਇਆ ਦਾ ਹੀ ਪਾਉਣਾ ਸੱਚ ਦਾ ਅੰਤ ਨਹੀਂ ਪਾਇਆ ਜਾ ਸਕਦਾ ਝੂਠ ਦਾ ਅੰਤ ਪਾਇਆ ਜਾ ਸਕਦਾ ਅੰਤ ਹੁੰਦਾ ਹੀ ਝੂਠ ਦਾ ਸੱਚ ਦਾ ਅੰਤ ਪਾਇਆ ਨਹੀਂ ਜਾ ਸਕਦਾ ਤਾਂ ਕਾ ਅੰਤ ਨਾ ਜਾ ਹੀ ਪਾਇਆ ਸੱਚ ਦਾ ਅੰਤ ਤਾਂ ਹੁੰਦਾ ਹੀ ਨਹੀਂ ਕਦੇ ਉਹਦੇ ਅੰਤ ਪਾਵਣ ਜੇ ਗਏ ਨੇ ਸੱਚ ਦਾ ਆਏ ਤੇ ਗਵਾਏ ਸੱਚ ਦਾ ਅੰਤ ਪਾਉਣ ਲੱਗੇ ਨੇ ઋષਿ ਮੁਨੀ ਗ੍ਰੰਥ ਬਦਰੇ ਸੱਚ ਦਾ ਅੰਤ ਪਾਉਂਦੇ ਨੇ ਜੋਤੀ ਲੈ ਕੇ ਹੋਰ ਕੀ ਪਾਉਂਦੇ ਨੇ ਜੋਤ ਜੇ ਲੈ ਕੇ ਸੱਚ ਦਾ ਅੰਤ ਪਾ ਰਹੇ ਨੇ ਪਹਿਲਾਂ ਬੁੱਝ ਲੈਣੀ ਗੱਲ ਦੱਸਣੀ ਆਏ ਹੋ ਜੂ ਆਏ ਹੋ ਜੂ ਸੱਚ ਦਾ ਅੰਤ ਹੈ ਉਹ ਕੋਣ ਜਿਹੜੇ ਇਹ ਗਏ ਨੇ ਆਏ ਸੋ ਅੰਤ ਗਵਾਏ ਸਾਰਾ ਗਵਾਏ ਸਾਰੀ ਬੁੱਧੀ ਨਾਲ ਕਰ ਲਈ ਉਹਨਾਂ ਨੇ ਆਪਣੀ ਇਹਦੇ ਵਿੱਚ ਪਰਮ ਖੜੇ ਕਰ ਕਰ ਪਰਮ ਖੜੇ ਕਰ ਕਰ ਜਵਾਬ ਕਿਸੇ ਦਾ ਨਹੀਂ ਲੱਭਿਆ ਅੰਤ ਪਊਗਾ ਮਾਇਆ ਦਾ ਸਿਰ ਮਾਇਆ ਦਾ ਅੰਤ ਕਿੱਥੇ ਹੈ ਤਿੰਨ ਲੋਕ ਜਿੱਥੇ ਖਤਮ ਹੁੰਦੇ ਨੇ ਤਿੰਨ ਲੋਕ ਤੋਂ ਉੱਤੇ ਉੱਠ ਜਾਂਦਾ ਹੈ ਤੁਰਿਆ ਪਾਦੇ ਚਲੇ ਜਾਂਦਾ ਹੈ ਸਾਇ ਸੁਰਨ ਦਾ ਘਾਟ ਉਹ ਕਿੱਥੇ ਉਹ ਹਿਰਦਾ ਹੈ ਜਿਹੜਾ ਸਾਡਾ ਹਿਰਦਾ ਨਾ ਸਾਇ ਸੁਰਨ ਦਾ ਘਾਟ ਜਿੱਥੇ ਸੌ ਕੇ ਜਾਂਦਾ ਇਹ ਜਾਗਦਾ ਉੱਥੇ ਜਾਵੇ ਜਾਂ ਜਾਗਦਾ ਉੱਥੇ ਬਹਿੰਦਾ ਨਾ ਤਿਰਕੁੜੀ ਛੱਡ ਦਿੰਦਾ ਹੈ ਹਮੇਸ਼ਾ ਵਾਸਤੇ ਜੋ ਬਲ ਫਲ ਪਾਕਾ ਹੋਏਗਾ ਹੋਏ ਕਿਤੇ ਕਰੇ ਭੋਏ ਹਿਰਦੇ ਚ ਕਰੇ ਭੋਏ ਤੇ ਜਮਣਾ ਬੀਜ ਨੇ ਜਾ ਕੇ ਉਹ ਵੀ ਜਮੂਗਾ ਜਿਹੜਾ ਦਰਖਤ ਨੂੰ ਪੱਕ ਕੇ ਟੁੱਟ ਕੇ ਥੱਲੇ ਡੇ ਪਿਆ ਬਰਸਾਤ ਬਹੁ ਜਮੇਊਗਾ ਉੱਤੇ ਜਿਹੜਾ ਲੱਗਿਆ ਆਇਆ ਉਹ ਕਿਵੇਂ ਜਮੇਊਗਾ ਕੱਚਾ ਜਮੇਊਗਾ ਬਸ ਫਿਰ ਜਮੂਦਾ ਦਾ ਉਹ ਥੱਲੇ ਜ਼ਮੀਨ ਤੇ ਡਿਊਗਾ ਕੱਚਾ ਚਾਹੇ ਕਿੰਨੀਆਂ ਬਰਸਾਤਾਂ ਜਿੰਨੀਆਂ ਮਰਜ਼ੀ ਲੰਘੀ ਜਾਣ ਪੱਕ ਜੂਗਾ ਥੱਲੇ ਡਿੱਗੂਗਾ ਬਰਸਾਤ ਪਊਗੀ ਜਮੇਊਗਾ ਪਰ ਪਊਗਾ ਰੁੱਤ ਤੇ ਆ ਕੇ ਜੰਮੂਗਾ ਰੁੱਤ ਬਰਸਾਤ ਦੀ ਰੁੱਤ ਹੈ ਜਿੰਨਾ ਚਿਰ ਬਰਸਾਤ ਨਹੀਂ ਵਰਸਦੀ ਪਿਆ ਰਹੂਗਾ ਪਰ ਬੌਰ ਨਾ ਲਾਗੇ ਡਾਰ ਜਨਮ ਨਹੀਂ ਦੁਆ ਹੁੰਦਾ ਉਹਦਾ ਡਾਲ ਲੱਗਣ ਦੀ ਛਾਨੀਆਂ ਦੇ ਅੰਦਰ ਪੈਦਾ ਹੁੰਦੀ ਜਿਵੇਂ ਉਹ ਉੱਥੇ ਪਿਆ ਜੇ ਉਹਦਾ ਦੁਆ ਜਨਮ ਮਿਲੇ ਉਹਨੇ ਡਾਲ ਨੂੰ ਨਹੀਂ ਲੱਗਣਾ ਫਿਰ ਵੀ ਤੇਰ ਕੁੜੀ ਚ ਨਾਨਕ ਡਾਲ ਨੂੰ ਨਹੀਂ ਲੱਗਿਆ ਜਨਮ ਜਾਇ ਹੋਇਆ ਹਿਰਦੇ 'ਚ ਹੋਇਆ ਹਿਰਦੇ 'ਚ ਪੈਦਾ ਹੋਇਆ ਹਿਰਦੇ 'ਚ ਜਮਿਆ ਕਿਸੇ ਉਪਦੇਸ਼ ਦੀ ਲੋੜ ਨਹੀਂ ਪਈ ਉਪਦੇਸ਼ ਦੀ ਲੋੜ ਉਹਨੂੰ ਜਿਹੜਾ ਤਿਰਕੁਟੀ ਨਾਲ ਜੁੜਿਆ ਹੋਇਆ ਹੋਵੇ ਜਿਹੜਾ ਤਿਰਕੁਟੀ ਨਾਲ ਜੋੜ ਨਾਲ ਜੁੜਿਆ ਹੋਇਆ ਹੋਵੇ ਮਾਇਆ ਨਾਲ ਜੋੜ ਨਾਲ ਜੁੜਿਆ ਹੋਇਆ ਹੋਵੇ ਉਹਨੂੰ ਬਹੁਤੇ ਉਪਦੇਸ਼ ਦੀ ਲੋੜ ਪੈਂਦੀ ਹੈ ਜਿਹੜਾ ਪੱਕਣ ਦੇ ਕਰੀਬ ਹੋਵੇ ਡਿਊ ਦਾ ਵਰਮਤ ਸੁਣ ਕੇ ਹੀ ਪਰਮਾਤਮਾ ਪਹਿਲਾਂ ਨਹੀਂ ਲੱਗਦਾ ਹੈ ਪਰ ਪੱਕਣ ਦੇ ਕਰੀਬ ਹੋਵੇ ਪੱਕਾ ਹੀ ਹੋਵੇ ਡਿਗਿਆ ਨਾ ਹੋਵੇ ਪਰ ਗੁਰਮਤ ਸੁਣਦੀ ਸਾਰੇ ਡੇ ਫਿਰਦੇ ਉਹ ਜਨਮੇ ਜਦ ਲੈਂਦਾ ਜਾਂ ਗੁਰਮਤ ਇੱਥੇ ਪ੍ਰਗਟ ਹੁੰਦੀ ਹੈ ਪਹਿਲਾਂ ਜਨਮ ਲੈਂਦਾ ਹੀ ਨਹੀਂ ਉਹਨੂੰ ਪਤਾ ਹੁੰਦਾ ਮੈਂ ਹੁਣ ਜਨਮ ਲੈ ਕੀ ਕਰੂੰਗਾ ਉੱਥੇ ਪ੍ਰਸਾਦ ਤਾਂ ਜੋੜ ਨਹੀਂ ਆ ਮੈਨੂੰ 50 ਸਾਲ ਦਾ ਪੀਰੀਅਡ ਮਿਲਦਾ 100 ਸਾਲ ਦਾ 100 ਸਾਲ ਤੇ ਸੱਚ ਨੇ ਜੇ ਪ੍ਰਗਟ ਨਹੀਂ ਹੋਣਾ ਬਰਸਾਤ 100 ਸਾਲ ਤਾਂ ਜੋ ਹੋਣੀ ਨਹੀਂ ਮੈਂ ਜਨਮ ਲੈ ਗਈ ਜ਼ਰੂਰ ਉਹ ਜਦ ਜਨਮ ਲੈਂਦਾ ਜਾਂ ਬਰਸਾਤ ਹੁੰਦੀ ਹੈ ਨਾਨਕ ਨੇ ਜਦ ਜਨਮ ਲਿਆ ਪਹਿਲਾਂ ਬਰਸਾਤ ਹੋਈ ਹੋਈ ਸੀ ਭਗਤਾਂ ਦੀ ਬਰਸਾਤ ਵਾਲੀ ਗੱਲ ਪਈ ਸੀ ਜ਼ਮੀਨ 'ਚ ਸ਼ਬਦ ਪਿਆ ਸੀ ਨਾ ਸ਼ਬਦ ਗੁਰੂ ਚੱਲਦਾ ਸੀ ਪ੍ਰਚਲਿਤ ਬਰਸਾਤ ਦਾ ਗੱਲ ਵੀ ਤਾਂ ਮਹੀਨਾ ਲੋ ਮਹੀਨਾ ਰਹਿੰਦੀ ਹੋਈ ਹੈ ਉਹ ਗੱਲ ਸੀ ਕਿ ਉਹਨੂੰ ਇੰਨੀ ਗੱਲ ਚਾਹੀਦੀ ਸੀ ਕੱਚਿਆਂ ਨੂੰ ਨਹੀਂ ਉਹ ਕੱਚਿਆਂ ਨੂੰ ਜਿੰਨੇ ਮਰਜ਼ੀ ਪਾਣੀ ਖੜਾ ਹੋਵੇ ਚਾਹੇ ਧਰਤੀ ਜਿਹੜੇ ਕੱਚੇ ਨੇ ਉਹਨਾਂ ਨੂੰ ਕੋਈ ਨਹੀਂ ਅਸਰ ਹੁੰਦਾ ਕੱਚਿਆਂ ਦਾ ਕੀ ਅਸਰ ਹੈ ਪੱਕੇ ਨੂੰ ਤਾਂ ਗਿਲ ਜਾਈਦੀ ਹੈ ਤਾਂ ਇਹ ਉਹਦਾ ਨਾ ਕੌਣ ਗੁਰੂ ਕਿਸ ਦਾ ਦੁਚੇਲਾ ਸੰਸਾਰ ਦਾ ਕੋਈ ਬੰਦਾ ਹੈ ਨਹੀਂ ਕਹਿੰਦਾ ਸ਼ਬਦ ਗੁਰੂ ਸੁਣ ਤੋਂ ਚੇਲਾ ਗੁਰਬਾਣੀ ਸੀਗੀ ਪੜ੍ਹ ਲਈ ਬਾ ਇੰਨਾ ਕੀ ਚਾਹੀਦਾ ਸੀ ਸੇਰੇ ਚਾਹੀਦੀ ਸੀ ਬਈ ਚਾਹੇ ਕੋਈ ਮੂੰਹ ਨਾਲ ਬੋਲਦਾ ਚਾਹੇ ਗੁਰਬਾਣੀ ਨੇ ਬੋਲਦਾ ਹੀ ਗੱਲ ਤਾਂ ਇੱਕੋ ਹੀ ਹੈ ਜੋਰੇ ਸੁਣਨੀ ਸੀ ਕਿਸੇ ਬੰਦੇ ਦੇ ਰਾਹੀਂ ਗੱਲ ਪਰਮੇਸ਼ਰ ਦੀ ਉਹਨੇ ਪੋਥੀ ਤੋਂ ਪਰਮੇਸ਼ਰ ਦੀ ਗੱਲ ਸੁਣ ਲਈ ਪਰਮੇਸ਼ਰ ਦੀ ਗੱਲ ਸੁਣੀ ਹੈ ਪੋਥੀ ਤੋਂ ਕਿਸੇ ਬੰਦੇ ਦਾ ਜ਼ਿਕਰ ਨਹੀਂ ਹੈ ਸ਼ਬਦ ਇਹ ਗੱਲ ਪਰਮੇਸ਼ਰ ਦੀ ਹੈ ਚਾਹੇ ਬੰਦੇ ਦੇ ਰਾਹੀਂ ਸੁਣੋ ਚਾਹੇ ਪੋਥੀ ਦੇ ਰਾਹੀਂ ਸੁਣੋ ਇਸ ਕਰਕੇ ਬੰਦੇ ਵਿਚਾਰ ਲੈਣ ਕੋਈ ਮਤਲਬ ਨਹੀਂ ਹੈ ਮਹੱਤਵ ਕਿਹਨੇ ਦਿੱਤਾ ਮਹੱਤਵ ਦਿੱਤਾ ਦੋ ਨੰਬਰ ਦੇ ਸੰਤਾਂ ਨੇ ਗੁਰੂ ਆਪਣੇ ਆਪ ਨੂੰ ਮੰਨਿਆ ਕਿ ਉਹ ਵਿਚਾਲੇ ਪਰਮੇਸ਼ਰ ਕੱਢਤਾ ਨੇ ਇਹਨਾਂ ਨੇ ਵੀ ਸਾਡੇ ਬਿਨਾਂ ਜੁੜੇ ਨਹੀਂ ਸਕਦਾ ਪਰਮੇਸ਼ਰ ਨਾਲ ਕੋਈ ਇਹਨਾਂ ਨੇ ਸਾਬਤ ਕੀਤਾ ਵੀ ਗੁਰੂ ਦੀ ਲੋੜ ਹੈ ਗੁਰੂ ਬਿਨਾਂ ਜੁੜ ਨਹੀਂ ਸਕਦਾ ਸਤਗੁਰ ਦਾ ਨਾਲੇ ਆਪੇ ਸਤਗੁਰ ਹੈ ਅੱਧਾ ਦਾਲ ਹੈ ਨਾ ਜਿਹੜਾ ਦਾਲ ਹੈ ਆਪੇ ਗੁਰ ਚੇਲਾ ਹੈ ਹੋਰ ਇਹਨੇ ਵਿਚਾਲੇ ਕਿਹੜਾ ਬਣਾਉਣਾ ਹੋਰ ਤੀਆ ਚੌਥਾ ਕਿਹੜਾ ਬਣਾਉਣਾ ਆਪੇ ਗੁਰ ਚੇਲਾ ਹੈ ਉਹਨਾਂ ਨੇ ਨਹੀਂ ਮੰਨਿਆ ਆਇਆ ਦਾਲ ਕੋਈ ਉਹ ਆਪਨੇ ਇੱਕ ਇਹ ਜੀਵ ਹੈ ਇੱਕ ਪਰਮੇਸ਼ਰ ਹੈ ਉਹਨਾਂ ਨੇ ਵਿੱਚੋਂ ਪ੍ਰਾਤਮਾ ਕੱਢ ਦਿੱਤੀ ਵਿੱਚ ਤਾਂ ਹੀ ਪ੍ਰਾਤਮਾ ਦਾ ਪ੍ਰਚਾਰ ਕੀਤਾ ਉਹਨਾਂ ਨੇ ਪ੍ਰਾਤਮਾ ਦਾ ਇੱਥੇ ਕਿਉਂ ਆਇਆ ਪ੍ਰਚਾਰ ਬਾਹਲਾ ਗੁਰੂ ਕੱਢਣਾ ਸੀ ਇੱਥੇ ਜੋ ਪ੍ਰਾਤਮਾ ਦਾ ਲੱਗਦਾ ਆਇਆ ਸ਼ਾਸਤਰਾਂ ਜੋ ਕਿਉਂ ਨਹੀਂ ਆਇਆ ਉਹਨਾਂ ਨੇ ਬੰਦੇ ਨੇ ਵਿਚਾਲੇ ਆਉਣਾ ਸੀ ਉਹ ਜਿਹੜਾ ਸਤਗੁਰ ਤਾਂ ਖਾਲੀ ਕੋਈ ਨਹੀਂ ਅਸੀਂ ਲਿਖਿਆ ਗੁਰਬਾਣੀ 'ਚ ਪੜਿਆ ਇਹ ਤਾਂ ਸੱਚ ਨਾਲ ਤਾਂ ਦਸੀ ਗੱਲ ਹੈ ਨਾ ਤੁਹਾਡੇ ਅੰਦਰ ਬੈਠਾ ਜਿਹਦਾ ਤੁਸੀਂ ਜੁੜਨਾ ਉਹਦੇ ਨਾਲ ਜੁੜ ਕੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਉਹ ਬਾਹਲਾ ਕੱਢਿਆ ਬਾਹਲੇ ਜੁੜਨੀ ਦਿੰਦੇ ਹੋਰ ਪਾਸੇ ਫਸਾਈ ਜਾਂਦੇ ਨੇ ਬਾਹਰਲੇ ਤਾਂ ਹੋਰ ਪਾਸੇ ਪਸਾਉਣ ਵਾਲੇ ਬੈਠੇ ਨੇ ਢੰਗ ਆਪਣੇ ਜੋੜਨ ਵਾਲੇ ਬੈਠੇ ਨੇ ਗੁਰੂ ਨਾਲ ਕੋਈ ਨਹੀਂ ਜੋੜਦਾ ਹੈ ਬਾਣੀ ਨਾਲ ਕੋਈ ਨਹੀਂ ਜੋੜਦਾ ਆਪਣੇ ਨਾਲ ਜੋੜਦੇ ਨੇ ਸਾਰੇ ਗੱਲਾਂ ਕਰਦੇ ਨੇ ਝੂਠ ਬੋਲਦੇ ਨੇ ਗੁਰੂ ਨਾਲ ਤਾਂ ਆਪ ਨਹੀਂ ਜੁੜੇ ਹੋਏ ਫਿਰ ਆਹ ਗੱਲ ਕਿਉਂ ਨਹੀਂ ਕਰਦੇ ਆਤਮਾ ਦੇ ਨਾਲ ਪ੍ਰਾਤਮਾ ਦੀ ਗੱਲ ਕਿਉਂ ਨਹੀਂ ਕਰਦੇ ਇੱਕ ਹੋਏਗਾ ਇੱਕ ਹੋਏ ਤਾਂ ਉਗਵੇ ਦੀ ਵਿਆਖਿਆ ਕਿਉਂ ਨਹੀਂ ਕਰਕੇ ਸਮਝਾਉਂਦੇ ਦਾ ਮਤਲਬ ਕੀ ਹੈ ਜੇ ਸਮਝਾ ਦੇਣਾ ਆਪ ਨਿਕਲੇਗਾ ਵਿੱਚੋਂ ਇੱਕ ਹੋਏ ਤਾਂ ਤੂੰ ਆਪੇ ਇੱਕ ਹੋ ਜਾ ਮਿਲਣਾ ਕਿਵੇਂ ਹੈ ਮਿਲਿਏ ਮਿਲਿਆ ਮਿਲਿਆ ਜਿਹੜਾ ਪਰਮੇਸ਼ਰ ਨੂੰ ਮਿਲਿਆ ਹੋਇਆ ਹੋਵੇ ਨਾ ਜੇ ਉਹਨੂੰ ਆਪਾਂ ਜਾ ਕੇ ਮਿਲ ਲਈਏ ਵਿਚੋਲਾ ਬਣਾ ਲਈਏ ਕਹਿੰਦਾ ਐ ਨਹੀਂ ਮਿਲ ਸਕਦੇ ਪਰਮੇਸ਼ਰ ਕੋਲ ਤੁਸੀਂ ਮਿਲਿਆ ਮਿਲਿਆ ਨਾ ਮਿਲਿਆ ਕੋਈ ਨਹੀਂ ਮਿਲਿਆ ਇੱਥੇ ਇਦਾਂ ਇਹਦਾ ਤਾਂ ਨਾਲ ਨੂੰ ਮਿਲ ਕੇ ਸਾਰੇ ਸਾਰੇ ਮਿਲੇ ਹੀ ਨੇ ਸਾਰੇ ਛੁੱਟ ਜਾਂਦੇ ਨਾ ਮਿਲੇ ਤਾਂ ਨਹੀਂ ਮਿਲਿਆ ਜਾਣਾ ਮਿਲੇ ਜੇ ਮਿਲਿਆ ਹੋਏ ਮਿਲੂ ਉਹ ਉਹਦੇ ਨਾਲ ਸ਼ਬਦ ਗੁਰੂ ਨਾਲ ਉਹ ਮਿਲੂਗਾ ਪਰਮੇਸ਼ਰ ਦਾ ਅਰਥ ਤੇ ਸ਼ਬਦ ਹੈ ਹੁਕਮ ਹੁਕਮ ਦੇ ਨਾਲ ਉਹ ਜੁੜੂਗਾ ਜਿਹੜਾ ਆਪਣੇ ਆਪ 'ਚ ਮਿਲਿਆ ਹੋਵੇ ਆਪਣੇ ਮੂਲ ਨਾਲ ਮਿਲਿਆ ਹੋਵੇ ਆਪਣੇ ਮੂਲ ਨਾਲ ਮਿਲ ਕੇ ਕਹੋ ਕਿ ਉਹਦੇ ਨਾਲ ਸ਼ਬਦ ਨਾਲ ਜੁੜਿਆ ਜਾ ਸਕਦਾ ਵਰਨਾ ਕੋਈ ਤਰੀਕਾ ਨਹੀਂ ਅੰਤਰ ਆਤਮਾ ਜੋ ਮਿਲੇ ਅੰਤਰ ਆਤਮਾ ਆਪਣਾ ਮੂਲ ਪ੍ਰਾਤਮਾ ਮਿਲਿਆ ਕਹੀਏ ਸੋਏ ਗੁਰਬਾਣੀ ਇਹ ਕਹਿੰਦੀ ਹੈ ਤੁਸੀਂ ਕਹਿੰਦੇ ਸਾਡੇ ਨਾਲ ਜੁੜੇ ਤੇ ਬਿਨਾਂ ਨਹੀਂ ਮਿਲ ਸਕਦਾ ਤੁਸੀਂ ਤਾਂ ਗੁਰਬਾਣੀ ਤੋਂ ਉਲਟ ਬੈਠੇ ਹੋ ਸਾਰੇ ਮੈਂ ਆਪਣੇ ਨਾਲ ਕਿਵੇਂ ਜੋੜ ਲੂਗਾ ਜੇ ਗੁਰਬਾਣੀ ਨਹੀਂ ਕਹਿੰਦੀ ਇਹ ਗੱਲ ਦਾ ਪ੍ਰਚਾਰ ਕਿਉਂ ਨਹੀਂ ਕਰਦੇ ਜਾਂ ਤਾਂ ਉਹਨਾਂ ਨੂੰ ਸਮਝ ਕੋਈ ਨਹੀਂ ਜਾਂ ਤਾਂ ਉਹ ਗੁਰੂ ਵਾਲੀ ਬਾਣੀ ਦਾ ਉਹਨਾਂ ਨੂੰ ਪਤਾ ਕੋਈ ਨਹੀਂ ਪਰ ਪਰਾਤੋਂ ਦਾ ਪਤਾ ਤਾਂ ਤਾਂ ਆ ਜਾ ਗੁਰਮਤਾ ਇਹਦੇ ਤਾਂ ਉਹਨਾਂ ਦੀ ਮਤ ਕੋਈ ਹੋਰ ਹੈ ਗੁਰੂ ਹੋਰ ਬਣਾਏ ਨੇ ਕਿਰਪਾਨਾ ਵਾਲੀਆਂ ਹੁਣ ਸਿੱਖ ਬਣ ਗਏ ਉਹ ਜੇ ਸਿੱਖ ਬਣ ਗਏ ਸਿੱਖਿਆ ਗੁਰਬਾਣੀ ਦੀ ਦੋ ਫਿਰ ਸਿੱਖਿਆ ਦੂਈ ਮਤ ਦੀ ਲਈ ਨਾ ਉਹ ਕਹਿੰਦੇ ਅਸੀਂ ਸਿੱਖਾਂ ਇਹ ਗੱਲ ਦਾ ਸਿੱਖਾਂ ਨੇ ਵੀ ਪ੍ਰਚਾਰ ਨਹੀਂ ਕੀਤਾ ਸਿੱਖਾਂ ਨੂੰ ਵੀ ਪਤਾ ਨਹੀਂ ਅਸਲ ਤਾਂ ਬਾਣੀ ਨਾਲ ਜੁੜ ਕੇ ਹੀ ਸਮਝ ਆਉਣੀ ਸੀ ਗੁਰਬਾਣੀ ਨੂੰ ਪੜ੍ਹ ਕੇ ਹੀ ਪਤਾ ਲੱਗਣਾ ਸੀ ਇਹ ਤਾਂ ਅਸੀਂ ਸਮਝ ਇੰਨੀ ਦਾ ਖੋਜ ਅਸੀਂ ਕੀਤੀ ਨਹੀਂ ਖੋਜਣ ਦੀ ਗੱਲ ਕਹੀ ਹੋਈ ਸੀ ਸਾਡੇ ਕੋਲ ਟਾਈਮ ਨਹੀਂ ਤੇ ਠੱਗਾ ਨੇ ਆ ਕੇ ਕਬਜ਼ਾ ਕਰ ਲਿਆ ਗੁਰਬਾਣੀ ਦੇ ਠੱਗਾ ਨੇ ਕਬਜ਼ਾ ਕਰ ਲਿਆ ਆ ਕੇ ਠੱਗੀ ਜਾਂਦੇ ਦੋ ਕਿਸਮ ਦੇ ਠੱਗ ਰਲ ਗਏ ਦੂਏ ਆ ਸਦਾਂ ਠੱਗ ਰਲ ਗਏ ਦੋ ਕਿਸਮ ਦੇ ਠੱਗ ਰਲ ਗਏ ਇੱਕ ਦੁਨਿਆਵੀ ਠੱਗ ਨੇ ਇੱਕ ਧਾਰਮਿਕ ਠੱਗ ਨੇ ਇੱਕ ਤਾਂ ਆਪਣੇ ਆਪ ਨੂੰ ਧਾਰਮਿਕ ਠੱਗ ਕਹਿੰਦੇ ਨੇ ਹੈ ਠੱਗ ਬਨਾਰਸ ਕੇ ਹੈ ਸੰਤ ਹੈ ਤਾਂ ਆਪਣੇ ਆਪ ਨੂੰ ਰੱਬੀ ਆਦਮੀ ਕਹੋਦੇ ਅਵਤਾਰ ਕਹੋਦੇ ਹੈ ਠੱਗ ਆ ਸੰਸਾਰੀ ਠੱਗ ਨੇ ਇਹਨਾਂ ਦੋਹਾਂ ਦੀ ਬੜੀ ਮਿਲਦੀ ਆ ਵਿੱਚ ਪੜਦੀ ਹੈ ਪਰ ਗੁਰੂ ਘਰਾਂ ਦੋਹਾਂ ਦੀ ਨਹੀਂ ਮਿਲਦੀ ਉਹ ਦੋਹਾਂ ਨੂੰ ਠੱਗ ਕਹਿੰਦੇ ਵੀ ਠੱਗ ਨੇ ਤੁਸੀਂ ਹੁਣ ਉਹਨੂੰ ਲੋਏ ਕਿਵੇਂ ਚੰਗਾ ਸਮਝਣਾ ਉਹ ਹੁਣ ਜੇ ਤਾਂ ਝੂਠ ਬੋਲੇ ਕੰਪਰੋਮਾਈਜ਼ ਕਰੇ ਇਹ ਤਾਂ ਕੰਪਰੋਮਾਈਜ਼ ਕਰੇ ਇਹਨਾਂ ਠਗਾਣਾ ਗੁਰਬਾਣੀ ਤੋਂ ਹਟੇ ਪਿੱਛੇ ਗੁਰੂ ਤੋਂ ਪਿੱਛੇ ਹਟ ਜਵੇ ਤਾਂ ਗੱਲ ਬਣਦੀ ਹੈ ਜੇ ਗੁਰੂ ਦੀ ਗੱਲ ਕਰੇ ਤਾਂ ਕੰਪਰੋਮਾਈਜ਼ ਨਹੀਂ ਹੁੰਦਾ ਕੰਪਰੋਮਾਈਜ਼ ਗੁਰੂ ਨੂੰ ਛੱਡ ਕੇ ਹੋ ਸਕਦਾ ਇਹਨਾਂ ਨਾਲ ਵਰਨਾ ਨਹੀਂ ਹੋ ਸਕਦਾ ਇਹੀ ਝਗੜਾ ਰਿਹਾ ਇਹੀ ਝਗੜਾ ਰਹਿੰਦਾ ਹੁੰਦਾ ਉਹ ਕੰਪਰੋਮਾਈਜ਼ ਨਹੀਂ ਕਰ ਸਕਦਾ ਦੀ ਮਜਬੂਰੀ ਹੈ ਸੱਚ ਨੂੰ ਕਿਵੇਂ ਛੱਡੇ ਉਹ ਸੱਚ ਨਾਲ ਜੁੜਨ ਜੁੜਨ ਨੂੰ ਤਿਆਰ ਨਹੀਂ ਸੱਚ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਸੱਚ ਦਾ ਗੱਲ ਕਹਿਣ ਤੋਂ ਮੁਨਕਰ ਨਹੀਂ ਹੋ ਸਕਦਾ ਕਹਿਣ ਤੋਂ ਨਹੀਂ ਬੰਦ ਹੋ ਸਕਦਾ ਫਿਰ ਇੱਥੇ ਆ ਜਾਂਦਾ ਬਈ ਕਿਸੇ ਸ਼ਕਤੀ ਨਾਲ ਸੱਚ ਦਾ ਮੂੰਹ ਬੰਦ ਕਰੋ ਪੰਜਵੇਂ ਪਾਸ਼ਾ ਦੀ ਸ਼ਹੀਦੀ ਦਾ ਹੀ ਕਾਰਨ ਸੀ ਕਿ ਤਲਵਾਰ ਦੇ ਜ਼ੋਰ ਨਾਲ ਸੱਚ ਨੂੰ ਬਹੁਤ ਵਿਚੋਪਰਾ ਸੰਕੇਤ ਦਿੱਤਾ ਸੀਗਾ ਉਹਨੇ ਜੇ ਇਦਾਂ ਨਹੀਂ ਮੰਨਦੇ ਤਾਂ ਸਾਡੇ ਕੋਲ ਦੂਈ ਸ਼ਕਤੀ ਹੈਗੀ ਸੰਸਾਰ ਦੀ ਛੇਵੇਂ ਪਾਸ਼ਾ ਨੇ ਉਹਦਾ ਜਵਾਬ ਦੇਣ ਨੂੰ ਤਲਵਾਰ ਵੀ ਬਾਦੀ ਪਰ ਇਹ ਇਹ ਰਸਤਾ ਵੀ ਆ ਜੋ ਉਹਨਾਂ ਨੇ ਫਿਰ ਪ੍ਰਚਾਰ ਵਾਲਾ ਘੱਟ ਕਰ ਲਿਆ ਤਲਵਾਰ ਵਾਲਾ ਜ਼ਿਆਦਾ ਚੱਕ ਲਿਆ ਵੀ ਚੱਲ ਇਹਦਾ ਭਲੇਖਾ ਖੜੀਏ ਹੁਣ ਤੁਹਾਡਾ ਉਹਨਾਂ ਨੇ ਬਾਣੀ ਤਾਂ ਹੀ ਨਹੀਂ ਰਚੀ ਉਹਨਾਂ ਨੇ ਕਹਾ ਬਥੇਰੀ ਹੈ ਰਚੀ ਹੋਈ ਤੇ ਤਲਵਾਰ ਵਾਲਾ ਭਲੇਖਾ ਵੀ ਕੱਢ ਲਓ ਪਹਿਲਾਂ ਤੁਸੀਂ ਪਹਿਲਾਂ ਇਹ ਕੱਢ ਲਈਏ ਫਿਰ ਕਰਾਂਗੇ ਗੱਲ ਨੌਵੇਂ ਪਾਸ਼ਾ ਨੇ ਫੇਰ ਕਰਤੀ ਹੋਈ ਗੱਲ ਨੌਵੇਂ ਪਾਸ਼ਾ ਜੰਗ 'ਚ ਵੀ ਨੇ ਛੇਵੇਂ ਪਾਸ਼ਾ ਦੇ ਨਾਲ ਪੈਂਡੇ ਖਾਣਾ ਜਵਾਈ ਆ ਮਾਰਿਆ ਨਾਲ ਪੜਿਆ ਸੀ ਖੜਿਆ ਸੀ ਤੇ ਫੇਰ ਬੜੀ ਫੇਰ ਸੀ ਉਹ ਭਲੇਖਾ ਕੱਢਣ ਵਾਸਤੇ ਤਲਵਾਰ ਪਾਈ ਸੀ ਤਲਵਾਰ ਵੀ ਸਾਨੂੰ ਕੀ ਲੋੜ ਹੈ ਸਾਡੇ ਕੋਲ ਤਾਂ ਉਹ ਤਲਵਾਰ ਹੈ ਜਿਹਦੇ ਵਾਸਤੇ ਢਾਲ ਹੈ ਜਿਹਨੇ ਕੋਈ ਬੜੀ ਆ ਤਲਵਾਰ ਵਾਸਤੇ ਢਾਲ ਹੈ ਇਹਦੇ ਉਹਦਾ ਡੰਡਾ ਕਰ ਦੋ ਤਾਂ ਰੁਕ ਜਾਂਦੀ ਹੈ ਇਹਦਾ ਹੱਥ 'ਚ ਕੱਪੜੇ ਨਾਲ ਫੜ ਲਈ ਵੀ ਹੈ ਸਿਆਣੇ ਬੰਦੇ ਜਿਹੜੇ ਨੇ ਅਣਜਾਣ ਕੋ ਤਲਵਾਰ ਹੋਵੇ ਕੱਪੜਾ ਹੋਵੇ ਕੱਪੜੇ ਨਾਲ ਫੜ ਲਈ ਵੀ ਹੈ ਤਲਵਾਰ ਖੋਲੀ ਦੀ ਫੜ ਕੇ ਜਿਹੜਾ ਜਾਣਕਾਰ ਹੈ ਉਹ ਜਾਣਦਾ ਤਲਵਾਰ ਕੱਪੜੇ ਨਾਲ ਹੋ ਲੈਂਦਾ ਉਹਨੂੰ ਕਦੇ ਪਤਾ ਵੀ ਕਿਵੇਂ ਚਲਾਉਣੀ ਹੈ ਉਹਨੂੰ ਕਿਵੇਂ ਕਿੱਥੇ ਪਤਾ ਵੀ ਕਿਵੇਂ ਚਲਾਉਣੀ ਹੈ ਉਹਨੇ ਕੱਪੜੇ ਨਾਲ ਹੋਲਣੀ ਕੱਪੜੇ ਨੂੰ ਤਲਵਾਰ ਫੜਦੀ ਨਹੀਂ ਹੂੰ ਆਪਣ ਮੋਹ ਘਟੇ ਘਟ ਦਿਨੇ ਆਪਣ ਮੋਹ ਘਟੇ ਘਟ ਦਿਨੇ ਆਪਣਾ ਮੋਹ ਹਰ ਹਿਰਦੇ ਵਿੱਚ ਉਹਨੇ ਪੈਦਾ ਕੀਤਾ ਹੈ ਆਪਣ ਮੋਹ ਆਪਣਾ ਵੀ ਮੋਹ ਹੁੰਦਾ ਹੈ ਇਹਨ ਮਾਇਆ ਤਰੇ ਗੁਣ ਬਸ ਕੀਨੇ ਆਪਣ ਮੋਹ ਘਟੇ ਘਟ ਦਿਨੇ ਮਾਇਆ ਨੇ ਆਪਣਾ ਮੋਹ ਅੰਦਰ ਛੱਡਿਆ ਹੈ ਸਾਰਿਆਂ ਦੇ ਅਸਲ ਚ ਮਾਇਆ ਬਾਹਰ ਹੈ ਮਾਇਆ ਅੰਦਰ ਨਹੀਂ ਹੈ ਸਾਰਾ ਬ੍ਰਿਜ ਧਰਤੀ ਤੋਂ ਬਾਹਰ ਹੈ ਧਰਤੀ ਤੇ ਖੜਾ ਕਿਵੇਂ ਜੜਾਂ ਨੇ ਵਿੱਚ ਉਹ ਮਾਇਆ ਦੀਆਂ ਜੜਾਂ ਨੇ ਉਹ ਆ ਮਾਇਆ ਮਾਇਆ ਬਾਹਰ ਹੈ ਜੋ ਜਿੰਦੀ ਹੈ ਉਹ ਜੜਾਂ ਨੇ ਜਿਹੜੀਆਂ ਜੜਾਂ ਧਰਤ ਹਿਰਦੇ ਦੇ ਵਿੱਚ ਨੇ ਦੀਆਂ ਉਹਦਾ ਨਾਮ ਉਹ ਹੈ ਮਾਇਆ ਦੀਆਂ ਜੜਾਂ ਨੇ ਬਿਰਜ ਦੀਆਂ ਜੜਾਂ ਨਾਲ ਹੁਣ ਧਰਤੀ 'ਚ ਖੜੂਗਾ ਕਿਵੇਂ ਜੇ ਜੜਾ ਵੜਦੇ ਨੇ ਫਿਰ ਥੜਦਾ ਦਰਦ ਥੱਲੇ ਦੀ ਆਰੀ ਫੇਰ ਕੇ ਜੜਾ ਵੜ ਦੋ ਜਦੋਂ ਡਿੱਗਣਾ ਇਸ ਕਰਕੇ ਅਸੀਂ ਮਾਇਆ ਨੂੰ ਨਹੀਂ ਕੁਝ ਕਹਿਣਾ ਬਾਹਰੋਂ ਕੱਟਣਾ ਦਰਾਗਰ ਦਾ ਨਹੀਂ ਕੁਝ ਕੱਟਣਾ ਮਾਇਆ ਦਾ ਅੰਦਰੋਂ ਜੜਾ ਨਹੀਂ ਰਹਿਣ ਦੇਣੀ ਆਪਣੇ ਅੰਦਰੋਂ ਜੜਾ ਖਤਮ ਕਰ ਲਈਆਂ ਨੇ ਦਰਖਤ ਦਾ ਤਿਆਗ ਨਹੀਂ ਕਰਨਾ ਦਰਖਤ ਦੇ ਫੜਾਂ ਦਾ ਤਿਆਗ ਨਹੀਂ ਕਰਨਾ ਹੈ ਆਪਣੇ ਅੰਦਰ ਇਹਦਾ ਮੋਹ ਨਹੀਂ ਬਦਲ ਲੈਣਾ ਬਸ ਮੋਹ ਦੀ ਖਿੱਚ ਹੈ ਜਿਹੜਾ ਮਾਇਆ ਤੋਂ ਬਾਹਰ ਨਹੀਂ ਨਿਕਲ ਦਿੰਦਾ ਜੇ ਫਸਾਉਣ ਵਾਲੇ ਨੂੰ ਛਡਾਉਣ ਵਾਲਾ ਸਿਆਣਾ ਹੋਊਗਾ ਜੀ ਖੇਡਦੇ ਨੇ ਫਸਾਉਂਦਾ ਆਪਣੇ ਦੋਜ ਉਹ ਫਸਾਉਂਦਾ ਆਪਣੇ ਕਿਹਦਾ ਦੌਲ ਤਖੜਾ ਹੈ ਕਿਹਦੀ ਅਕਲ ਤਖੜੀ ਹੈ ਉਹਨੇ ਜਦ ਜਣ ਇਹਦਾ ਅਕਲ ਦੀ ਖੇਡ ਹੈ ਹੁਣ ਇੱਥੇ ਮਾਇਆ ਜੇ ਨਿਕਲਣਾ ਵੀ ਨਹੀਂ ਮਾਇਆ ਫਸਣਾ ਦੋ ਬਾਜੀਆਂ ਨੇ ਹੁਣ ਇੱਕ ਪਾਸੇ ਕਾਲ ਦੀ ਬਾਜੀ ਹੈ ਕਾਲ ਜਿੱਤਣਾ ਕਿਵੇਂ ਹੈ ਕਾਲ 'ਤੇ ਲੜ ਕੇ ਨਹੀਂ ਜਿੱਤਣਾ ਹੈ ਕਾਲ ਕੋਲ ਮਾਇਆ ਦਾ ਮੋਹ ਹੈ ਸਥਾਇਆ ਤੁਹਾਨੂੰ ਸਾਰਿਆਂ ਨੂੰ ਉਹਨੇ ਆਪਣੀ ਬਾਜੀ ਉਹਦੀਆਂ ਸਾਰੀਆਂ ਚਾਲਾਂ ਮਾਇਆ ਦੀਆਂ ਕ੍ਰੋਧ ਉਹਦਾ ਪਿਆਦਾ ਮੋਹ ਉਹਦਾ ਪਿਆਦਾ ਲੋਭ ਉਹਦਾ ਪਿਆਦਾ ਹੰਕਾਰ ਉਹਦਾ ਪਿਆਦਾ ਸਾਰੇ ਉਹਦੇ ਪਿਆਦੇ ਨੇ ਅਫਸਰ ਵਿੱਚ ਛੋਟੇ ਅਫਸਰ ਨੇ ਵਿੱਚ ਪਿਆਦੇ ਨੇ ਇੱਕ ਪਾਸੇ ਇਹ ਫੌਜ ਹੈ ਇਹ ਕਾਲ ਦੀ ਫੌਜ ਹੈ ਜਿੱਤਣਾ ਕਾਲ ਨੂੰ ਹੈ ਅਕਾਲ ਨੂੰ ਨਹੀਂ ਜਿੱਤਣਾ ਹੈ ਪਰ ਅਕਾਲ ਹੋਏ ਬਿਨਾ ਕਾਲ ਨਹੀਂ ਜਿੱਤਿਆ ਜਾਂਦਾ ਅਕਾਲ ਕਾਲ ਤੋਂ ਉੱਤੇ ਇਹ ਇੱਕ ਜਦ ਹੋ ਜਾਂਦਾ ਫਿਰ ਅਕਾਲ ਹੈ ਇੱਕ ਜਦ ਅਕਾਲ ਮੂਰਤ ਲੱਗਿਆ ਹੋਇਆ ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਆ ਸਰੀਰ ਦਾ ਮੋਹ ਹੈ ਕਾਲ ਮੂਰਤ ਹੈ ਕਾਲ ਮੂਰਤ ਹੈ ਕਾਲ ਆ ਸਰੀਰ ਕਾਲ ਮੂਰਤ ਹੈ ਕਾਲ ਮੂਰਤ ਨਹੀਂ ਹੈ ਬਸ ਫਸਾਵੇ ਕਿ ਕਿਵੇਂ ਫਸਾਉਣਾ ਉਹ ਜਾਇਆ ਨਾ ਵੀ ਆ ਬਾਜੀ ਲਾ ਲੈ ਮੇਰੇ ਨਾਲ ਹੁਣ ਖੇਲ ਕੇ ਦੇਖ ਤੂੰ ਮੈਨੂੰ ਫਸਾ ਕੇ ਦਿਖਾ ਆਹੀ ਗੱਲ ਹੈ ਉਹ ਨਹੀਂ ਸਕਦਾ ਕਾਹਦੇ ਨਾਲ ਬਹੁਤ ਸਰੀਰ ਤੇ ਬਿਨਾ ਫਸਾ ਹੀ ਨਹੀਂ ਸਕਦਾ ਉਹ ਕਾਲ ਸਰੀਰ ਤੱਕ ਸੀਮਤ ਹੈ ਸਰੀਰ ਤੋਂ ਗਾਹ ਲੰਘ ਗਿਆ ਤ੍ਰਿਗੁਣੀ ਸ਼ਕਤੀ ਬਸ ਸਰੀਰੇ ਲੈ ਜੂ ਨਾ ਹੋ ਅਗਲੇ ਚੱਕ ਕੇ ਸਰੀਰੇ ਲੈ ਜਾਂਦੇ ਨੇ ਪਿੱਛੇ ਕੀ ਰਹਿ ਗਿਆ ਸਰੀਰ ਸਰੀਰ ਤੱਕ ਕਿਸੇ ਵੀ ਜਿਹੜੀ ਦੁਨਿਆਵੀ ਤਾਕਤ ਹੈ ਉਹ ਸਰੀਰ ਤੋਂ ਬਾਹਰ ਨਹੀਂ ਹੈ ਪਰਮੇਸ਼ਰ ਦੀ ਨੱਥ ਪਾਈ ਹੋਈ ਹੈ ਆਤਮਾ ਦੇ ਸੰਸਾਰ ਨੱਥ ਪਾਉਂਦਾ ਸਰੀਰ ਦੇ ਹੱਥਕੜੀ ਲਾਉਂਦਾ ਸਰੀਰ ਸੰਸਾਰ ਕੋ ਪਾਵਰੇ ਨਹੀਂ ਹੈਗੀ ਸਰੀਰ ਤੇ ਗਾਂ ਕਾਲ ਕੋਲ ਵੀ ਪਾਵਰ ਨਹੀਂ ਸਰੀਰ ਤੋਂ ਕਾਲ ਕੋ ਪਾਵਰੇ ਨਹੀਂ ਸਰੀਰ ਤੇ ਗਾਂ ਕਿਉਂਕਿ ਜਿੱਥੇ ਤੱਕ ਮਾਇਆ ਉੱਥੇ ਤੱਕ ਕਾਲ ਦਾ ਬਸ ਹੈ ਕਾਲ ਦਾ ਜੋਰ ਹੈ ਕਾਲ ਨੇ ਕੀ ਪੈਦਾ ਕੀਤੀ ਹੈ ਮਾਇਆ ਮਾਇਆ ਨਾਲ ਨਹੀਂ ਜਾਣ ਦਿੰਦਾ ਹੈ ਮਾਇਆ ਤੇ ਰਹਿਣੀ ਹੈ ਨਾ ਇਹ ਸਾਰੇ ਸਰੀਰ ਜਾਣਾ ਚਾਹੁੰਦਾ ਬਸ ਜੇ ਸਰੀਰ ਦਾ ਮੋਹ ਹੈ ਜੇ ਪਿੱਛੇ ਮੋਹ ਹੈ ਤਾਂ ਦੂਆ ਜਨਮ ਹੈ ਮੋਹ ਹੀ ਸਾਡੇ ਸਰੀਰ ਜਿਹੜਾ ਹੈਗਾ ਦੂਏ ਜਨਮ ਦਾ ਕਾਰਨ ਹੈ ਬਸ ਜੇ ਮੋਹ ਹੈ ਨਹੀਂ ਜਨਮ ਹੈ ਨਹੀਂ ਮੋਹ ਹੈ ਨਹੀਂ ਜਨਮ ਹੈ ਨਹੀਂ ਜੇ ਧਰਮ ਹੈ ਨਹੀਂ ਨਾ ਜੇ ਲੋਭ ਹੈ ਤਿਆਗ ਹੈ ਨਹੀਂ ਤਾਂ ਧਰਮ ਹੈ ਨਹੀਂ ਲੋਭੀ ਧਾਰਮਿਕ ਬੰਦਾ ਬਣੇ ਨਹੀਂ ਸਕਦਾ ਜੇ ਧਾਰਮਿਕ ਵੀ ਬਣੂਗਾ ਲੋਭ ਦੀ ਪੂਰਤੀ ਵਾਸਤੇ ਹੀ ਬਣੂਗਾ ਉਹ ਲੋਭੀ ਧਾਰਮਿਕ ਨਹੀਂ ਹੁੰਦਾ ਕਦੇ ਵੀ ਭਾਵੇਂ ਉਹ ਦਬਾ ਵੀ ਹੋਵੇ ਲੋਭੀ ਬੰਦਾ ਸੰਤ ਨਹੀਂ ਹੁੰਦਾ ਕਦੇ ਵੀ ਚਾਹੇ ਉਹ ਭੋਰੇ ਚੋਂ ਕਦੇ ਇੱਕ ਕਿਸੇ ਨੇ ਦੇਖਿਆ ਬਣਾ ਹੋਵੇ ਨਿਕਲਦਾ ਲੋਭੀ ਆ ਉਹ ਤਾਂ ਜਿਹੜੀ ਉਹਦੀ ਫੀਮ ਹੈ ਨਾ ਤੋਲਾ ਰੋਜ਼ ਦੀ ਉਹਨੂੰ ਮਿਲਦੀ ਉਹ ਤਾਂ ਹੈ ਭੋਰੇ 'ਚ ਰਹਿਣ ਵਾਸਤੇ ਉਹ ਆਪਣੀ ਮਜਬੂਰੀ ਨੂੰ ਬੈਠਾ ਨਾਲੇ ਫੀਮ ਮਿਲਦੀ ਹੈ ਬਾਹਰ ਹੋਵੇ ਦਿਹਾੜੀ ਕਰੇ ਚਿੰਤਾ ਰਹੇ ਚਿੰਤਾ ਕੋਈ ਨਹੀਂ ਨਾਲੇ ਮੰਨਤਾ ਹੁੰਦੀ ਹੈ ਉਹ ਮੰਨਤਾ ਦਾ ਨਸ਼ਾ ਫੀਮ ਦਾ ਨਸ਼ਾ ਨੂੰ ਨਹੀਂ ਬੈਠਾ ਭੋਰੇ 'ਚ ਨਾਲੇ ਵਿਹਲਾ ਹੈ ਨਾਲੇ ਦੁਨੀਆ ਪੂਜਦੀ ਹੈ ਨਾਲੇ ਜਿੰਨਾ ਨਸ਼ਾ ਖਾਂਦਾ ਉਹ ਰਾਮ ਨਾਲ ਖਾਂਦਾ ਫਿਰ ਨੂੰ ਜਿੱਥੇ ਮਰਜ਼ੀ ਪਾ ਰੱਖ ਨਸ਼ਾ ਪੂਰਾ ਦੇਈ ਜਾ ਉਹਨੂੰ ਉਹਦੇ ਸਰਾਣੇ ਤੱਕ ਕਿਲੋ ਤੋਂ ਘਟਣ ਨਾਲੇ ਜਿੱਥੇ ਮਰਜ਼ੀ ਪਾ ਰੱਖ ਇਹਨਾਂ ਨਾਲ ਵਧੀਆ ਸਾਰਿਆਂ ਨੂੰ ਲਾਉ ਉਹਨੂੰ ਨਸ਼ਾ ਹੀ ਚਾਹੀਦਾ ਇਸ ਕਰਕੇ ਕਾ ਅਮਲੀ ਕੋ ਜੈਸੇ ਅਮਲ ਬਾਲ ਹਾਤ ਐਸੇ ਮੇਰੇ ਮਨ ਰਮਈਆ ਅਮਲੀ ਨੂੰ ਕੋਈ ਫਿਕਰ ਨਹੀਂ ਜੇ ਅਮਲ ਉਹਦੇ ਕੋ ਫਰਕ ਹੈ ਇਹ ਸਾਰੇ ਅਮਲੀ ਨੇ ਰਮਈਆ ਨਾਲ ਤਾਂ ਹੈ ਨਹੀਂ ਉਹਨਾਂ ਦਾ ਕਿਆ ਅਮਲੀਆ ਹੈ ਜਾਂ ਰਮਈਆ ਦੋ ਗੱਲਾਂ ਜੋ ਇੱਕ ਹੈ ਕੋਈ ਗਰਾਊਂਡ ਹੈ ਜਿਹੜਾ ਮੈਂ ਫੀਮੀ ਕਿਹਾ ਐਵੇਂ ਨਹੀਂ ਗੱਲ ਗੱਲ ਗੁਰਬਾਣੀ ਚੋਂ ਇਹ ਸਾਰੇ ਅਮਲੀ ਨੇ ਭੋਰਿਆਂ 'ਚ ਬੈਠਣ ਵਾਲੇ ਸੰਤ ਰਾੜੇ ਵਾਲਾ ਨਸ਼ਾ ਕਰਦਾ ਸੀ ਉਹਦੇ ਸਮਝ ਬੋਲਦਾ ਜਾਂ ਕੀਰਤਨ ਕਰਦਾ ਸਾਰੇ ਸੰਤ ਗੋਲੀਆਂ ਖਾ ਕੇ ਤਾਂ ਕੀਰਤਨ ਕਰਦੇ ਨੇ ਠੀਕੇ ਲਾ ਲਾ ਕੇ ਅਮਲੀ ਕੋ ਜੈਸੇ ਅਮਲ ਬਾਲਹਾ ਤੈਸੇ ਮੇਰੇ ਮਨ ਰਮਈਆ ਰਮਈਆ ਜੇ ਤਾਂ ਰਮਈਆ ਤਾਂ ਤਾਂ ਉਹਦਾ ਨਸ਼ਾ ਫਿਰ ਨਹੀਂ ਕੋਈ ਹੋਰ ਨਸ਼ਾ ਮਾਇਆ ਦਾ ਨਸ਼ਾ ਹੰਕਾਰ ਦਾ ਨਸ਼ਾ ਇਹ ਸਭ ਅਮਲ ਹੈ ਮਾਇਆ ਦਾ ਨਸ਼ਾ ਅਮਲ ਹੈ ਹੰਕਾਰ ਦਾ ਨਸ਼ਾ ਵੀ ਅਮਲ ਹੈ ਇਹ ਸਭ ਅਮਲੀ ਨੇ ਆਪਣ ਮੋਹ ਘਟੇ ਘਟ ਦਿੰਨੇ ਆ ਨਸ਼ਾ ਦੇ ਖਿਲਾਫ ਪ੍ਰਚਾਰ ਕਰਦੇ ਨੇ ਗੁਰਬਾਣੀ ਨੇ ਦੁਰਮਤ ਦੇ ਵੱਧ ਨੂੰ ਸਭ ਤੋਂ ਜ਼ਿਆਦਾ ਬੜਾ ਨਸ਼ਾ ਦੱਸਿਆ ਬਾਕੀ ਨਸ਼ੇ ਸਭ ਇਹਦੇ ਨੂੰ ਥੱਲੇ ਨੇ ਦੁਰਮਤ ਮੱਧ ਜੇ ਪੀਵਤੇ ਬਿਜਲੀ ਪਤ ਕਮਲੀ ਕਮਲੇ ਦੀ ਪਾਤ ਇੱਜ਼ਤ ਰੁੜ ਗਈ ਦਰਗਾਹ ਇੱਜ਼ਤ ਦਰਗਾਹ ਰੁੜਦੀ ਹੈ ਸੰਸਾਰ ਇੱਜ਼ਤ ਕਰਦਾ ਉਹਦੇ ਨਸ਼ੇ 'ਚ ਉਹ ਸੰਸਾਰ ਦੀ ਇੱਜ਼ਤ ਨੂੰ ਕੌਣ ਪੁੱਛਦਾ ਦਰਗਾਹ 'ਚ ਸੰਸਾਰ ਦਾ ਨੇ ਬੋਲੇ ਉਹਦਾ ਅੰਨੇ ਬੋਲੇ ਦੀ ਇੱਜ਼ਤ ਨੂੰ ਇੱਜ਼ਤ ਮੰਨਣਾ ਹੈ ਬਹੁਤ ਬੜੇ ਧੋਖੇ ਚੋਂ ਤੁਸੀਂ ਜਿਹੜੇ ਅੰਨੇ ਬੋਲੇ ਦੀ ਇੱਜ਼ਤ ਨੂੰ ਇੱਜ਼ਤ ਮੰਨ ਰਹੇ ਨੇ ਉਹ ਤਾਂ ਬਹੁਤ ਬੜੇ ਧੋਖੇ ਜਿਹਨੇ ਲੋਕ ਇਹ ਤਾਂ ਬੋੜਾ ਨਾਲ ਭਰਿਆ ਹੈ ਸੰਸਾਰ ਇਹਨਾਂ ਦੀ ਇੱਜ਼ਤ ਕੀਤੀ ਨੂੰ ਤੁਸੀਂ ਇੱਜ਼ਤ ਮੰਨ ਲਿਆ ਨਾ ਤੇ ਸਾਡੇ ਕੋਲ ਨੂੰ ਵੀ ਇਹ ਸੰਤ ਨੇ ਤੁਸੀਂ ਮੰਨ ਲਿਆ ਵੀ ਅਸੀਂ ਸੰਤ ਹਾਂ ਫਿਰ ਦੂਜੀ ਉਹ ਬੋੜੀ ਆ ਜੇ ਜੁਗ ਚਾਰੇ ਜਾ ਆ ਦੂਜੀ ਉਹ ਚੌਥੀ ਹੈ ਚਾਰਾ ਜੁਗਾਂ ਦੀ ਜਾ ਹੋਵੇ ਹੋਰ ਦਸੂਣੀ ਹੋਵੇ ਤੋਂ ਚਾਹੇ 10 ਗੁਣੀ ਹੋ ਜਵੇ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲਿਆ ਸਭ ਕੋਏ ਸਾਰੇ ਨੌ ਖੰਡ ਦੇ ਲੋਕ ਤੁਹਾਨੂੰ ਪੁੱਛਦੇ ਹੋਣ ਤੁਹਾਡੀ ਗੱਲ ਨੂੰ ਕੋਈ ਰੱਦ ਨਾ ਕਰਦਾ ਹੋਵੇ ਥੋੜੇ ਅਨੁਸਾਰ ਚੱਲਣ ਸਾਰੇ ਜੋ ਕਹਿ ਦੋ ਸਾਰੇ ਮੰਨਣ ਰਾਜੇ ਮਹਾਰਾਜੇ ਸਭ ਚੰਗਾ ਨਾਮ ਰਖਾਇ ਕੇ ਸਾਰੇ ਕੰਮ ਵੀ ਚੰਗੇ ਕੀਤੇ ਹੁਣ ਤੁਸੀਂ ਕਿਸੇ ਦਾ ਬੁਰਾ ਬਣਾ ਸੋਚਿਆ ਹੋਵੇ ਪਰ ਸੰਸਾਰ ਨੂੰ ਖੁਸ਼ ਕਰਨ ਵਾਸਤੇ ਚੰਗੇ ਕੰਮ ਕੀਤੇ ਹੋ ਨਾਲ ਤਾਂ ਹੀ ਸੰਸਾਰ ਚੱਲੂ ਜੇ ਸੰਸਾਰ ਦੇ ਮਤਲਬ ਦੀ ਗੱਲ ਕਰਾਂਗੇ ਸੰਸਾਰ ਦੇ ਮਤਲਬ ਦੀ ਗੱਲ ਨਾ ਕਰਾਂਗੇ ਸੰਸਾਰ ਛੱਡਣਾ ਕਿਵੇਂ ਖੜੂਗਾ ਗੁਰਬਾਣੀ ਸੰਸਾਰ ਦੇ ਖਿਲਾਫ ਗੱਲ ਕਰਦੀ ਹੈ ਸਾਰੀ ਸੰਸਾਰ ਦੇ ਮਤਲਬ ਦੀ ਕੋਈ ਗੱਲ ਨਹੀਂ ਹੈ ਗੁਰਬਾਣੀ 'ਚ ਹੁਣ ਇਹ ਕਹਿੰਦੇ ਤੁਹਾਨੂੰ ਚਾਹੀਦਾ ਸੰਸਾਰ ਦੇ ਮਤਲਬ ਦਾ ਸੱਚਾ ਧਰਮ ਕਦੇ ਸੰਸਾਰ ਦੇ ਮਤਲਬ ਦਾ ਨਹੀਂ ਹੁੰਦਾ ਸੰਸਾਰ ਦੇ ਮਤਲਬ ਦੇ ਝੂਠੇ ਧਰਮ ਹੁੰਦੇ ਨੇ ਕਿਉਂਕਿ ਸੰਸਾਰ ਝੂਠ ਹੈ ਝੂਠ ਦੇ ਮਤਲਬ ਦਾ ਝੂਠੇ ਹੁੰਦਾ ਝੂਠਿਆਂ ਦੇ ਮਤਲਬ ਦਾ ਝੂਠ ਸੱਚਿਆਂ ਦੇ ਮਤਲਬ ਦਾ ਸੱਚ ਸੱਚ ਧਰਮ ਝੂਠਿਆਂ ਦੇ ਮਤਲਬ ਦਾ ਹੁੰਦਾ ਹੀ ਨਹੀਂ ਚੰਗਾ ਨਾਮ ਰਖਾਇ ਕੇ ਜਸਕੀਰ ਦੀ ਦਾ ਗਲੇ ਜੇ ਤਿਸ ਨਦਰ ਨਾ ਆਵੇ ਜੇ ਦਰਗਾਹ ਜੋ ਕਬੂਲ ਨਾ ਹੋਵੇ ਇੱਜ਼ਤ ਬਾਤ ਨਾ ਪੁੱਛੇ ਕੇ ਉੱਥੇ ਨਹੀਂ ਕੋਈ ਪੁੱਛਦਾ ਇਹਨਾਂ ਕੋਲ ਪੁੱਛਦਾ ਸੰਤਾਂ ਨੂੰ ਉੱਥੇ ਕਿਸੇ ਨੇ ਨਹੀਂ ਪੁੱਛਣਾ ਜਿਹੜੇ ਸੰਤ ਮਰ ਜਾਂਦੇ ਨੇ ਉਹਨਾਂ ਦੀਆਂ ਵਰਸੀਆਂ ਮਨਾਈ ਦੀਆਂ ਨੇ ਜਿਹੜੇ ਮਰਦੇ ਨੇ ਉਹਨਾਂ ਦੀ ਵਰਸੀ ਨਹੀਂ ਮਨਾਈ ਦੀ ਕਿਸੇ ਗੁਰੂ ਨੇ ਗੁਰੂ ਦੀ ਵਰਸੀ ਨਹੀਂ ਮਨਾਈ ਕਿਸੇ ਭਗਤ ਨੇ ਭਗਤ ਦੀ ਵਰਸੀ ਨਹੀਂ ਮਨਾਈ ਜਿਹੜੇ ਲੋਕ ਮਨਾਉਂਦੇ ਨੇ ਉਹ ਸੰਸਾਰੀ ਨੇ ਅਜੇ ਉਹਨਾਂ ਨੂੰ ਭਗਤੀ ਦਾ ਪਤਾ ਹੀ ਨਹੀਂ ਕੀ ਜਿਹੜਾ ਮਰਿਆ ਹੀ ਨਹੀਂ ਤੁਸੀਂ ਉਹਦੀ ਵਰਸੀ ਕਿਵੇਂ ਮਨਾ ਦੋ ਜਿਹੜਾ ਅਮਰ ਆ ਉਹਦੀ ਵਰਸੀ ਕਿਵੇਂ ਮਨਾਓਗੇ ਤੁਸੀਂ ਇਹਨੇ ਬੁੱਧੀਹੀਨ ਲੋਕ ਜਿਹੜੇ ਕੰਮ ਇਹਨਾਂ ਨੂੰ ਕੀ ਪਤਾ ਕੀ ਖੇਡ ਹੈ ਸੰਸਾਰੀ ਲੋਕ ਨੇ ਜਿਵੇਂ ਆਮ ਆਦਮੀ ਮਰਦਾ ਵਰਸੀ ਮਨਾਉਂਦੇ ਆਪਣੇ ਮਾਪਿਓ ਦੀ ਮੈਂ ਗੁਰੂ ਨਹੀਂ ਬਣਾਉਣ ਲੱਗੇ ਬ੍ਰਹਮ ਗਿਆਨੀ ਸਾਧੀ ਜੀਵੇ ਨਹੀਂ ਮਰਦਾ ਇੱਕ ਪਾਸੇ ਤੁਸੀਂ ਇਹ ਪੜਦੇ ਹੋ ਇੱਕ ਪਾਸੇ ਉਹਦੀ ਵਰਸੀ ਮਨਾਉਨੇ ਇਹ ਬੁੱਧੀ ਹੀ ਨਹੀਂ ਤਾਂ ਹੈ ਕੀ ਇਹ ਸੰਤ ਨੇ ਆਪਣੇ ਗੁਰੂ ਦੀ ਵਰਸੀ ਮਨਾਉਂਦੇ ਨੇ ਫਿਰ ਤੇਰਾ ਗੁਰੂ ਮਰਿਆ ਤੂੰ ਵੀ ਬਣੇਗਾ ਜੇ ਉਹ ਜਿਉਂਦਾ ਉਹਦੀ ਵਰਸੀ ਕਿਉਂ ਮਨਾਉਣਾ ਜਿਹੜਾ ਮਰਿਆ ਉਹਦੀ ਮਨਾਉਣ ਦੀ ਲੋੜ ਹੀ ਨਹੀਂ ਹੈ ਜਿਹੜਾ ਆਪ ਫਸਿਆ ਉਹਦੀ ਉਹਨੂੰ ਮੰਨਦਾ ਕਿਹੜੀ ਗੱਲ ਦੀ ਦਿੰਦੇ ਫਸਣ ਵਾਸਤੇ ਦਿੰਦੇ ਉਹਦੀ ਜਿੱਤ ਕਾਦੀ ਕਰਦੇ ਜਿਹੜਾ ਫੇਲ ਹੋ ਗਿਆ ਉਹਨੂੰ ਤਾਂ ਕਰਦੇ ਨਹੀਂ ਜਿੰਨਾ ਸਮਝਦੇ ਨਿਆਣਾ ਫੇਲ ਹੋ ਜਾ ਕਿੰਨਾ ਹੀ ਪ੍ਰੇਮ ਹੋ ਜਾ ਉਹਨੂੰ ਤਾਂ ਕਰਦੇ ਨਹੀਂ ਜਿੰਨਾ ਸਮਝਦੇ ਇਹ ਤਾਂ ਉਹਨਾਂ ਨਲਾਇਕ ਹੈ ਐਤਕੀ ਚਾਹੇ ਕਿੰਨਾ ਹੀ ਪਿਆਰਾ ਹੋਵੇ ਰਿਜ਼ਲਟ ਆ ਜਾਏ ਉਹ ਜੇ ਕੋਈ ਗੱਲ ਕਰੇ ਕੀ ਉਹ ਕਾਦਰ ਕਾਦਰ ਰੱਬ ਸਦਾਈ ਹੈ ਇਹਨੂੰ ਕਿਹਾ ਸੀ ਨਾ ਖੇਲ ਤੇ ਤੂੰ ਐ ਕਰਿਆ ਕਰ ਫੇਲ ਹੋ ਗਿਆ ਇਸਕੀ ਪਾਗਲ ਇੰਨਾ ਤਾਂ ਕਹੂ ਏ ਇਹ ਬਹੁਤਾ ਇੰਨਾ ਤਾਂ ਉਹਨੂੰ ਫੇਰ ਵੀ ਕਹਿਣਾ ਬੋਝ ਹੈ ਕਿ ਨਹੀਂ ਉਹਨੂੰ ਚੰਗਾ ਸਮਝਦਾ ਹੋਵੇ ਪਹਿਲਾਂ ਉਹ ਤਾਂ ਕਰਦੇ ਨਹੀਂ ਸਮਝ ਤੇ ਫੇਲ ਹੋ ਜਾ ਉਹ ਜਿਹੜਾ ਜੀਵਨ ਦੀ ਬਾਜੀ ਹਾਰ ਕੇ ਗਿਆ ਤੁਸੀਂ ਉਹਦੀ ਵਰਸੀ ਕਿਹੜੀ ਗੱਲ ਦੀ ਮਨਾਉਣੇ ਹੋ ਆਪ ਹਾਰਨ ਵਾਸਤੇ ਮਨਾਉਣੇ ਹੋ ਜੇ ਜਿੱਤ ਗਿਆ ਤਾਂ ਮਨਾ ਨਹੀਂ ਸਕਦੇ ਹਾਰੇ ਹੋਏ ਦੀ ਮਨਾਉਂਦੇ ਕਿਉਂ ਦੋਹਾਂ ਦੀ ਨਹੀਂ ਮਨਾ ਸਕਦੇ ਨਾ ਹਾਰੇ ਹਾਰਾਇਆ ਤਾਂ ਕਾਬਲੇ ਨਹੀਂ ਬਣਾਉਣ ਦੇ ਜਿੱਤੇ ਨਹੀਂ ਉਹ ਤੁਸੀਂ ਬਣਾਉਣੀ ਨਹੀਂ ਕਿਉਂਕਿ ਮਰੇ ਹੀ ਨਹੀਂ ਨਿਕਲ ਇਹਦਾ ਜਵਾਬ ਦੇ ਉਹਨਾਂ ਨੂੰ ਰੱਬ ਨਾਲ ਜਵਾਬ ਕੀ ਹੈ ਇਹ ਸਭ ਬੁੱਧੀਹੀਨ ਨਾ ਕੋਈ ਜਵਾਬ ਨਹੀਂ ਹੁੰਦਾ ਚੁੱਪ ਕਰ ਜਾਂਦੇ ਹੁੰਦੇ ਨੇ ਇਹ ਕਹਿੰਦੇ ਨੇ ਇਹ ਤਾਂ ਪਾਗਲ ਹੈ ਬੋਲਦਾ ਨਾਨਕ ਆਵੇ ਪਾਗਲ ਸੀ ਕਬੀਰ ਆਵੇ ਭੌਂਕਦਾ ਸੀ ਇਹਨਾਂ ਕੋਲ ਕੋਈ ਗੱਲ ਹੈ ਤਾਂ ਜੀ ਭੌਂਕਦਾ ਦੁਨੀਆ ਹੁਣ ਸਾਰੀ ਇਹਦਾ ਚੱਲਦਾ ਹੀ ਆਇਆ ਇਹਨਾਂ ਕੋਲ ਹੋਰ ਕੋਈ ਜਵਾਬ ਨਹੀਂ ਹੁੰਦਾ ਫਿਰ ਭੌਂਕਦਾ ਕਹਿੰਦੇ ਨੇ ਇਹ ਜੇ ਬਥੇਰੇ ਭੌਂਕਦੇ ਰਹਿੰਦੇ ਨੇ ਬਸ ਆ ਜਵਾਬ ਹੈ ਇਹਨਾਂ ਕੋਲ ਹੋਰ ਕੋਈ ਜਵਾਬ ਨਹੀਂ ਕਬੀਰ ਨੂੰ ਵੀ ਕਹਿੰਦੇ ਤੇ ਕਬੀਰ ਨੇ ਕਹਿਤਾ ਕਹਿੰਦਾ ਮੈਂ ਭੌਂਕਦਾ ਪੁੱਤਾ ਹੀ ਹਾਂ ਕੂਕਰ ਰਾਮ ਕੋ ਮੋਤੀਆ ਮੇਰੇ ਨਾਮ ਮੇਰਾ ਨਾਮ ਵੀ ਮੋਤੀ ਹੈ ਤੁਸੀਂ ਤੁਹਾਨੂੰ ਪਤਾ ਨਹੀਂ ਮੈਂ ਦੱਸ ਦਿੰਦਾ ਤੁਹਾਨੂੰ ਹੋਤੀ ਹੈ ਮਨ ਮਨ ਕਰ ਉਹਨੇ ਮਨ ਖੋਜਿਆ ਹੈ ਉਹ ਮਨ ਦੇ ਲੈਵਲ ਤੇ ਨੋ ਦੱਸਦਾ ਆਪਣਾ ਇਹ ਸਰੀਰ ਦੇ ਲੈਵਲ ਤੇ ਨੋ ਜਾਣਦੇ ਨੇ ਹੁਣ ਉਹ ਇਹ ਤਾਂ ਕਹਿਣਾ ਨਹੀਂ ਮੈਂ ਕਬੀਰ ਲੋਕ ਕਬੀਰ ਕਹਿੰਦੇ ਉਹ ਕਹਿੰਦਾ ਮੁੱਤੀਆ ਮੇਰਾ ਨੋ ਕਿਉਂ ਕਹਿੰਦਾ ਕਿਉਂ ਕਹਿੰਦਾ ਕਬੀਰ ਆਪਣੀ ਬਾਣੀ 'ਚ ਆਪਣਾ ਨਾਮ ਮੋਤੀ ਕਹਿੰਦਾ ਕਿਉਂ ਕਹਿੰਦਾ ਕਿਉਂ ਨਹੀਂ ਸਵਾਲ ਖੜਾ ਕੀਤਾ ਅਜ ਤੱਕ ਇਹ ਭੇਦ ਦੱਸਦੇ ਸੰਤ ਵੀ ਮੋਤੀ ਕਿਉਂ ਕਹਿੰਦੇ ਆਪਣੇ ਆਪ ਨੂੰ ਮੋਤੀਆ ਮੇਰਾ ਨਾਮ ਇਹ ਨਿਰਾਕਾਰੀ ਨਾਮ ਹੈ ਨਿਰਾਕਾਰੀ ਦੇ ਦਾ ਨਾਮ ਹੈ ਕਬੀਰ ਸੀਗਾ ਸਰੀਰ ਦਾ ਨਾਮ ਇਹ ਵੀ ਉਹਨੇ ਬਦਲਦਾ ਸੀ ਅੰਦਰਲੇ ਨੂੰ ਕਬੀਰ ਕਹਿੰਦਾ ਸੀ ਬੜਾ ਆਪ ਛੋਟਾ ਬਣ ਗਿਆ ਸੀ ਉਹ ਵੀ ਤਾਂ ਬਦਲਿਆ ਸੀ ਤੇਰਾ ਨਾਮ ਕਬੀਰ ਕਹਿ ਕੇ ਮੈਂ ਕਬੀਰ ਨਹੀਂ ਹਾਂ ਕਬੀਰ ਵੱਡੇ ਦਾ ਨਾਮ ਹੈ ਕਹਿੰਦਾ ਮੈਂ ਵੱਡਾ ਹੈ ਨਹੀਂ ਮੇਰਾ ਛੋਟਾ ਵੱਡਾ ਤਾਂ ਤੂੰ ਹੈ ਤੂੰ ਵੱਡਾ ਜਾਂ ਤੂੰ ਪਿਤਾ ਹੈ ਨਾ ਪਿਤਾ ਵੱਡਾ ਹੁੰਦਾ ਪੁੱਤ ਵੱਡਾ ਹੁੰਦਾ ਤੇਰਾ ਨਾਮ ਕਬੀਰ ਹੈ ਓਹੋ ਵੱਡਾ ਕੌਣ ਹੁੰਦਾ ਨਾ ਬਾਪ ਬਾਪ ਦਾ ਨਾਮ ਹੀ ਵੱਡਾ ਉਹ ਬਾਪ ਦਾ ਨਾਮ ਵੱਡਾ ਹੈ ਪੁੱਤ ਆਪੇ ਛੋਟਾ ਹੀ ਹੋ ਗਿਆ ਜਿਹੜਾ ਜਿਹਦਾ ਨਾਮ ਹੈ ਪੁੱਤਾ ਛੋਟਾ ਹੀ ਹੈ ਉਹ ਬੜਾ ਕਿਵੇਂ ਹੋ ਗਿਆ ਚਾਹੇ ਪੁੱਤ ਨਾਲ ਪਹਿਲਾਂ ਲਿਖ ਲਓ ਚਾਹੇ ਪਿਛੇ ਲਿਖ ਲਓ ਉਹ ਫਲਾਣਾ ਸਿੰਘ ਬਲਦਤਾ ਵਾਚੇ ਲਿਖੀਦਾ ਪਰ ਜੰਮਿਆ ਤਾਂ ਪਹਿਲਾਂ ਸੀ ਜਿਹੜਾ ਨੌ ਬਾਅਦ ਚ ਆਇਆ ਕਾਗਜ਼ ਕੀ ਹੋ ਗਿਆ ਸੀ ਤਾਂ ਬੜਾ ਜੰਮਿਆ ਪਹਿਲਾਂ ਹੀ ਸੀ ਇਹਦੇ ਨੌ ਇਹ ਸੰਸਾਰ ਦੇ ਉਲਟੀ ਖੇਡ ਹੈ ਨਾ ਸੱਚੇ ਆ ਪਹਿਲਾਂ ਜੰਮਿਆ ਸੀ ਨੌ ਦਾ ਪਹਿਲਾਂ ਹੋਣਾ ਸੀ ਆਪਣ ਮੋਹ ਇਕੱਠੇ ਕਰਦੇ ਉਧਰ ਚੱਲਦਾ ਬਿਨ ਕਾਸਮ ਅਬ ਅਬੂ ਬਿਨ ਆਦਮ ਫਾਰਸੀ ਉਥੇ ਚੱਲਦਾ ਹੈ ਪਹਿਲਾਂ ਬਾਪ ਦਾ ਨਾ ਫਿਰ ਪੁੱਤ ਦਾ ਬਿਨ ਲੱਗਦਾ ਇਹਨੂੰ ਬਿਨ ਲੱਗਦਾ ਬੇਟਾ ਹੁੰਦਾ ਫਲਾਨਾ ਬੇਟਾ ਫਲਾਨੇ ਦਾ ਬਾਪ ਦਾ ਪਹਿਲਾਂ ਹੈ ਕਿ ਪਹਿਲਾਂ ਜੰਮਿਆ ਅਸੀਂ ਬਾਪ ਐ ਜੀ ਵੀ ਸੰਪਤਾ ਹੈ ਜੀ ਜਵਾਬ ਦਾ ਨਾ ਪਹਿਲਾਂ ਆਉਂਦਾ ਸੰਸਾਰ ਦੇ ਵਿੱਚ ਹਰ ਕਿਸਮ ਦੀ ਸਭਿਤਾ ਹੈ ਇੱਥੇ ਉਹਨਾਂ ਨੂੰ ਇੰਨਾ ਪਤਾ ਬਾਪ ਦਾ ਨੂੰ ਪਹਿਲਾਂ ਚਾਹੀਦਾ ਬਾਪ ਪਹਿਲਾਂ ਬੇਟਾ ਤਾਂ ਹੀ ਹੈ ਇੱਥੇ ਬੇਟਾ ਪਹਿਲਾਂ ਬਾਪ ਪਿੱਛੋਂ ਕਿਉਂਕਿ ਬਾਪ ਪਿੱਛੋਂ ਜੰਮਿਆ ਸੀ ਪਹਿਲਾ ਬੂਤ ਬਿਹੇਰੀ ਮਾਈ ਹੈ ਨਾ ਇੱਥੇ ਆਪਣ ਮੋਹ ਪਟੇ ਘਟ ਦਿੰਦੇ ਮਾਇਆ ਨੇ ਆਪਣਾ ਮੋਹ ਸਰੀਰ ਨੇ ਆਪਣਾ ਮੋਹ ਹਿਰਦੇ ਪਾੜ ਲਿਆ ਇਹ ਸਾਜਣ ਕਛ ਕਹੋ ਉਪਾਇਆ ਹੈ ਸਾਜਨ ਕਛ ਕਹੋ ਉਪਾਇਆ ਜਾਦੇ ਤਰੋਂ ਵਿਖਮ ਇਹ ਮਾਇਆ ਇਹ ਮਾਇਆ ਦੇ ਤਾਂ ਆਪਣੇ ਸੰਗਲ ਪਾ ਲਏ ਹਿੰਦੇ 'ਚ ਹੁਣ ਇਹਦਾ ਉਪਾਅ ਦੱਸੋ ਕਿਵੇਂ ਖੋਲਾਂ ਮਾਇਆ ਨੂੰ ਕਿਵੇਂ ਤਰਾਂ ਮਾਇਆ ਨੇ ਥੱਲੇ ਪਕੜ ਕਰ ਲਈ ਮੇਰੇ ਅੰਦਰ ਮਾਇਆ ਨੇ ਛੱਡਣ ਨਹੀਂ ਦੇਣਾ ਹੁਣ ਮੋਹ ਨੇ ਨਹੀਂ ਛੱਡਣ ਦੇਣਾ ਮਾਇਆ ਤਾਂ ਕੁਝ ਨਹੀਂ ਕਹਿੰਦੀ ਮੋਹ ਨਹੀਂ ਛੱਡਣ ਦੇਣਾ ਇਹ ਸਾਜਨ ਕਛ ਕਹੋ ਉਪਾਇਆ ਕਰੋ ਉਪਾਇਆ ਨਹੀਂ ਕਹੋ ਉਪਾਇਆ ਉਪਾਏ ਦੱਸੋ ਜੇ ਗੁਰੂ ਨਾਲ ਤਾਰਦਾ ਹੈ ਤੇ ਕਰੋ ਪਾਇਆ ਗੁਰੂ ਨੂੰ ਕਹਿੰਦਾ ਵੀ ਤੂੰ ਪਾਇਆ ਕਰ ਕਹੋ ਪਾਇਆ ਕਿਉਂ ਕਿ ਕਰੋ ਪਾਇਆ ਕਿਉਂ ਨਹੀਂ ਕਾਰਨ ਕੋਈ ਨਹੀਂ ਸਕਦਾ ਇਹਦੇ ਚ ਵਿੱਚ ਨਾ ਕੋਈ ਕਰ ਸਕਾ ਕਰ ਸਕਾ ਕਿਤਾ ਰੋਵੇ ਰੋਜ ਅਪਾਇਆ ਦੱਸ ਕੋਈ ਮੈਨੂੰ ਕਰੂੰਗਾ ਮੈਂ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਹਾਂ ਦੱਸ ਸਕਦਾ ਦੁਆ ਕਰ ਕੁਝ ਨਹੀਂ ਸਕਦਾ ਕੁਝ ਕਹੋ ਪਾਇਆ ਕਰੋ ਪਾਇਆ ਨਹੀਂ ਹੈ ਹਾਂ ਜਾਤੇ ਤਰੂ ਵਿਖਮੇ ਮਾਇਆ ਜਿਹਦੇ ਨਾਲ ਮੈਂ ਐਸੀ ਕੋ ਵਿਧੀ ਦੱਸ ਜਿਹਦੇ ਨਾਲ ਮੈਂ ਮਾਇਆ ਕਰ ਜਾ ਇਹ ਵਿਧੀ ਸਵਾਲ ਕਿਤੇ ਰਮਾਇਣ ਚ ਨਹੀਂ ਆਇਆ ਸਾਰੀ ਰਮਾਇਣ ਪੜ੍ਹ ਕਿਤੇ ਮਹਾਭਾਰਤ ਜੀ ਨਹੀਂ ਆਇਆ ਕੁਰਾਨ 'ਚ ਨਹੀਂ ਆਉਂਦਾ ਕੋਈ ਉਪਾਇਆ ਕਹੋ ਮੈਂ ਮਾਇਆ ਤਰ ਜਾ ਗੁਰਬਾਣੀ ਜੇ ਸਵਾਲ ਮਾਇਆ ਛੱਡਣ ਦੀ ਗੱਲ ਹੈ ਸੰਸਾਰ ਛੱਡਣ ਦੀ ਗੱਲ ਹੈ ਕਿਸ ਤਰੀਕੇ ਨਾਲ ਸੰਸਾਰ ਚੋਂ ਮੈਂ ਬਾਹਰ ਨਿਕਲਾਂ ਫਸਿਆ ਹੋਇਆ ਇਹ ਵਿਸ਼ਾ ਗੁਰਬਾਣੀ ਦਾ ਇਹ ਟਾਰਗੇਟ ਹੈ ਸਿੱਖ ਦਾ ਕੀ ਇਹ ਚਾਰ ਘੰਟੇ ਸਿੱਖ ਪ੍ਰਚਾਰ ਕਰ ਰਹੇ ਨੇ ਸਾਡੀ ਸੂਈ ਇੱਥੇ ਹੈ ਸਿੱਖਾਂ ਦੀ ਸੂਈ ਇੱਥੇ ਹੈ ਸਾਰੀ ਬਾਣੀ ਦੀ ਅਖੀਰ ਸੂਈ ਇੱਥੇ ਹੈ ਇਹ ਵਿਖਮ ਮਾਇਆ ਔਖੀ ਹੈ ਤਰਨੀ ਕਿਵੇਂ ਤੋਂ ਉੱਪਰ ਉੱਠ ਕੇ ਚਲੀ ਮਾਇਆ ਤਾਂ ਉੱਚੇ ਹੀ ਉੱਠ ਕੇ ਰਹੀ ਹੈ ਮਾਇਆ ਦੇ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਿਲੇਪ ਰਹੀ ਹੈ ਗੁਰੂ ਕੋ ਮਾਇਆ ਵਿੱਚ ਇਹ ਵਿਸ਼ਾ ਇਹ ਉਪਾਅ ਸਾਰਾ ਦੱਸਿਆ ਇਹ ਛੁੱਟਣ ਦੀ ਵਿਧੀ ਹੈ ਮਾਇਆ ਤੋਂ ਸਾਰੀ ਗੁਰਬਾਣੀ ਦਾ ਵਿਸ਼ਾ ਹੀ ਇਹ ਇਸ ਵਿਸ਼ੇ ਤੇ ਕੋਈ ਪ੍ਰਚਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਿੱਖਾਂ ਜੇ ਅਸੀਂ ਵਿਸ਼ਾ ਹੀ ਛੱਡ ਦਿੱਤਾ ਫਿਰ ਸਿੱਖੀ ਦਾ ਪ੍ਰਚਾਰ ਕਦ ਕਰ ਰਹੇ ਅਸੀਂ ਕੀ ਪ੍ਰਚਾਰ ਕਰ ਰਹੇ ਹਾਂ ਵਿਸ਼ਾ ਤੇ ਵਿਸ਼ਾ ਤੇ ਛੱਡ ਦਿੱਤਾ ਅਸੀਂ ਅਸਲ ਵਿਸ਼ਾ ਛੱਡ ਦਿੱਤਾ ਸਿੱਖੀ ਦਾ ਸਿਰਫ ਇਹ ਹੈ ਸਿੱਖਾਂ ਨੂੰ ਸੁਖੀ ਕਿਵੇਂ ਕਰਨਾ ਪਰਮੇਸ਼ਰ ਦੀ ਮਦਦ ਕਰੋ ਬੁੜਾ ਹੋ ਗਿਆ ਉਹ ਤੇ ਉਹ ਤੇ ਨਹੀਂ ਤਾਂ ਪਾਗਲ ਹੋ ਗਿਆ ਦੁੱਖ ਦਿੰਦੇ ਸਿੱਖਾਂ ਨੂੰ ਮਤ ਮਾਰੀ ਗਈ ਉਹਦੀ ਦੁੱਖ ਦਿੰਦਾ ਤੁਹਾਨੂੰ ਬੜਾ ਫਿਕਰ ਹੈ ਸਿੱਖਾਂ ਨੂੰ ਪਰਮੇਸ਼ਰ ਤਾਂ ਫਿਰ ਨੁਕਸਾਨ ਦੇ ਨੇ ਨਾ ਨੂੰ ਤਾਂ ਚੰਗਾ ਨਹੀਂ ਲੱਗਦਾ ਦੁੱਖ ਦਾ ਦਾਰੂ ਲੱਗਦਾ ਨਹੀਂ ਫਿਰ ਸੁਖ ਦਾ ਰੋਗ ਲੱਗਦਾ ਨਹੀਂ ਸਿੱਖਾਂ ਨੂੰ ਸਿੱਖ ਕਿਹਦੇ ਨੇ ਕਿਤੇ ਸਿੱਖ ਜੇ ਦੁੱਖ ਨਹੀਂ ਲੱਗਦਾ ਸੁਖ ਰੋਗ ਨਹੀਂ ਲੱਗਦਾ ਤੇ ਗੁਰਬਾਣੀ ਦੇ ਤਾਂ ਸਿੱਖ ਹੈ ਨਹੀਂ ਖਬਰਾਂ ਕੀ ਨੇ ਸਿੱਖ ਨੇ ਆਪਣੇ ਮਨ ਦੇ ਮਨ ਦਾ ਜਿਹੜਾ ਸਿੱਖ ਹੁੰਦਾ ਮਨਮੁਖ ਹੁੰਦਾ ਹੈ ਗੁਰੂ ਦੇ ਸਿੱਖ ਨਹੀਂ ਗੁਰੂ ਦਾ ਕੁਝ ਹੋਰ ਨਾਲ ਕਹਿੰਦਾ ਉਹ ਤਾਂ ਇਹਨਾਂ ਨੂੰ ਪਰਵਾਹ ਨਹੀਂ ਚਾਹੇ ਰੋਜ਼ ਪੜ੍ਹ ਰੋਜ਼ ਸੁਣ ਉਹ ਤਾਂ ਗਲੇ ਤੋਂ ਥੱਲੇ ਉਤਰਦੀ ਹੋਣੀ ਇਹਨਾਂ ਦੇ ਗੱਲ ਉਹ ਤਾਂ ਮੂੰਹ ਮੂੰਹ ਦੇ ਵਿੱਚ ਹੀ ਹੈ ਤੇ ਜੇ ਮੂੰਹ ਮੂੰਹ ਚ ਫਿਰ ਕੀ ਹੁੰਦਾ ਉਹਦਾ ਮੁੱਖ ਗਿਆਨੀ ਧਨਵੰਤ ਧਨ ਵੀ ਬਹੁਤ ਹੋ ਜੂ ਸਿੱਖਾਂ ਕੋਲ ਹੁਣ ਹੈਗਾ ਮੁੱਖ ਗਿਆਨ ਵੀ ਹੋ ਜੂ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਗੁਰਬਾਣੀ ਦੇ ਨਾਲ ਜੇ ਪ੍ਰੀਤ ਨਹੀਂ ਹੈ ਤਾਂ ਮਰਤਕ ਨੇ ਜੰਮਣ ਮਰਨ ਜਦੇ ਬਥੇਰੀ ਮਾਇਆ ਪਈ ਹੈ ਦੁਨੀਆ ਕੋਲ ਜੇ ਜੇ ਹੋਰ ਨੇ ਅੰਗਰੇਜ਼ ਨੇ ਹੋਰ ਨੇ ਸਿੱਖ ਹੋਣ ਦੀ ਇਹਨਾਂ ਕੋਲ ਇਹ ਸਮਝੋ ਸਿੱਖ ਨਹੀਂ ਹਨ ਗੁਰੂ ਨਾਲ ਕੋਈ ਰਿਸ਼ਤਾ ਨਹੀਂ ਹਨ ਜੇ ਜੇ ਦੂਏ ਕਰਮ ਨੇ ਇਹਨਾਂ ਦੇ ਮਾੜੇ ਕਰਮ ਤਾਂ ਨੇ ਇਹ ਉਸ ਇਲਾਕੇ 'ਚ ਖੜੇ ਨੇ ਰੋਜ਼ ਦਰਿਆ ਕੋਲ ਜਾਂਦੇ ਨੇ ਟਿਊਬਲ ਕੋਲ ਜਾਂਦੇ ਨੇ ਪਿਆਸੇ ਹੀ ਆ ਜਾਂਦੇ ਤ੍ਰਿਸ਼ਨਾ ਦੀ ਅੱਗ ਹੋਵੇ ਜਲਦੀ ਹੈ ਦਰਿਆ ਕੋਲ ਵਗਦਾ ਗਿਆਨ ਦਾ ਦਰਿਆ ਕੋਲ ਵਗਦਾ ਤ੍ਰਿਸ਼ਨਾ ਦੀ ਅੱਗ ਹੋਵੇ ਜਲਦੀ ਹੈ ਇਦੋਂ ਮਾੜੇ ਕਰਮ ਕੀ ਹੋ ਸਕਦੇ ਨੇ ਇਦੋਂ ਭੈੜੇ ਕਰਮ ਕੀ ਹੋ ਸਕਦੇ ਨੇ ਤ੍ਰਿਸ਼ਨਾ ਦੀ ਅੱਗ ਦਾ ਦੁਖੀ ਹੋਏ ਹੋਏ ਨੇ ਦਰਿਆ ਕੋਲ ਵਗਦਾ ਬੁਝਾਉਂਦੇ ਨਹੀਂ ਸਮਝਿਆ ਨਹੀਂ ਜਿਹੜਾ ਆਪਣਾ ਘਰ ਹੈ ਨਾ ਇਹ ਇਹਨਾਂ ਦਾ ਆਪਣਾ ਮਾਇਆ ਦਾ ਇਹ ਤਾਂ ਨਾਲ ਜਾਣਣਾ ਹੋਊਗਾ ਤਾਂ ਜੜੀ ਜੜਾਂ ਜਾਣੀਆਂ ਨੇ ਇਨ ਮਾਇਆ ਜਾਤੇ ਤਰੂ ਵਿਗਮੇ ਮਾਇਆ ਕਰ ਕਿਰਪਾ ਸਤ ਸੰਗ ਮਿਲਾਏ ਕਰੀ ਕਿਰਪਾ ਸਤ ਸੰਗ ਮਿਲਾਏ ਜੇ ਕਿਰਪਾ ਕਰਕੇ ਸਤ ਸੰਗ ਮਿਲਾ ਦੇਵੇ ਸਤ ਸੰਗ ਉਹਨੂੰ ਕਿਵੇਂ ਮਿਲੇ ਬਾਹਰ ਬਾਹਰ ਸੰਗ ਕਿਵੇਂ ਹੋ ਜੂ ਬਾਹਰ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ ਹੈ ਜਾਂ ਅਸੀਂ ਹੱਥ ਕੱਢਦੇ ਆ ਨਾ ਦੂਆ ਹੱਥ ਕੱਢਦੇ ਮਿਲਾਉਂਦੇ ਆ ਮਾਇਆ ਨਾਲ ਮਾਇਆ ਮਿਲਦੀ ਆ ਉਹ ਹੱਥ ਨਹੀਂ ਮਿਲਾਉਂਦੇ ਰਜ਼ੀ ਮਿਲਦੇ ਆ ਮਾਇਆ ਮਿਲਦੀ ਆ ਉਹਨੇ ਵੀ ਬਾਹ ਕੀਤੀ ਦੂਹੇ ਨੇ ਵੀ ਐ ਕੀਤੀ ਮਾਇਆ ਨੂੰ ਮਾਇਆ ਬਣਾਉਂਦੀ ਉਹ ਸਰੀਰ ਮਾਇਆ ਹੀ ਹੈ ਸਰੀਰ ਨਾਲ ਸਰੀਰੇ ਮਿਲਿਆ ਮਾਇਆ ਨਾਲ ਮਾਇਆ ਹੀ ਮਿਲੀ ਹੈ ਬਾਹਰ ਲੰਬਾਤ ਕਰਕੇ ਮਿਲਾਉਂਦੇ ਨਹੀਂ ਦੂਰ ਇਹ ਤਾਂ ਮਾਇਆ ਕੋ ਮਾਇਆ ਵੇਲੇ ਕਰ ਕਰ ਲੰਬੇ ਹੱਥ ਹੈ ਇਹ ਮਿਲਣਾ ਨਹੀਂ ਹੈਗਾ ਸਤਸੰਗ ਇਹਨੂੰ ਸਤਸੰਗ ਨਹੀਂ ਕਹਿੰਦੇ ਚਾਹੇ ਜੱਫੀ ਪਾ ਕੇ ਵੀ ਮਿਲ ਲੋ ਉਹ ਵੀ ਮਾਇਆ ਕੋ ਮਾਇਆ ਵੇਲੇ ਸਮਝਿਆ ਜੀ ਉਹ ਸੱਚ ਤਾਂ ਅੰਦਰ ਹੈ ਹਿਰਦੇ 'ਚ ਹੈ ਸਤਿਗੁਰ ਤਾਂ ਅੰਦਰ ਬੈਠਾ ਜੇ ਕਿਸੇ ਨੇ ਸੱਚ ਨਾਲ ਮਿਲਣਾ ਆਪਣੇ ਮੂਲ ਨਾਲ ਮਿਲੋ ਜਿੱਥੋਂ ਇਹਦਾ ਜਨਮ ਹੋਇਆ ਇਹ ਸਤਪੁਰਖ ਤੋਂ ਜਨਮ ਹੋਇਆ ਇਹਦਾ ਸਤਪੁਰਖ ਤੇ ਭਿੰਨਣਾ ਪਊ ਸਤਪੁਰਖ ਦੇ ਅੰਦਰ ਹੈ ਅੰਦਰਲੇ ਨੂੰ ਜਾਣਣਾ ਸਤਪੁਰਖ ਨੂੰ ਸਤਪੁਰਖ ਜਨ ਜਾਣਿਆ ਸਤਗੁਰ ਤਾਂ ਤੂੰ ਆਪੇ ਬਣ ਜਾਏਗਾ ਜਦੋਂ ਜਾਣ ਲੇਗਾ ਆਪਣੇ ਮੂਲ ਨੂੰ ਤੈਨੂੰ ਸਤਗੁਰ ਦੀ ਲੋੜ ਕਿੱਥੋਂ ਪੈ ਗਈ ਤੈਨੂੰ ਸਤਗੁਰ ਦੀ ਲੋੜ ਨਹੀਂ ਆ ਤੈਨੂੰ ਆਪਣਾ ਆਪ ਜਾਣਨ ਦੀ ਲੋੜ ਹੈ ਬਾਹਲਾ ਜੇ ਸਤਗੁਰ ਵੀ ਉਹ ਤੈਨੂੰ ਦੱਸੂਏ ਕੁਝ ਉਹ ਸਾਜਨ ਦੱਸੂਏ ਸਾਜਨ ਕੁਝ ਕਹੋ ਉਪਾਇਆ ਉਹ ਉਪਾਇਆ ਹੀ ਕਹੂ ਗਈ ਤੈਨੂੰ ਉਹਦੇ ਨਾਲ ਵੀ ਨਹੀਂ ਮਿਲਣਾ ਹਾਂ ਸਾਜਨ ਹੈ ਉਹ ਸੱਜਣ ਹੈ ਸਤਗੁਰ ਨਹੀਂ ਆਇਆ ਉਹ ਉਹਦਾ ਸੱਜਣ ਹੈ ਕੋ ਮਿੱਤਰ ਹੈ ਸੱਜਣ ਦਾ ਮਿੱਤਰੇ ਹੁੰਦਾ ਗੁਰੂ ਨਹੀਂ ਹੁੰਦਾ ਉਹ ਉਹ ਗੁਰੂ ਉਹ ਵੀ ਨਹੀਂ ਹੈ ਉਹਦਾ ਸੱਜਣ ਹੈ ਸੱਜਣ ਮਿੱਤਰ ਹੁੰਦਾ ਭਾਈ ਵੀ ਹੋ ਸਕਦਾ ਸੱਜਣ ਕਿਹਾ ਹੋਇਆ ਬਾਏ ਦੱਸਣ ਵਾਲੇ ਨੂੰ ਮਿੱਤਰ ਕਿਹਾ ਹੋਇਆ ਭਾਈ ਕਿਹਾ ਹੋਇਆ ਗੁਰਬਾਣੀ ਜੀ ਗੁਰੂ ਤਾਂ ਮੰਨੇ ਨਹੀਂ ਹੋਇਆ ਤੂੰ ਕਰ ਆ ਸੱਜਣਾ ਦੇਖਾਂ ਦਰਸ਼ਨ ਤੇਰਾ ਸੱਜਣ ਕਿਹਾ ਹੋਇਆ ਗੁਰੂ ਤਾਂ ਕਿਹਾ ਹੀ ਨਹੀਂ ਕਦੇ ਹੋਇਆ ਕੋਈ ਗੱਲ ਸੁਣਾਵੇ ਹਰ ਨਾਮ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਉਹ ਲੱਗੇ ਕੋ ਸਿੱਖਾ ਮਨ ਮਿੱਠਾ ਠਾ ਲੱਗਦਾ ਪਿਆਰ ਹੈ ਉਹਦੇ ਨਾਲ ਸੋ ਭਾਈ ਸੋ ਮੇਰਾ ਵੀਰ ਹਾਂ ਸੋ ਭਾਈ ਸੋ ਮੇਰਾ ਵੀਰ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਭਾਈ ਹੈ ਮੇਰਾ ਵੀਰ ਗੁਰੂ ਕਿੱਥੇ ਗਿਆ ਹੈ ਗੁਰਬਾਣੀ ਚ ਤੁਸੀਂ ਕਿਵੇਂ ਮੰਨ ਲਿਆ ਗੁਰੂ ਹੈ ਗੁਰੂ ਕਹਿੰਦੇ ਨੇ ਠੱਗ ਗੁਰੂ ਕਹਿੰਦੇ ਨੇ ਹਿੰਦੂ ਸਿੱਖ ਨਹੀਂ ਕਹਿ ਸਕਦਾ ਗੁਰੂ ਨੇ ਸਾਡੇ ਮੂੰਹ 'ਚ ਬਾਤ ਇਹਨਾਂ ਨੇ ਗੁਰੂ ਪੜਾਇਆ ਕੋਈ ਹੋਰ ਦੀ ਕਹਿ ਕੁਝ ਹੋਰ ਰਹੇ ਆ ਗੁਰੂ ਗੁਰੂ ਬਣ ਕੇ ਬਹਿ ਗਏ ਤਾਂ ਹੀ ਆ ਰੌਲਾ ਕਾ ਕਿਹੜੀ ਗੱਲ ਦਾ ਇਸੇ ਗੱਲ ਦਾ ਰੌਲਾ ਉਹ ਕਹਿੰਦੇ ਜੇ ਨਾਨੂ ਗੁਰੂ ਅਸੀਂ ਵੀ ਉਹਨਾਂ ਨੂੰ ਪਤਾ ਵੀ ਨਾਨੂ ਗੁਰੂ ਹੈ ਨਹੀਂ ਉਹ ਸਮਝਦੇ ਨੇ ਵੀ ਇਹਨਾਂ ਨੇ ਨਾਨਕ ਨੂੰ ਗੁਰੂ ਕਹਿਣ ਤੇ ਨਹੀਂ ਹਟਣਾ ਅਸੀਂ ਬਣ ਜਾਵੇ ਉਹਨਾਂ ਦਾ ਬੀਜ ਬੀਜਿਆ ਹੋਇਆ ਹੈ ਬਹੁਤ ਦੇਰ ਦਾ ਪਹਿਲਾਂ ਦਾ ਸਨਾਤਨੀ ਨੇ ਸਾਰੇ ਇਹਨਾਂ ਦਾ ਗੁਰੂ ਮਨਾ ਲਓ ਇੱਕ ਵਾਰ ਫਿਰ ਸਾਨੂੰ ਹਟਾ ਕੇ ਦਿਖਾਉਣੇ ਹੁਣ ਕਿਵੇਂ ਹਟਾਉਣਗੇ ਗੁਰਬਾਣੀ ਦਾ ਮੰਨਦੇ ਨਹੀਂ ਗੁਰੂ ਹਟਾਉਣ ਦਾ ਤਰੀਕਾ ਇੱਕੋ ਹੀ ਆ ਵੀ ਸਾਰੇ ਦਾਸ ਨੇ ਭਾਈ ਦਾਸ ਬਣ ਜਾਓ ਪਰ ਇਹ ਹੰਕਾਰੀ ਨੇ ਇਹ ਵੀ ਕਹਿੰਦੇ ਜੇ ਗੁਰਨਾਮ ਨੂੰ ਨਹੀਂ ਛੋਟਾ ਬਣਾਤਾ ਸਾਡੇ ਪੱਲੇ ਤਾਂ ਕੱਖ ਵੀ ਨਹੀਂ ਤੁਹਾਡੇ ਪੱਲੇ ਹੁਣ ਵੀ ਕੱਖ ਨਹੀਂ ਹੈ ਜੇ ਨਾਨਕ ਨੂੰ ਦਾਸ ਮੰਨ ਲਿਆ ਫੇਰ ਸ਼ਾਇਦ ਤੁਹਾਡੇ ਪੱਲੇ ਕੁਝ ਪੈ ਜਵੇ ਹੁਣ ਤੁਹਾਡੇ ਪੱਲੇ ਕੱਖ ਵੀ ਨਹੀਂ ਯਾਰ ਕੱਖ ਰਹਿਣਾ ਵੀ ਨਹੀਂ ਪੈਣਾ ਵੀ ਨਹੀਂ ਤੁਹਾਡੇ ਪੱਲੇ ਇਹ ਦਿਖਾਓ ਕੀ ਹੈ ਤੁਹਾਡੇ ਪੱਲੇ ਗੁਰਬਾਣੀ ਨਾਲ ਮੇਲ ਕੇ ਦਿਖਾਓ ਕੀ ਹੈ ਪੱਲੇ ਆਪਣੇ ਆਪ ਇਹਨਾਂ ਕਹੀ ਜਾਓ ਅਸੀਂ ਸਿੱਖਾਂ ਹਿੰਦੁਸਤਾਨ ਨੇ ਆਪਣੇ ਸ਼ਹਿਰੀਆਂ ਨੂੰ ਕਾਰਡ ਦੇ ਲੈਣੇ ਨੇ ਜਿਹੜਾ ਉਹਦਾ ਸ਼ਹਿਰੀ ਨੂੰ ਕਾਰਡ ਨਹੀਂ ਦੇਣਾ ਹੈ ਪਾਕਿਸਤਾਨ ਨੇ ਵੀ ਦੇ ਦੇਣੇ ਨੇ ਆਇਡੈਂਟੀ ਕਾਰਡ ਜਿਹੜੇ ਸ਼ਾਇਦ ਨਹੀਂ ਫੜੇ ਜਾਣੇ ਨੇ ਇਸ ਜ਼ੀਰੋ ਕਾਰਡ ਨਹੀਂ ਮਿਲਣਾ ਗੁਰੂ ਤੋਂ ਮੇਰਾ ਸਿੱਖ ਹੈ ਤੂੰ ਤਾਂ ਫੜੇ ਜਾਣੇ ਸਾਰੇ ਗ੍ਰਿਫਤਾਰ ਹੋ ਜਾਣੇ ਨੇ ਉਹ ਤਾਂ ਕਹੂਗਾ ਮੈਂ ਸ਼ਹਿਰੀ ਹਾਂ ਅਗਲੇ ਨੇ ਕਹਿਣਾ ਸਬੂਤ ਦੇ ਤੂੰ ਸ਼ਹਿਰੀ ਹੈ ਇਹ ਤਾਂ ਕਹਿਣਗੇ ਜਿਹੜੋ ਕਹਿੰਦੇ ਸਾਬਤ ਕਰ ਤੂੰ ਸਿੱਖਾਂ ਸਬੂਤ ਦੇ ਤੂੰ ਸਿੱਖਾਂ ਲੈ ਲੈ ਕਾਰਡ ਪਾਸ ਲੈ ਲੈ ਸੱਚ ਕਰਦਾ ਸਾਬਤ ਤਾਂ ਕਰ ਟੈਸਟ ਦੇ ਤੂੰ ਸਿੱਖ ਨਾ ਤੇਰਾ ਪਿਓ ਕੌਣ ਸੀ ਬਾਪ ਕੌਣ ਸੀ ਜੰਮਿਆ ਕਿੱਥੇ ਸੀ ਸਬੂਤ ਦੇ ਸਬੂਤ ਤਾਂ ਕੋਈ ਹੈ ਹੀ ਨਹੀਂ ਸਬੂਤ ਤਾਂ ਕੋਈ ਹੈ ਹੀ ਨਹੀਂ ਐਦਾਂ ਨਹੀਂ ਕੋਈ ਹੁੰਦੇ ਹੁੰਦੇ ਸਿੱਖ ਐਦਾਂ ਨਹੀਂ ਧਰਮ ਧਾਰਨ ਹੁੰਦੇ ਕਿ ਕੋਈ ਵੀ ਨਹੀਂ ਧਰਮ ਧਾਰਨ ਹੁੰਦਾ ਧਰਮ ਕਿਤਾਬਾਂ 'ਚ ਹੁੰਦੇ ਨੇ ਗ੍ਰੰਥਾਂ 'ਚ ਹੁੰਦੇ ਨੇ ਜਵਾਨ ਦੇ ਉੱਤੇ ਹੋਰ ਕੁਝ ਹੁੰਦਾ ਅੰਦਰ ਕੁਝ ਹੋਰ ਹੁੰਦਾ ਮੂੰਹ ਦੇ ਉੱਤੇ ਕੁਝ ਹੋਰ ਹੁੰਦਾ ਜਨ ਮਨ ਮੋਹਰ ਮੁਖ ਹੋਰ ਤੇ ਕਾਟੇ ਅੱਜ ਸਾਡੇ ਸਿੱਖਾ ਜਾਏਗਾ ਕਿਹਾ ਕਿਸੇ ਹੋਰ ਨੂੰ ਸੀ ਜਿਨ ਮਨ ਹੋਰ ਮੁਖ ਹੋਰ ਮਨ ਵਿੱਚ ਤਾਂ ਮੂਰਤੀ ਹੈ ਰਾਮਚੰਦਰ ਦੀ ਮੂੰਹ ਚ ਨਾ ਨੇ ਉਹ ਨਾ ਜੰਮਦਾ ਭਗਵਾਨ ਨਾ ਮਰਦਾ ਮੂੰਹ ਚ ਆਇਆ ਜਿਹੜਾ ਜੰਮਿਆ ਮਰਿਆ ਉਹ ਭਗਵਾਨ ਨੂੰ ਨਹੀਂ ਬੈਠੇ ਅੰਦਰੋਂ ਮਨ ਚ ਹੋਰ ਹੈ ਤੇ ਮੂੰਹ ਚ ਹੋਰ ਹੈ ਮਨ ਚ ਹੋਰ ਮੂੰਹ ਚ ਹੋਰ ਦਾ ਮਤਲਬ ਕੀ ਹੈ ਭਗਵਾਨ ਤਾਂ ਮੰਨੀ ਬੈਠੇ ਨੇ ਬੰਦੇ ਨੂੰ ਮੂੰਹ ਦੇ ਵਿੱਚ ਆ ਵੀ ਭਗਵਾਨ ਨਾ ਕਦੇ ਜਮਿਆ ਨਾ ਕਦੇ ਮਰਿਆ ਨਾ ਕਿਸੇ ਨੇ ਖਾਣਾ ਮੂੰਹ ਜੇ ਮੂੰਹ ਚ ਸੱਚਾ ਅੰਦਰ ਝੂਠ ਹੈ ਮੂੰਹ ਨਾਲ ਸਾਰੇ ਸੱਚ ਬੋਲਦੇ ਨੇ ਅੰਦਰ ਝੂਠ ਭਰਿਆ ਹੈ ਗੱਲ ਇਹ ਹੈ ਤੁਹਾਡੇ ਅੰਦਰ ਕੀ ਹੈ ਬਾਹਰੋਂ ਤੁਸੀਂ ਕਹੇ ਜਿਓ ਬਾਹਰੋਂ ਲੁਕ ਥੋੜੀ ਜਗਤ ਸ਼ਰੀਫਾਂ ਵਾਲੀ ਹੈ ਇਹਨੂੰ ਨਹੀਂ ਕਿਸੇ ਨੂੰ ਪੁੱਛਣਾ ਅੰਦਰੋਂ ਜੋ ਅਸਲਾ ਫੜਿਆ ਜਾਣਾ ਹੈ ਅੰਦਰੋਂ ਜੋ ਸਭ ਕੁ ਫੜਿਆ ਜਾਣਾ ਗੈਰ ਕਾਨੂੰਨੀ ਜਿਵੇਂ ਜੋ ਨੇ ਬਗਾੜਨੀ ਹੈ ਉਹਨਾਂ ਦਾ ਅੰਦਰ ਦੇਖਣਾ ਬਲੈਕ ਬਾਕਸ ਦੇ ਵਿੱਚ ਕੀ ਹੈ ਅੰਦਰ ਖੋਲ ਕੇ ਜਾ ਦੇਖਣਾ ਹੈ ਬਿਮਾਰੀ ਦਾ ਜਦ ਪਤਾ ਲੱਗਣਾ ਨਾ ਕਰ ਕਰੀ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਕਹੇ ਨਿਰਤ ਨਾ ਮਾਏ ਸਤ ਸੰਗ ਮਿਲਾਏ ਜਦ ਸਤ ਨਾ ਮਿਲ ਜਾਂਦਾ ਸੱਚ ਨਾਲ ਫਿਰ ਝੂਠ ਨੇੜੇ ਕਿਵੇਂ ਆ ਜੂ ਸੱਚ ਦੇ ਨਾਲ ਜਦ ਸੰਗਤ ਕਰਦਾ ਹੈ ਫਿਰ ਜਿਹੜਾ ਝੂਠ ਹੈ ਪਰੇ ਰਹਿ ਝੂਠ ਦਾ ਪਾਰ ਕਰਕੇ ਨਾ ਦਰਿਆ ਝੂਠ ਵਾਲਾ ਦੇਸ ਛੱਡ ਕੇ ਹੀ ਸੱਚ ਖੰਡ ਜਾਂਦਾ ਹੈ ਸੱਚ ਖੰਡ ਤੇ ਬਿਨਾ ਸੱਚ ਸਤਸੰਗ ਹੁੰਦੀ ਹੋਈ ਨਹੀਂ ਸਤਸੰਗ ਹੁੰਦੀ ਸੱਚ ਖੰਡ ਜਾ ਕੇ ਇੱਥੇ ਵੀ ਹੋਈ ਦੇਖੋ ਇੱਥੇ ਝੂਠ ਹੈ ਨਾ ਸੰਸਾਰ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੁਣਦਾ ਜਿਹੜਾ ਸੰਸਾਰ ਦੇ ਵਿੱਚ ਹੈ ਰਚਿਆ ਵਿਚਿਆ ਹੋਇਆ ਉਹਦੀ ਝੂਠ ਨਾ ਸੰਗਤ ਜਿਹਦੀ ਸਤਸੰਗ ਹੋ ਗਈ ਦੁਬਾਰਾ ਸੰਸਾਰ 'ਚ ਹੁੰਦਾ ਹੋਇਆ ਵੀ ਹੈ ਨਹੀਂ ਬਸ ਇੱਕੋ ਵਾਰ ਸਤਸੰਗ ਹੋਣੀ ਹੈ ਮੁੜ ਕੇ ਇਹਨੂੰ ਉਹਨੇ ਸੰਸਾਰ 'ਚ ਨਹੀਂ ਆਉਣਾ ਇਹ ਨਹੀਂ ਆ ਵੀ ਘੜੀ ਸਤਸੰਗ ਹੋ ਗਈ ਘੜੀ 'ਚ ਪਸੰਦ ਹੋ ਗਈ ਐਦਾਂ ਨਹੀਂ ਹੁੰਦਾ ਉਹਨੇ ਪਸੰਦ ਛੱਡ ਜਾਣਾ ਸੱਚ ਨਾਲ ਜੁੜ ਜਾਣਾ ਨਾਨਕ ਕਹੇ ਨਿਰਪਨਮ ਆਏ ਫਿਰ ਜੇ ਉਹ ਦੇਖਦਾ ਨਾ ਹਿੰਦੁਸਤਾਨ ਦੇ ਬਾਰਡਰ ਦੇ ਅੰਦਰ ਖੜ ਕੇ ਹੀ ਉਹ ਪਾਕਿਸਤਾਨ ਦਾ ਦੇਖਦਾ ਜਿੱਥੇ ਨਿਗਾਹ ਜਾਂਦੀ ਇਤੋਂ ਹੀ ਰਾਜਾ ਆਇਆ ਨੂੰ ਆਪਣੇ ਸੱਚਖੰਡ ਦੇ ਵਿੱਚੋਂ ਪੈਰ ਮਾਇਆ ਜੀ ਨਹੀਂ ਲੱਗਦਾ ਉੱਥੋਂ ਬੈਠਾ ਹੀ ਸਭ ਨੂੰ ਦੇਖ ਲੈਂਦਾ ਉੱਥੋਂ ਬੈਠਾ ਹੀ ਦੇਖ ਕੇ ਦੱਸ ਦਿੰਦਾ ਉਹਨੇ ਦੱਸਣਾ ਕੀ ਹੈ ਉਹਨੇ ਛੁੱਟਣ ਦੀ ਵੀ ਦੱਸਣੀ ਹੋਰ ਉਹਨੇ ਕੋਈ ਦੱਸਣਾ ਨਹੀਂ ਛੁੱਟਣ ਨਹੀਂ ਵੀ ਉਹਦੇ ਆਪ ਛੁੱਟਿਆ ਆ ਹੀ ਹੈ ਉਹਨੇ ਵੀ ਕਿਤੇ ਨੂੰ ਪੁੱਛਣ ਜਾਣੀ ਹੈ ਕਿਤੇ ਖੋਜਣ ਜਾਣਾ ਖੋਜਿਆ ਤਾਂ ਹੋਇਆ ਖੋਜਿਆ ਜਨਾਂ ਨੇ ਖੋਜਦਾ ਨਹੀਂ ਉਹਨਾਂ ਜਨ ਮਾਇਆ ਜੋ ਖੋਜਣਾ ਨਹੀਂ ਤੇ ਖੋਜ ਲਿਆ ਸਭ ਕੁਝ ਖੋਜ ਬੂਝ ਜਦ ਖੋਜ ਕੇ ਬੁੱਝ ਲਿਆ ਜਦ ਕਰਤਾ ਵਿਚਾਰਾ ਭਵਜਲ ਤਤ ਨਾ ਲੱਗੇ ਬਾਹਰ ਭਵਜਲ ਦਾ ਕੀ ਸੀ ਇੱਕ ਪੈਰ ਮਾਇਆ ਤੋਂ ਬਾਹਰ ਦੀ ਕੰਦਰ ਸੀ ਨਾ ਭਵਜਲ ਕੀ ਹੈ ਕੁਝ ਵੀ ਨਹੀਂ ਇੱਕ ਪੈਰ ਤਾਂ ਸੱਚਖੰਡ ਚ ਇਹਦਾ ਅਸਲੀ ਸੀ ਸੱਚਖੰਡ ਚ ਚਿਤ ਕਰਕੇ ਮਨ ਮਾਇਆ ਚ ਮਨੇ ਮਾਇਆ ਚ ਫਸਿਆ ਹੈ ਜਾਂ ਸਮਝ ਆ ਗਈ ਮਨ ਮਾਇਆ ਚ ਜਗਿਆ ਜਿਤਨਾ ਨਾਲ ਜੋੜਦਾ ਸਤਸੰਗ ਹੋ ਗਿਆ ਜਦ ਇੱਕ ਮਨ ਚਿਤ ਹੋ ਗਿਆ ਇੱਕ ਚਿਤ ਹੋ ਗਿਆ ਸਤਸੰਗ ਫਿਰ ਉਹਨੂੰ ਲੋੜ ਕੀ ਹੈ ਦਾਲ ਹੋਣ ਦੀ ਲੋੜ ਕੀ ਹੋਈ ਹੈ ਫਿਰ ਨਾਲ ਕਾਦੇ ਹੋਊ ਘਰ ਦਾ ਜੋ ਬਾਹਰ ਨਿਕਲਿਆ ਆ ਸੁਖ ਦਾ ਘਰ ਚ ਆ ਗਿਆ ਉਹਨੂੰ ਸੰਗ ਕਹਿੰਦੇ ਨੇ ਜਦ ਇੱਕ ਹੈ ਸੰਗ ਨਾ ਫਿਰ ਦਾਲ ਹੁੰਦਾ ਹੀ ਨਹੀਂ ਦੁਬਾਰਾ ਇੱਕ ਹੋਇਆ ਹੀ ਰਹਿੰਦਾ ਇੱਕ ਹੋਏ ਤੇ ਪਹਿਲਾਂ ਸੰਗ ਹੈ ਨਹੀਂ ਸਾਫ ਸੂਰਤ ਦਾ ਸੰਗ ਹੁੰਦਾ ਆਪਣੇ ਆਪ ਨਾਲ ਜੁੜਿਆ ਹੋਇਆ ਕਿਸੇ ਨਾਲ ਨਹੀਂ ਜੁੜਿਆ ਹੋਇਆ ਜਿਹੜਾ ਕਿਸੇ ਨਾਲ ਜੁੜਿਆ ਹੋਇਆ ਉਸ ਸੰਗ ਨਹੀਂ ਹੈ ਉਹ ਬਾਹਰ ਨਾਲ ਜੁੜਿਆ ਹੋਇਆ Mm.